ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਨਾਦ ਵਿਸਮਾਦ ਵੇਦ ਨਾਦ ਦੀ ਗੱਲ ਕਰਦੇ ਜੋਗੀ ਨਾਦ ਦੀ ਗੱਲ ਕਰਦੀ ਹੈ ਸਾਰੀ ਦੁਨੀਆ ਕਿ ਨਾਦ ਹੁੰਦਾ ਨਾਦ ਕੀ ਹੈ ਨਾਦ ਹੁਕਮ ਮੈਂ ਇੱਕ ਮੈਸੇਜ ਆ ਰਿਹਾ ਹੈ ਸੱਚਖੰਡ ਤੇ ਪਰਮੇਸ਼ਰ ਦੇ ਘਰੋਂ ਮੈਸੇਜ ਆ ਰਿਹਾ ਹੈ ਜਿਹਦੇ ਅਨੁਸਾਰ ਸਾਰੀ ਦੁਨੀਆ ਦਾ ਸਿਸਟਮ ਹੈ ਜਿਹੜੀ ਕੁਦਰਤ ਚੱਲ ਰਹੀ ਹੈ ਇੱਕ ਤਾਂ ਕੁਦਰਤ ਦਾ ਕੰਟਰੋਲ ਹੈ ਜੜ ਵਸਤੂ ਤੇ ਕੰਟਰੋਲ ਹੈ ਜ਼ਮੀਨ ਘੁੰਮਦੀ ਹੈ ਉਹਦੀ ਸ਼ਕਤੀ ਨਾਲ ਘੁੰਮਦੀ ਹੈ ਦਾਦੀ ਦੀ ਸ਼ਕਤੀ ਨਾਲ ਘੁੰਮਦੀ ਹੈ ਜ਼ਮੀਨ ਸੂਰਜ ਸੌਰ ਮੰਡਲ ਸਾਰਾ ਜਿਹੜਾ ਚੱਲ ਰਿਹਾ ਚਲਾਇਮਾਨ ਹੈ ਔਰ ਇੱਕ ਖਾਸ ਦਿਸ਼ਾ ਦੇ ਵਿੱਚ ਚਲਾਇਮਾਨ ਹੈ ਚੱਲਦਾ ਹੈ ਟਕਰਾਉਂਦਾ ਨਹੀਂ ਟਕਰਾ ਵੀ ਜਾਂਦਾ ਤਾਂ ਵੀ ਉਹਦਾ ਬਚਾਅ ਵਿੱਚ ਇਹ ਸਾਰਾ ਉਹਦੀ ਸ਼ਕਤੀ ਨਾਲ ਚੱਲ ਰਿਹਾ ਉਹਦੀ ਰਜ਼ਾ ਨਾਲ ਚੱਲ ਰਿਹਾ ਫਿਰ ਜਿਹੜੇ ਅਸੀਂ ਜੀਵ ਆ ਸਾਨੂੰ ਜੋ ਮੈਸੇਜ ਆ ਰਿਹਾ ਕਿ ਅਸੀਂ ਕਰਨਾ ਕੀ ਨਹੀਂ ਕਰਨਾ ਉਹ ਵੀ ਰਾਹ ਜੇ ਨਾਦ ਨੂੰ ਕੋਈ ਬੁੱਝ ਲਵੇ ਜਾਣ ਲਵੇ ਤਾਂ ਬਿਸਮਾਦ ਹੋਊਗਾ ਬਿਸਮਾਦ ਉਹਦੇ ਵਾਸਤੇ ਕਿਉਂ ਹੈ ਤਾਂ ਸਹੀ ਉਹ ਚੀਜ਼ ਹੈ ਤਾਂ ਸਹੀ ਪਰ ਆਦਮੀ ਨਹੀਂ ਯਕੀਨ ਕਰਦਾ ਜਿਹੜੀ ਚੀਜ਼ ਹੋਵੇ ਆਦਮੀ ਯਕੀਨ ਨਾ ਕਰੇ ਕਰ ਸਕੇ ਉਹਦੇ ਤੇ ਉਹ ਬਿਸਮਾਦ ਹੁੰਦੀ ਜੇ ਉਹਦਾ ਸਾਰਾ ਵਰਣਨ ਨਾਦ ਦਾ ਜਿਵੇਂ ਨਾਮ ਬਾਰੇ ਅਸੀਂ ਜੋ ਕੁਝ ਸੁਣਦੇ ਆ ਜੇ ਵਾਕਿਆ ਹੀ ਨਾਮ ਹੋਵੇ ਕਿ ਨਾਮ ਜਮਣ ਵਾਲੇ ਕੱਢ ਦਿੰਦਾ ਹੈ ਨਾਮ ਇੱਕ ਜਹਾਜ਼ ਹੈ ਤੇ ਉਹਦੇ ਭਵਸਾਗਰ ਤੋਂ ਡੁੱਬਦਾ ਨਹੀਂ ਹੈ ਉਹਦੇ ਨਾਲ ਇਹ ਜਿਹੜੀਆਂ ਆਉਂਦੀਆਂ ਸਾਰੀਆਂ ਖੂਬੀਆਂ ਨੇ ਸੁਣਦੇ ਆ ਅਸੀਂ ਵਿਸ਼ਵਾਸ ਨਹੀਂ ਕਰਦੇ ਕਿ ਕੋਈ ਅਜਿਹੀ ਚੀਜ਼ ਹੋ ਸਕਦੀ ਹੈ ਫਿਰ ਅੱਖਾਂ ਨੂੰ ਦੀਦਾ ਵੀ ਨਹੀਂ ਹੈ ਉਹ ਗਿਆਨ ਅੰਦਰ ਦੀ ਪਕੜ ਤੋਂ ਹੈ ਵੀ ਪਰੇ ਆਦਮੀ ਇਹ ਸਮਝਦਾ ਵੀ ਇਹ ਗੱਲਾਂ ਫੋਕੀਆਂ ਜੀਆਂ ਨੇ ਕਈਆਂ ਹੋਈਆਂ ਨੇ ਪੋਸੀਬਲ ਨਹੀਂ ਹੈ ਜਿਹੜਾ ਉਹਨੂੰ ਸਪਰਸ਼ ਕਰ ਲੈਂਦਾ ਨਾਦ ਨੂੰ ਉਹਨੂੰ ਦਰਸ਼ਨ ਕਰ ਲੈਂਦਾ ਉਹਦਾ ਉਹ ਫਿਰ ਦੱਸ ਨਹੀਂ ਸਕਦਾ ਉਹ ਕਹਿੰਦਾ ਹੈ ਤਾਂ ਸਹੀ ਲਖਾ ਜੇ ਕੋਈ ਬਸ ਸਹੀ ਕਹਿ ਸਕਦਾ ਹੈ ਤਾਂ ਸਹੀ ਕਬੀਰ ਵੀ ਇਹੀ ਕਹਿ ਰਿਹਾ ਹੈ ਤਾਂ ਸਹੀ ਸ਼ਾਇਦ ਕਬੀਰ ਨੂੰ ਵੀ ਭੁਲੇਖਾ ਸੀ ਵੀ ਕਬਨੀ ਹੋਵੇ ਜਾਂ ਨਾ ਹੋਵੇ ਕਿਉਂਕਿ ਐਸ ਸਾਡੇ ਕੋਲ ਜੋ ਗੁਰਬਾਣੀ ਹੈ ਜਦੋਂ ਤੋਂ ਇਹ ਪ੍ਰਗਟ ਹੋਇਆ ਨਾਦ ਇਹ ਬਰਬਤ ਪ੍ਰਗਟ ਹੋਈ ਹੈ ਕਬੀਰ ਸਭ ਤੋਂ ਪਹਿਲਾਂ ਹੈਗਾ ਕਬੀਰ ਦੀ ਜੋ ਸਾਡੇ ਕੋਲ ਗੁਰਬਾਣੀ ਹੈ ਕਬੀਰ ਦੀ ਬਾਣੀ ਹੈ ਜੋ ਉਹ ਸਭ ਤੋਂ ਪਹਿਲਾ ਗਿਆਨ ਹੈ ਬਾਕੀ ਭਗਤਾਂ ਨੂੰ ਵੀ ਉਹਨੇ ਦੱਸੀ ਹੈ ਤੇ ਉਹਨੇ ਵੀ ਉਹ ਤੋਂ ਪਹਿਲਾਂ ਦੁਨੀਆ ਨੂੰ ਨਹੀਂ ਪਤਾ ਹੈਗਾ ਗ੍ਰੰਥਾਂ ਵਿੱਚ ਲਿਖੀ ਹੋਈ ਹੈ ਗੱਲ ਜਿਵੇਂ ਅੱਜ ਗ੍ਰੰਥਾਂ 'ਚ ਲਿਖੀ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਹੈ ਸਾਨੂੰ ਸਮਝ ਨਹੀਂ ਆਈ ਗੱਲ ਕੀ ਹੈ ਉਦੋਂ ਵੀ ਬੇਸਮਝ ਨਹੀਂ ਸੀਗੀ ਲਿਖਤ ਵਿੱਚ ਸੀ ਗੱਲ ਕਬੀਰ ਨੇ ਉਹ ਲਿਖਤ ਬੜੀ ਜਾ ਕੇ ਮਗਹਰ ਸ਼ਹਿਰ ਇੱਕ ਮਗਹਰ ਕਾਸ਼ੀ ਤੋਂ ਖਿਲਾਫ ਹੈ ਉਹ ਜਿਵੇਂ ਅੱਜ ਗੁਰਬਾਣੀ ਸਾਡੀ ਸਿਵਲ ਦੇ ਸ਼ਾਸਤਰਾਂ ਤੋਂ ਖਿਲਾਫ ਹੈ ਨਾ ਵੇਦ ਤੋਂ ਖਿਲਾਫ ਨਹੀਂ ਹੈ ਬਾਣੀ ਕਤੇਬ ਤੋਂ ਖਿਲਾਫ ਨਹੀਂ ਹੈ ਗੁਰਬਾਣੀ ਖਿਲਾਫ ਨਹੀਂ ਹੈ ਕਤੇਬ ਨੂੰ ਕਤੇਬ ਵਾਲਿਆਂ ਨੂੰ ਥੋੜਾ ਜਿਹਾ ਹੋਰ ਗਾਹਾਂ ਦੱਸਦੀ ਹੈ ਵੇਦ ਨੂੰ ਕਹਾ ਦੱਸਣ ਦੀ ਲੋੜ ਨਹੀਂ ਵੇਦ ਵਿੱਚ ਸਭ ਕੁਝ ਹੈਗਾ ਵੇਦ ਦੇ ਸਿਰਫ ਅਰਥ ਸਮਝਾਉਂਦੀ ਹੈ ਵੇਦ ਦੇ ਜਿਹੜੇ ਅਰਥਾਂ ਦੇ ਅਰਥ ਕਰ ਲੈਣਾ ਪੰਡਤ ਨੇ ਉਹ ਅਰਥ ਠੀਕ ਕੀਤੇ ਨੇ ਵੇਦ ਦੇ ਤਾਂ ਜਿਵੇਂ ਅਸੀਂ ਗੁਰਬਾਣੀ ਦੇ ਹੁਣ ਅਰਥ ਠੀਕ ਕਰ ਰਹੇ ਠੀਕਿਆਂ ਨੇ ਅਰਥਾਂ ਦੇ ਅਰਥ ਕਰਤੇ ਅਸੀਂ ਅਰਥ ਲੱਭ ਕੇ ਬੁੱਝ ਕੇ ਇਸ ਜੋ ਗੁਰਬਾਣੀ ਚੋਂ ਹੀ ਗੁਰਬਾਣੀ ਚ ਗੁਰਬਾਣੀ ਦੇ ਅਰਥ ਪਏ ਨੇ ਉਹ ਅਰਥ ਠੀਕ ਕਰ ਰਹੇ ਹਾਂ ਐਵੇਂ ਉਹ ਠੀਕ ਠੀਕ ਅਰਥ ਬੁੱਝ ਕੇ ਕਬੀਰ ਨੇ ਦੱਸ ਦਿੱਤੇ ਵੀ ਗੱਲ ਆ ਹੈ ਫਿਰ ਉਸ ਅਵਸਥਾ ਨੂੰ ਪਹੁੰਚ ਵੀ ਗਿਆ ਤੂੰ ਪਹੁੰਚ ਜਾਂਦਾ ਹਰੇ ਦੇ ਪਹੁੰਚ ਜਾਂਦਾ ਪੱਟ ਵੀ ਪਹੁੰਚ ਗਏ ਇਹ ਕੋਈ ਜਾਦੂ ਵਾਲੀ ਗੱਲ ਨਹੀਂ ਹੈ ਜੇ ਕੋਈ ਇਹ ਬੰਦੇ ਵੀ ਪਹੁੰਚ ਨਹੀਂ ਸਕਦਾ ਉਹ ਬਿਲਕੁਲ ਉਹਦਾ ਡੱਲ ਦਿਮਾਗ ਹੈ ਉਹ ਬੁੱਝਿਆ ਪਰਮਾਤਮਾ ਤੋਂ ਖਰਾਬ ਹੈ ਉਹ ਗੁਰੂ ਦਾ ਭਰੋਸਾ ਹੀ ਨਹੀਂ ਗੁਰਬਾਣੀ ਤੇ ਭਰੋਸਾ ਹੀ ਨਹੀਂ ਉਹਨੂੰ ਜੇ ਗੁਰਬਾਣੀ ਕਹਿੰਦੀ ਹੈ ਪਹੁੰਚ ਸਕਦਾ ਹੈ ਤਾਂ ਉਹ ਕਿਵੇਂ ਕਹਿੰਦਾ ਨਹੀਂ ਪਹੁੰਚ ਸਕਦਾ ਉਹ ਗੁਰਬਾਣੀ ਦਾ ਵਿਰੋਧੀ ਹੈ ਫਿਰ ਇਹ ਗੁਰਬਾਣੀ ਦਾ ਜਾਣ ਕੁਝ ਕੇ ਵਿਰੋਧੀ ਹੈ ਕਿ ਕੋਈ ਇਧਰ ਨੂੰ ਜਾਵੇ ਹੀ ਨਾ ਵੀ ਇਹ ਨਦੀ ਇਹ ਦਰਿਆ ਦਾ ਕੋਈ ਪਾਰ ਕਰੇ ਨਹੀਂ ਸਕਦਾ ਉਹ ਤਾਂ ਪਹਿਲਾਂ ਹਿੰਦੂ ਫਿਰ ਕਹਿੰਦੇ ਸੀ ਵੀ ਕਲਪਨਾ ਜਿੱਤੀ ਨਹੀਂ ਜਾ ਸਕਦੀ ਪਰ ਅਗਲੇ ਨੇ ਜਿੱਤ ਲਈ ਕਬੀਰ ਕਹਿੰਦਾ ਹੈ ਤਾਂ ਸਹੀ ਲਖੇ ਜੇ ਕੋਈ ਜੇ ਕੋਈ ਦੇਖਣਾ ਚਾਹੁੰਦਾ ਹੋਵੇ ਜੇ ਕੋਈ ਸਮਝਣਾ ਚਾਹੁੰਦਾ ਹੋਵੇ ਤਾਂ ਉਹਦੇ ਵਾਸਤੇ ਹੈ ਜੇ ਸਮਝਣਾ ਨਹੀਂ ਚਾਹੁੰਦਾ ਉਹ ਹੋਇਆ ਨਾ ਹੋਇਆ ਉਹਦੇ ਵਾਸਤੇ ਕੀ ਹੋਵੇ ਜਾਂ ਨਾ ਹੋਵੇ ਜਿਹਨੂੰ ਰਾਹ ਜਾਣਾ ਹੀ ਨਹੀਂ ਉਹਨੇ ਕੀ ਲੈਣਾ ਬਸ ਲਖੇ ਜੇ ਕੋਈ ਸ਼ਰਤ ਹੈ ਜਿਹੜਾ ਅੱਜ ਸਿੱਖ ਕਹਿੰਦੇ ਨੇ ਵੀ ਉਸ ਅਵਸਥਾ ਨੂੰ ਨਾਨਕਾਲੀ ਨੂੰ ਪਹੁੰਚ ਨਹੀਂ ਸਕਦਾ ਨੌ ਨਾਨਕ ਦਾ ਪਿੱਛੋਂ ਪਿੱਛੋਂ ਪਹੁੰਚੇ ਨੇ ਨਾਨਕ ਤੇ ਉਹ ਨੌਏ ਨਾਨਕ ਨੇ ਜਿਹੜੇ ਪਿੱਛੇ ਪਹੁੰਚੇ ਨੇ ਅਸੀਂ ਤਾਂ ਦੇਵੀ ਦੇ ਨਹੀਂ ਜਾਂਦੇ ਉਹਦਾ ਦੇਵੀ ਦੇ ਜਾਣ ਵਾਲੇ ਵੀ ਸੀ ਵਿੱਚ ਗੰਗਾ ਜਾਣ ਵਾਲੇ ਵੀ ਸੀ ਵਿੱਚ ਅਸੀਂ ਤਾਂ ਜਾਂਦੇ ਨਹੀਂ ਅਸੀਂ ਕਿਉਂ ਨਹੀਂ ਬਣ ਸਕਦੇ ਪਿਛਾਂ ਖਿੱਚੂ ਮਾਤਾ ਉਹਨਾਂ ਦੀ ਬਿਲਕੁਲ ਦਿਮਾਗ ਨੇ ਉਹ ਡਲ ਦਿਮਾਗ ਨੇ ਉਹ ਅਸਲ ਚ ਬਹੁਤੇ ਮਾਇਆਦਾਰੀ ਨੇ ਦੇਖਣ ਨੂੰ ਸਿੱਖ ਰਹੇ ਹੋ ਤੋਂ ਬਾਰੋ ਬਾਰੋ ਸਿੱਖ ਰਹੇ ਹੋ ਅੰਦਰ ਸਿੱਖੀ ਦੀ ਅਣਸਾ ਨਹੀਂ ਉਹਨਾਂ ਦੇ ਬਿਲਕੁਲ ਵੀ ਜਿਹੜੇ ਕਹਿੰਦੇ ਨੇ ਹਮਾਲੀਆ ਦੀ ਚੋਟੀ ਦੇ ਕਿਸੇ ਵਾਰ ਸੋਚਦੇ ਨਹੀਂ ਕੋਈ ਚੜ ਨਹੀਂ ਸਕਦਾ ਜਦ ਤੋਂ ਤਾਂ ਸਿੰਘ ਚੜ ਗਿਆ ਜਾਣਾ ਸਾਨੂੰ ਜਾ ਚੜਦਾ ਜਾ ਚੜਦਾ ਨਾ ਹੁਣ ਕਿਵੇਂ ਜਾ ਚੜਦਾ ਨੇ ਐਦਾਂ ਹੀ ਹੁੰਦਾ ਜਾਂ ਕਬੀਰ ਜਾ ਚੜਿਆ ਕਿੰਨੇ ਭਗ ਜਾ ਚੜੇ ਜੇ ਗੁਰੂ ਨਾਨਕ ਜਾ ਚੜਿਆ ਕਿੰਨੇ ਸਤਾਬਲ ਬਣ ਜਾ ਚੜੇ ਉਹਦੇ ਚੋਟੀ ਤੇ ਸੁੰਦਰ ਜਾ ਚੜਿਆ ਪੱਟ ਜਾ ਚੜੇ ਕੋਈ ਚੜਨ ਵਾਲਾ ਰਾਹ ਦਿਖਾਉਂਦਾ ਹੁੰਦਾ ਫਿਰ ਸਾਰੇ ਜਾ ਬਹੁਤ ਜਾ ਚੜਦੇ ਨੇ ਰਾਹ ਇੱਕ ਦਿਖਾਉਂਦਾ ਫਿਰ ਲੱਖਾਂ ਕਰੋੜਾਂ ਇਸ ਕੀ ਬਰਕਤ ਖਾਣੇ ਅਸੰਖ ਕਰੋੜੇ ਅਸੰਖ ਕਰੋੜੇ ਅਸੰਖ ਕਰੋੜਾਂ ਜਾ ਚੜਦੇ ਨੇ ਉੱਥੇ ਤਾਂ ਇੱਕ ਦੀ ਬਰਕਤ ਨੂੰ ਇੱਕ ਰਾਹ ਦੱਸ ਦਿੰਦਾ ਫਿਰ ਚੜ ਪੈਂਦੇ ਨੇ ਸਾਰੇ ਚਲੇ ਜਾਂਦੇ ਨੇ ਤੇ ਗੁਰਬਾਣੀ ਦੀਆਂ ਗੱਲਾਂ ਝੂਠੀਆਂ ਨੇ ਵੀ ਲਿਖੀਆਂ ਹੋਈਆਂ ਅਸਲ ਜੋ ਜਿਹੜੇ ਆਦਮੀ ਨੇ ਹਿੰਦੂਆਂ ਚੋਂ ਆਏ ਨਾ ਕੱਟੜ ਹਿੰਦੂ ਉਹਨਾਂ ਦੀਆਂ ਗੱਲਾਂ ਕਹੀਆਂ ਹੋਈਆਂ ਨੇ ਇਹ ਹੁਣ ਵੀ ਜਿਹੜੇ ਨੇ ਹਿੰਦੂ ਨੇ ਉਹ ਕਿਆ ਉਹਨਾਂ ਨੇ ਗੁਰਬਾਣੀ ਮੰਨਣੀ ਉਹਦੀ ਮੰਨਣ ਦੇਣੀ ਉਹਦੀ ਉਹ ਹੋ ਸਕਦੇ ਨੇ ਆਪਾਂ ਨੇ ਉਹਨਾਂ ਦੇ ਕੀ ਲੈਣ ਆਪਾਂ ਗੁਰੂ ਦੀ ਗੱਲ ਮੰਨਣੀ ਹੈ ਇਸ ਕੀ ਬਰਕਤ ਖਾਏ ਅਸੰਖ ਕਰੋੜੇ ਸਭ ਦਾ ਕਰੋੜਾਂ ਕਿੰਨੇ ਅਜ ਤੱਕ ਭਗਤ ਹੋ ਚੁੱਕੇ ਨੇ ਇਹਦੀ ਗਿਣਤੀ ਨਹੀਂ ਦੱਸ ਰਹੀ ਬਣ ਪਰਵਾਣੀ ਨਹੀਂ ਦੱਸ ਰਹੀ ਗਿਣਤੀ ਇਸ ਮਾਰਗ ਤੇ ਚੱਲ ਕੇ ਸੰਸਾਰ ਚੋਂ ਕਿੰਨੇ ਮੁਕਤ ਹੋ ਚੁੱਕੇ ਨੇ ਇਹਦੀ ਗਿਣਤੀ ਉਹ ਨਹੀਂ ਦੱਸ ਰਹੀ ਹਿੰਦੂ ਮਤ 33 ਕਰੋੜ ਕਹਿੰਦਾ ਹਿੰਦੂ ਮਤ 33 ਕਰੋੜ ਉਹ ਜਿਹੜੇ 33 ਕਰੋੜ ਦੇਵਤਾ ਕਹਿੰਦੇ ਨੇ ਇਹ ਪਹੁੰਚੇ ਹੋਏ ਦੀ ਗੱਲ ਕਰਦੇ ਨੇ ਪਰ ਉਹ ਮਰਮਾਨੀ ਨਹੀਂ ਦੱਸਦੀ ਉਹ ਕਹਿੰਦੇ ਕੋਈ ਕਹਿ ਨਹੀਂ ਸਕਦੇ ਕਿੰਨੇ ਪਹੁੰਚ ਇਹ ਦੱਸ ਸਕਦਾ ਕੋਈ ਇਹਦੀ ਗੱਲ ਨਾ ਦੱਸਣ ਦੀ ਲੋੜ ਹੈ ਸੱਚਖੰਡ ਦੀ ਆਬਾਦੀ ਕਿੰਨੀ ਹੈ ਕੋਈ ਨਹੀਂ ਦੱਸ ਸਕਦਾ ਇੱਥੇ ਦੀ ਆਬਾਦੀ ਨੂੰ ਦੱਸ ਸਕਦਾ ਕੋਈ ਕਿੰਨੀ ਹੈ ਕਿੰਨੀਆਂ ਆਤਮਾਵਾਂ ਨੇ ਇੱਥੇ ਕੋਈ ਦੱਸ ਦੂਗਾ ਕੋਈ ਦੱਸ ਸਕਦਾ ਆਤਮਾਵਾਂ ਕਿੰਨੀਆਂ ਨੇ ਇੱਥੇ ਪਸ਼ੂ ਪੰਛੀ ਬਿਰਖਾ ਸਾਵਾ ਦੇ ਵਿੱਚ ਐਸ ਸ੍ਰਿਸ਼ਟੀ ਤੇ ਹੀ ਕੋਈ ਕੋਈ ਨਹੀਂ ਦੱਸ ਸਕਦਾ ਇਹ ਕਿਆ ਫੇਰ ਨੇ ਬਾਕੀ ਹਾਂਜੀ ਵਿਸਮਾਦ ਨਾਦ ਵਿਸਮਾਦ ਵੇਦ ਜਿਹੜਾ ਉਹਦਾ ਨਾਦ ਹੈ ਪਹਿਲਾਂ ਤਾਂ ਉਹੀ ਵਿਸਮਾਦ ਹੈ ਫਿਰ ਜਿਹੜਾ ਗਿਆਨ ਦੇ ਜਾਂਦਾ ਦੇਖੋ ਬੋਲਦਾ ਨਹੀਂ ਹਰ ਸਪਰਸ਼ ਕਰ ਜਾਂਦਾ ਬਹੁਤ ਕੁਝ ਦੱਸ ਜਾਂਦਾ ਮੱਛਰ ਆ ਕੇ ਬਹਿ ਗਿਆ ਮੱਖੀ ਆ ਕੇ ਬਹਿ ਗਈ ਆਦਮੀ ਦੀ ਜਾਗਰੇ ਦੇ ਉੱਤੇ ਬਹੁਤ ਕੁਝ ਦੱਸ ਗਈ ਪਤਾ ਲੱਗਾ ਮੇਰੇ ਮੱਖੀ ਬਹਿ ਗਈ ਪਰੇਸ਼ਾਨ ਕਰਤਾ ਉਹਨੇ ਪਰ ਉਹ ਨਾਲ ਪਰੇਸ਼ਾਨ ਕਿਉਂਕਿ ਉਹ ਸਰੀਰ ਨਾਲ ਟੱਚ ਕੀਤਾ ਨਾ ਮਾਇਆ ਨਾਲ ਟੱਚ ਕੀਤੀ ਹੈ ਮਾਇਆ ਨਾਲ ਮਾਇਆ ਟੱਚ ਕੀਤੀ ਹੈ ਤਾਂ ਪਰੇਸ਼ਾਨ ਹੁੰਦਾ ਚੇਤਨ ਨਾਲ ਚੇਤਨ ਟੱਚ ਕੀਤਾ ਤਾਂ ਪਰੇਸ਼ਾਨ ਨਹੀਂ ਹੁੰਦਾ ਜਦ ਚੇਤਨ ਦਾ ਚੇਤਨ ਨਾਲ ਸਪਰਸ਼ ਹੁੰਦਾ ਹੈ ਪਰੇਸ਼ਾਨੀ ਦੂਰ ਹੁੰਦੀ ਹੈ ਜੇ ਚੇਤਨ ਮਨ ਦਾ ਸਪਰਸ਼ ਹੁੰਦਾ ਪਰੇਸ਼ਾਨੀ ਦੂਰ ਹੁੰਦੀ ਹੈ ਚੇਤਨ ਨਾਲ ਚੇਤਨ ਦਾ ਟਕਰਾਅ ਹੋ ਸਕਦਾ ਹੈ ਟਕਰਾਅ ਹੋਣਾ ਹੋਰ ਗੱਲ ਹੈ ਟਕਰਾਅ ਹੁੰਦਾ ਵੱਜ ਕੇ ਦੂਰ ਹੋ ਜਾਣਾ ਇੱਕ ਦੂਜੇ ਵੱਜ ਕੇ ਦੂਰ ਹੋ ਜਾਣਾ ਦੁਸ਼ਮਣੀ ਟਕਰਾਏ ਦੁਸ਼ਮਣੀ ਕਰਦਾ ਟਕਰਾਏ ਆਤਮਾ ਦਾ ਟਕਰਾਅ ਉੱਥੇ ਉਹ ਵੱਜ ਕੇ ਇੱਕ ਦੂਜੇ ਦੂਰ ਹੋ ਗਏ ਦੂਰ ਹੋਣ ਵਾਸਤੇ ਟਕਰਾਅ ਹੁੰਦਾ ਹੈ ਇੱਕ ਦੂਜੇ ਵਾਲ ਮਾਰੀ ਦੀਵਾਰ ਨਾਲ ਪਿੱਛੇ ਦੂਰ ਚਲੀ ਗਈ ਜਦੋਂ ਖੜ ਕੇ ਮਾਰੀ ਤੇ ਉਦੋਂ ਵੀ ਦੂਰ ਗਈ ਚੇਤਨ ਨਾਲ ਚੇਤਨ ਦਾ ਟਕਰਾਅ ਹੋ ਜਾਂਦਾ ਦੂਰ ਹੋ ਜਾਂਦੀ ਹੈ ਚੇਤਨ ਚੇਤਨ ਨਾਲ ਚੇਤਨ ਦਾ ਮਲਾਪ ਹੁੰਦਾ ਨਾਲ ਹੀ ਜੁੜ ਜਾਂਦੀ ਹੈ ਚੇਤਨ ਡੇੜੇ ਹੋ ਜਾਂਦੀ ਹੈ ਚੇਤਨ ਚੇਤਨ ਦੇ ਚੇਤਨ ਨੇੜੇ ਹੋਵੇ ਤਾਂ ਸੁਖ ਪੈਦਾ ਹੁੰਦਾ ਹੈ ਪ੍ਰੇਮ ਸਾਨੂੰ ਨੇੜੇ ਕਰਦਾ ਕਰਦਾ ਨਾ ਸਭਨਾ ਪ੍ਰੇਮ ਕਰਨਾ ਚੇਤਨਾ ਦੇ ਨੇੜੇ ਚਲਾ ਜਾਣਾ ਹੈ ਸਾਰੀ ਚੇਤਨਾ ਦੇ ਨੇੜੇ ਜੋ ਸੁਖ ਮਿਲਦਾ ਦੂਰ ਜਾਣ ਦੇ ਦੁੱਖ ਮਿਲਦਾ ਹੈ ਨਫ਼ਰਤ ਦੂਰ ਕਰਦੀ ਹੈ ਪ੍ਰੇਮ ਨੇੜੇ ਕਰਦਾ ਹੈ ਨਫ਼ਰਤ ਟਕਰਾਅ ਹੁੰਦਾ ਵਿੱਚ ਜਿੱਥੇ ਨਫ਼ਰਤ ਉੱਥੇ ਟਕਰਾਏ ਦੂਰ ਦੂਰ ਕਰਦੀ ਹੈ ਇੱਕ ਦੂਏ ਤੋਂ ਪ੍ਰੇਮ ਨੇੜੇ ਕਰਦਾ ਜਿਹਨੇ ਪ੍ਰੇਮ ਕੀਓ ਤੇ ਨਹੀਂ ਪ੍ਰਭ ਤਾਂ ਲੈ ਸਾਰਿਆਂ ਵਿੱਚ ਪ੍ਰਭ ਹਸਦਾ ਜਿਹੜਾ ਪ੍ਰੇਮ ਕਰਦਾ ਮਨ ਚਾਹੇ ਚੰਗਾ ਨਹੀਂ ਸਮਝਦਾ ਪ੍ਰੇਮ ਕਰਨ ਵਾਲੇ ਨੂੰ ਭਗਤ ਪ੍ਰੇਮ ਕਰਦੇ ਸੀ ਸਾਰਿਆਂ ਨਾਲ ਹਿੰਦੂ ਨਹੀਂ ਸੀ ਚੰਗਾ ਸਮਝਦੇ ਕਿ ਉਹਨਾਂ ਦੇ ਝੂਠ ਦਾ ਖੰਡਨ ਕਰਦੇ ਸੀ ਇਹ ਤਾਂ ਨਹੀਂ ਸੀ ਉਹਨਾਂ ਨੇ ਇਹ ਤਾਂ ਨਹੀਂ ਸਮਝਿਆ ਵੀ ਸਾਡੇ ਝੂਠ ਦਾ ਖੰਡਨ ਕਰ ਇਸ ਕਰਕੇ ਨਹੀਂ ਕਰਦੇ ਸਾਡੀ ਨਿੰਦਿਆ ਕਰਨ ਵਾਸਤੇ ਆ ਸਾਡੀ ਬੇਇੱਜ਼ਤੀ ਕਰਨ ਵਾਸਤੇ ਸਾਨੂੰ ਦੱਸਦੇ ਨੇ ਵੀ ਤੁਸੀਂ ਜਨਮ ਨਾ ਬਣਾਓ ਸਿੱਧੇ ਨਾ ਭੇਜੋ ਨੁਕਸਾਨ ਨਾ ਕਰੋ ਦੇਖੋ ਆਦਮੀ ਦੀ ਸੋਚ ਹੈ ਬੱਚੇ ਨੂੰ ਘੂਰਦਾ ਹੈ ਟੀਚਰ ਬੱਚਾ ਉਹਦਾ ਬੁਰਾ ਬਣਾਉਂਦਾ ਹੈ ਉਹਦੀ ਸੋਚ ਹੈ ਜੇ ਬੁਰਾ ਨਾਮ ਨਾ ਕੇ ਦੂਏ ਪਾਸੇ ਸੋਚੇ ਵੀ ਮੇਰੇ ਫਾਇਦੇ ਖਾਤਰ ਕਰਦਾ ਘੂਰਦਾ ਉਹ ਪ੍ਰੇਮ ਪੈਦਾ ਕਰੂਗੀ ਟੀਚਰ ਵਾਸਤੇ ਉਹਦੇ ਬਸ ਬੈਨੀਫਿਟ ਬੱਚੇ ਦਾ ਹੀ ਹੈ ਦੇਖੋ ਦੋਹਾਂ ਗੱਲਾਂ ਵਿੱਚ ਚਾਹੇ ਉਹ ਨਫ਼ਰਤ ਕਰੇ ਚਾਹੇ ਉਹ ਪ੍ਰੇਮ ਕਰੇ ਉਸ ਗੱਲ ਨੂੰ ਟੀਚਰ ਨੂੰ ਪਰ ਜੇ ਉਹ ਨਫ਼ਰਤ ਕਰੂਗਾ ਉਹਦੀ ਬੁੱਧ ਪ੍ਰਸ਼ਟ ਹੋ ਜੂਗੀ ਬੱਚੇ ਦੀ ਟੀਚਰ ਦੀ ਗੱਲ ਉਹਨੇ ਮੰਨਣੀ ਨਹੀਂ ਨੁਕਸਾਨ ਆਪਣਾ ਕਰ ਲੈਣਾ ਟੀਚਰ ਦਾ ਤਾਂ ਕੋਈ ਨੁਕਸਾਨ ਨਹੀਂ ਹੋਣਾ ਭਗਤਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਲੋਕਾਂ ਨੇ ਨਫ਼ਰਤ ਕੀਤਾ ਭਗਤਾਂ ਨਾਲ ਭਗਤਾਂ ਦਾ ਕੀ ਵਿਗੜ ਗਿਆ ਅੱਜ ਦੁਨੀਆ ਪ੍ਰੇਮ ਕਰਦੀ ਹੈ ਪ੍ਰੇਮ ਹੈ ਕਰਦੀ ਹੈ ਦੁਨੀਆ ਗੱਲ ਦੁਨੀਆ ਅੱਜ ਵੀ ਨਹੀਂ ਮੰਨਦੀ ਐਵੇਂ ਉਤੋਂ ਉਤੋਂ ਕਰਦੀ ਹੈ ਪ੍ਰੇਮ ਨਹੀਂ ਕਰਦੀ ਪ੍ਰੇਮ ਨਹੀਂ ਕਰਦੀ ਦੁਨੀਆ ਝੂਠਾ ਪ੍ਰੇਮ ਕਰਦੀ ਹੈ ਅੱਜ ਅਸੀਂ ਗੁਰੂਆਂ ਨਾਲ ਝੂਠਾ ਪ੍ਰੇਮ ਕਰਦੇ ਹਾਂ ਸਵਾਰਥੀ ਪ੍ਰੇਮ ਕਰਦੇ ਹਾਂ ਸਵਾਰਥ ਦਾ ਝੂਠਾ ਪ੍ਰੇਮ ਹੁੰਦਾ ਸਵਾਰਥ ਦਾ ਉਹ ਦਾ ਰੂਪ ਹੈ ਦੂਆ ਸਵਾਰਥ ਦਾ ਪ੍ਰੇਮ ਹੈ ਸਾਡਾ ਜੇ ਅਸਲੀ ਪ੍ਰੇਮ ਹੋਵੇ ਤਾਂ ਗੁਰਬਾਣੀ ਨੂੰ ਮੰਨੀ ਗੁਰਬਾਣੀ ਮੰਨਦੇ ਨਹੀਂ ਗੁਰੂਆਂ ਖਾਤਰ ਮਰਨ ਮਾਰ ਨੂੰ ਤਿਆਰ ਆ ਕੀ ਗੱਲ ਹੈ ਫਿਰ ਕਿਉਂ ਹੈ ਪੁਰਾਣੇ ਦਾ ਅਸੀਂ ਮੰਨਦੇ ਹੀ ਨਹੀਂ ਕਹਿੰਦੇ ਨੇ ਵੀ ਔਖੀ ਹੈ ਮੰਨਣੀ ਹੈ ਤੇ ਗੁਰੂਆਂ ਨਾਲ ਰਿਸ਼ਤਾ ਕਿਹੜੀ ਗੱਲ ਦਾ ਸਾਡਾ ਕਿਹੜੀ ਗੱਲ ਦਾ ਰਿਸ਼ਤਾ ਹੈ ਭਗਤਾਂ ਨਾਲ ਕਿਹੜੀ ਗੱਲ ਦਾ ਰਿਸ਼ਤਾ ਹੈ ਕੁਝ ਨਹੀਂ ਦਿਖਾਵਾ ਸਭ ਸਭ ਫਰਾਡ ਹੈ ਵੀ ਜੇ ਸਾਡੇ ਨੇ ਤੁਹਾਡੇ ਨੇ ਤੁਸੀਂ ਗੱਲ ਮੰਨੋ ਉਹਨਾਂ ਦੀ ਦੂਜੇ ਜੇ ਤੁਸੀਂ ਨਹੀਂ ਮੰਨੋਗੇ ਦੂਜਾ ਕੌਣ ਮੰਨੂ ਉਹ ਦੂਜਾ ਗੁਣ ਮੈਨੂੰ ਜੇ ਤੁਹਾਡੇ ਨੇ ਤਾਂ ਜ਼ਿੰਮੇਵਾਰੀ ਵੀ ਤੁਹਾਡੀ ਆ ਗੱਲ ਮੰਨਣ ਦੀ ਪਹਿਲਾਂ ਉਸ ਗੱਲ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸਿੱਖਾਂ ਦੀ ਹੈ ਸਿੱਖ ਮੰਨਣ ਨੂੰ ਤਿਆਰ ਨਹੀਂ ਸਿੱਖ ਵਿਰੋਧ ਕਰਦੇ ਨੇ ਸਗੋਂ ਕੀ ਇਹ ਸਿੱਖ ਗੁਰੂ ਵਾਲੇ ਨੇ ਕੀ ਅਸੀਂ ਸਿੱਖ ਗੁਰੂ ਵਾਲੇ ਆ ਆਪਾਂ ਵਿੱਚ ਹੀ ਆ ਜਿਹੜੇ ਗੁਰਬਾਣੀ ਨੂੰ ਨਹੀਂ ਮੰਨਦੇ ਉਹ ਗੁਰੂ ਵਾਲੇ ਨਹੀਂ ਹੈਗੇ ਹੁਣ ਆਪਾਂ ਅੱਡ ਕੱਢ ਲੈਣੇ ਜਿਹੜੇ ਮੰਨਦੇ ਨੇ ਚਾਹੇ ਥੋੜੀਓ ਮੰਨਦੇ ਨੇ ਗੁਰੂ ਵਾਲੇ ਮੰਨਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਗੁਰੂ ਵਾਲੇ ਨੇ ਮੰਨਣਾ ਚਾਹੁੰਦੇ ਨੇ ਉਹ ਵੀ ਗੁਰੂ ਵਾਲੇ ਨੇ ਥੋੜੇ ਸਹੀ ਹੈ ਤਾਂ ਸਹੀ ਚਾਹੁੰਦੇ ਜਿਹੜੇ ਕਹਿੰਦੇ ਨੇ ਗੁਰੂ ਦੀ ਗੱਲ ਉੱਤੇ ਆਉਣੇ ਨਹੀਂ ਦੇਣੀ ਉਹ ਉਹ ਕੌਣ ਨੇ ਉਹ ਵਿਰੋਧੀ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਉਹ ਰਾਮ ਰਈਏ ਉਹ ਤੀਰ ਬਲੀਏ ਨੇ ਤੀਰ ਨੇ ਕੀ ਕੀਤਾ ਸੀ ਗੋਲਕ ਤੇ ਕਬਜ਼ਾ ਕੀਤਾ ਸੀ ਅੰਮ੍ਰਿਤਸਰ ਤੇ ਕਬਜ਼ਾ ਕਰ ਲਿਆ ਗੁਰਮਤਿ ਦੀ ਸੀ ਉਹਨੂੰ ਮਤਲਬ ਕੋਈ ਵਾਲਾ ਦਾ ਕਬਜ਼ਾ ਜਿੱਥੇ ਗਿਆ ਨਹੀਂ ਹੈ ਅੰਮ੍ਰਿਤਸਰ ਤੋਂ ਅਜਾ ਉੱਥੇ ਨਹੀਂ ਗਿਆ ਅੰਮ੍ਰਿਤਸਰ ਤੋਂ ਤਾਂ ਗੁਰਮਤ ਦਾ ਪ੍ਰਚਾਰ ਹੋਇਆ ਹੀ ਨਹੀਂ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਲੰਬੇ ਸਮੇਂ ਤੱਕ ਨਹੀਂ ਹੋਇਆ ਤੀਰਮਲ ਦਾ ਪ੍ਰਚਾਰ ਹੋਇਆ ਅੰਮ੍ਰਿਤਸਰ ਤੋਂ ਵੀ ਬਰੋਦੀ ਪ੍ਰਚਾਰ ਹੋਇਆ ਜਦ ਹੋਇਆ ਜਦੋਂ ਹੋਇਆ ਨੌਵੇਂ ਬਾਜਾ ਆਏ ਅੰਮ੍ਰਿਤਸਰ ਬਣਨੇ ਨਹੀਂ ਦਿੱਤੇ ਕਿਉਂ ਕਿਉਂ ਨਹੀਂ ਬਣ ਦਿੱਤੇ ਨਹੀਂ ਸੀ ਚਾਹੁੰਦੇ ਅਗਲੇ ਵੀ ਗੁਰਮਤ ਦਾ ਪ੍ਰਚਾਰ ਹੋਵੇ ਇਹ ਸੱਚ ਹੈ ਅੱਜ ਵੀ ਗੁਰਮਤ ਦਾ ਪ੍ਰਚਾਰ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ ਅੰਮ੍ਰਿਤਸਰ ਵਾਲਿਆਂ ਬਿਲਕੁਲ ਵੀ ਵਾਲਾ ਵਾਲੇ ਪ੍ਰਚਾਰ ਅੱਜ ਹੋ ਰਿਹਾ ਕੋਈ ਗੋਲਕ ਕੋਈ ਵਿਰੋਧ ਕੋਈ ਗੁਰਬਾਣੀ ਦੇ ਸੱਚ ਦਾ ਵਿਰੋਧ ਜੇ ਉਹ ਇਹ ਮੰਨਣ ਇਹ ਕਹਿਣ ਵੀ ਇਹ ਗੱਲ ਗਲਤ ਹੈ ਉਹ ਡਿਸਕਸ ਕਰ ਲੈਣ ਸਾਬਤ ਕਰ ਦਿੰਦੇ ਆਪਣੇ ਕੋਲ ਤਾਂ ਪ੍ਰੂਫ ਹੈ ਸਾਬਤ ਕਰ ਦੇਣਾ ਸੀ ਕਦੋਂ ਉਹਨਾਂ ਨੇ ਵਿਰੋਧ ਕੀਤਾ ਕਿਵੇਂ ਕੀਤਾ ਸਾਰੀ ਗੱਲ ਸਾਬਤ ਹੈ ਚਲੋ ਜੇ ਪਿਛਲੀ ਗੱਲ ਗੱਲ ਤਾਂ ਹੁਣ ਕਰ ਲੈਣ ਛੱਡੋ ਵੀ ਕੀ ਆਪਾਂ ਬਹਿਸ ਕਰਕੇ ਕੀ ਲੈਣਾ ਹੁਣ ਕਰ ਲੈਣ ਫਿਰ ਇਹ ਦੱਸਣੇ ਗੱਲ ਗਲਤ ਹੈ ਜੇ ਨਹੀਂ ਗਲਤ ਫਿਰ ਪ੍ਰਚਾਰ ਕਿਉਂ ਨਹੀਂ ਕਰਦੇ ਚਲੋ ਪਿਛਲੀ ਗੱਲ ਵੀ ਛੱਡੋ ਹੋ ਸਕਦਾ ਕਿਸੇ ਨੂੰ ਪਤਾ ਨਾ ਲੱਗਿਆ ਹੋਵੇ ਬਹੁਤਿਆਂ ਨੂੰ ਨਾ ਪਤਾ ਲੱਗਿਆ ਹੋਵੇ ਦੋ ਚਾਰ ਆਦਮੀ ਨੂੰ ਪਤਾ ਹੋਵੇ ਉਹਨਾਂ ਨੇ ਗੜਬੜ ਕਰਤੀ ਹੋਵੇ ਇਹ ਬੈਂ ਚੋਂ ਵੀ ਕੀ ਲੈਣ ਜੇ ਅੱਗੇ ਹੋ ਗਿਆ ਚਲੋ ਵੀ ਮਿੱਟੀ ਪਾ ਲੈਣੇ ਉਹਦੇ ਤੇ ਹੁਣ ਕਰੋ ਪਰ ਇਸ ਪਾਸੇ ਨਹੀਂ ਆਉਣਾ ਇਹਨਾਂ ਇਹ ਗੱਲ ਅਲੱਗ ਆ ਵੀ ਆਉਣਾ ਪੈ ਜਵੇ ਔਰ ਪਊਗਾ ਵੀ ਪਊਗਾ ਪਾਣੀ ਇੰਨਾ ਆ ਰਿਹਾ ਪਿਛੋਂ ਉੱਤੇ ਦੀ ਡੁੱਬ ਜਾਣਾ ਇਹਨਾਂ ਦੇ ਹਵਾਲੀਆ ਵੀ ਡੁੱਬ ਜਾਣਾ ਵਿੱਚ ਇਹਨਾਂ ਨੇ ਕੁਝ ਵੀ ਚੱਲਣਾ ਜਿਵੇਂ ਭਗਤਾਂ ਦੇ ਟਾਈਮ ਤੇ ਪਾਣੀ ਆ ਗਿਆ ਸੀ ਨਾ ਕਾਸ਼ੀ ਕਾਸ਼ੀ ਦੇ ਉੱਤੇ ਲੰਘ ਗਿਆ ਸੀ ਪਾਣੀ ਵਿਪਰ ਪ੍ਰਧਾਨਾਂ ਨੇ ਡਡੌਤ ਕਰਤੀ ਸੀ ਡਡੌਤ ਹੁਣ ਵੀ ਕਰਨ ਇਹਨਾਂ ਨੇ ਵਿਦਵਾਨ ਸਾਰੇ ਵਰਡ ਦੇ ਵਿੱਚ ਲੋੜ ਹੈ ਸਿੱਖ ਸਿੱਖਾਂ 'ਚ ਵੀ ਬਹੁਤ ਸੂਝਵਾਨ ਆਦਮੀ ਨੇ ਜਿਹਨਾਂ ਨੂੰ ਲੋੜ ਹੈ ਇਸ ਗੱਲ ਦੀ ਇਹਨਾਂ ਦੇ ਵਾਸਤੇ ਗੱਲ ਨਹੀਂ ਜਿਹੜੀ ਮੀਡੀਆ ਹੁਣ ਤਾਂ ਬਹੁਤ ਉੱਚੀ ਗੱਲ ਚਲੀ ਗਈ ਹੁਣ ਤਾਂ ਗੱਲੇ ਬਹੁਤ ਇਹਨਾਂ ਦੇ ਵਾਸਤੇ ਬਾਹਰ ਹੈ ਹੁਣ ਤਾਂ ਮਿੰਟਾਂ ਸਕਿੰਟਾਂ ਸਾਰੀ ਵਾਰਡ 'ਚ ਫੈਲ ਜਾਂਦੀ ਹੈ ਯੋ ਇਹਨੂੰ ਖਚਾਉਂਦੀ ਹੈ ਗੱਲ ਅਤਵਾਦ ਵੀ ਇਸੇ ਧਰਮ ਦੀ ਦੇਣ ਹੈ ਜਿਹੜੇ ਧਰਮ ਖੋਟੇ ਧਰਮ ਨੇ ਧਰਮ ਖੋਟੇ ਨੇ ਧਾਰਮਿਕ ਬੰਦੇ ਖੋਟੇ ਨੇ ਤੁਸੀਂ ਐਂ ਕਹੋ ਕਿ ਧਰਮ ਵੀ ਖੋਟੇ ਧਾਰਮਿਕ ਜਿਨ੍ਹਾਂ ਦੇ ਕਬਜ਼ੇ ਜਿਨ੍ਹਾਂ ਖੁਦ ਖੋਟੇ ਨੇ ਉਸ ਖੋਟ ਦਾ ਪ੍ਰਚਾਰ ਹੁੰਦਾ ਧਰਮ ਨੂੰ ਖਰੇ ਨੂੰ ਖੋਟਾ ਕਰਕੇ ਪ੍ਰਚਾਰ ਕਰ ਰਹੇ ਨੇ ਖੋਟਾ ਬਣਾਉਣੇ ਬੰਦੇ ਜੋ ਖੋਟੇ ਨੇ ਖੋਟੇ ਬੰਦੇ ਨੇ ਹੱਥ ਚਾਇਆ ਆਇਆ ਸਾਰਾ ਕੁਝ ਉਹਨੂੰ ਖੋਟਾ ਕਰਕੇ ਪ੍ਰਚਾਰ ਕਰ ਰਹੇ ਨੇ ਪਬਲਿਕ ਵੀ ਜ਼ਿਆਦਾ ਖੋਟੀ ਹੁੰਦੀ ਹੋਈ ਹੈ ਪਬਲਿਕ ਤਾਂ ਸਾਰੀ ਖੋਟੀ ਹੁੰਦੀ ਹੋਈ ਹੈ ਪਬਲਿਕ ਦੇ ਮਤਲਬ ਦਾ ਪ੍ਰਚਾਰ ਕਰਦੇ ਨੇ ਗੁਰੂ ਦੇ ਕਹੇ ਵਾਲਾ ਪ੍ਰਚਾਰ ਨਹੀਂ ਕਰਦੇ ਜੋ ਪਬਲਿਕ ਚਾਹੁੰਦੀ ਹੈ ਉਹ ਪ੍ਰਚਾਰ ਹੋ ਰਿਹਾ ਜੋ ਗੁਰੂ ਚਾਹੁੰਦਾ ਉਹ ਪ੍ਰਚਾਰ ਨਹੀਂ ਹੋ ਰਿਹਾ ਪਬਲਿਕ ਤਾਂ ਫਿਰ ਐਸੇ ਹੀ ਚਾਹੁੰਦੀ ਹੁੰਦੀ ਹੈ ਪਬਲਿਕ ਮਨਮੁੱਖਾਂ ਦੀ ਭਰੀ ਹੋਈ ਹੈ ਇਹਨਾਂ ਨੂੰ ਗੁਰਮੁਖ ਬਣਾਉਣਾ ਹੈ ਤੇ ਗੁਰਮੁਖ ਦਾ ਬਣਨਾ ਚਾਹੁੰਦੇ ਨਹੀਂ ਘੜੀਏ ਘੜੀਏ ਮਾਰੀਏ ਗੁਰਬਾਣੀ ਕਰ ਰਹੀ ਹੈ ਸਾਨੂੰ ਘੜੀ ਤਥਾ ਘੜੀਏ ਸੁਰਤ ਮਤ ਮਨ ਬੁੱਧ ਤੇ ਜਿੱਥੇ ਘੜ ਹੁੰਦਾ ਉੱਥੇ ਤਾਂ ਫਿਰ ਸਕੂਲ 'ਚ ਜਾਣੇ ਘੜੇ ਹੁੰਦੇ ਨੇ ਕਾਲਜਾਂ 'ਚ ਘੜੇ ਹੁੰਦੇ ਨੇ ਇਹ ਤਾਂ ਗੁਰੂ ਦੀ ਸਾਲ ਹੈ ਤਾਂ ਘੜਨੇ ਤੇ ਘੜ ਕੇ ਸਿੱਖ ਬਣੇ ਨੇ ਸਿੱਖ ਕਿੱਥੇ ਨੇ ਤੇ ਘੜ ਹੋਣਾ ਕੋਈ ਚਾਹੁੰਦਾ ਨਹੀਂ ਗੁਰੂ ਨੂੰ ਆਪਣੇ ਆਪਣੇ ਵੱਲ ਕਰਦੇ ਨੇ ਰਿਸ਼ਵਤ ਦੇ ਕੇ ਪੈਸੇ ਦੇ ਕੇ ਸੋਨਾ ਚੜਾ ਕੇ ਰਮਾਲੇ ਦੇ ਕੇ ਦੋ ਦੋ ਲੱਖ ਦੇ 4-4 ਲੱਖ ਦੇ ਪੈਸੇ ਨਾਲ ਗੁਰੂ ਨੂੰ ਖਰੀਦਣਾ ਚਾਹੁੰਦੇ ਨੇ ਤੇ ਗੁਰੂ ਦਾ ਤਾਂ ਇੱਕ ਇੱਕ ਗੁਣ ਮੁੱਲ ਹੈ ਇਹ ਗੁਣਾ ਦਾ ਸਮੁੰਦਰ ਇੱਕ ਇੱਕ ਗੁਣ ਅਮੁੱਲ ਹੈ ਅਮੁੱਲ ਗੁਣ ਅਮੁੱਲ ਵਪਾਰ ਗੁਰੂ ਅਮੁੱਲੇ ਦੰਦਾ ਗੁਣ ਮੁੱਲ ਨੂੰ ਨਹੀਂ ਮਿਲਦਾ ਕੋਈ ਆਦਮੀ ਸੰਤੋਖੀ ਨਹੀਂ ਜਿਹੜੇ ਖਰੀਦਦੇ ਨੇ ਜਿੰਨਾ ਲੋਕ ਮਾਇਆ ਜ਼ਿਆਦਾ ਦਿੰਦੇ ਨੇ ਚਾਹੇ ਕਾਸੇ ਵਾਲੇ ਨੂੰ ਦੇਣ ਚਾਹੇ ਕਿਤੇ ਦੇਣ ਖੁਦ ਸੰਤੋਖੀ ਨਹੀਂ ਸੰਤੋਖ ਹੀ ਗੁਣ ਚਾ ਉਹਨਾਂ ਨੂੰ ਮੁੱਲ ਨੂੰ ਸੰਤੋਖ ਹੀ ਨਹੀਂ ਮਿਲਿਆ ਹੋਰ ਉਹਨਾਂ ਨੂੰ ਕੀ ਮਿਲਣਾ ਸੰਤੋਖ ਸਭ ਤੋਂ ਛੋਟਾ ਗੁਣ ਹੈ ਸਭ ਤੋਂ ਛੋਟਾ ਗੁਣ ਸੰਤੋਖ ਹੈ ਤੋਂ ਬੜੇ ਨੇ ਬਾਕੀ ਗੁਣ ਸਾਰੇ ਜਿਹੜੇ ਅੱਠੇ ਗੁਣ ਆਏ ਨੇ ਨਾ ਇੱਕ ਦੇ ਨਾਲ ਲੱਗ ਕੇ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸੰਤੋਖ ਹੈ ਉਹ ਨਹੀਂ ਨਾ ਜੀ ਸੰਤੋਖ ਕਿੱਥੇ ਹੈ ਨਾ ਸੰਤੋਖ ਦਾ ਹੈ ਉਹ ਨਹੀਂ ਸਭ ਤੋਂ ਛੋਟਾ ਗੁਣ ਸੰਤੋਖ ਹੈ ਉਹ ਵੀ ਹੈ ਨਹੀਂ ਸਾਡੇ ਕੋਲ ਸੰਤੋਖ ਤਾਂ ਉਹਦੇ ਬਾਅਦ ਗੁਣ ਆਉਣੇ ਨੇ ਸੰਤੋਖ ਤੇ ਬਾਅਦ ਸੰਤੋਖ ਤਾਂ ਸਿਰਫ ਫਿਰਦਾ ਹੀ ਸ਼ੁੱਧ ਕਰਦਾ ਸੰਤੋਖ ਤਾਂ ਉਹੀ ਗੱਲ ਹੈ ਜਿਹੜਾ ਉਹ ਕਬੀਰ ਕਹਿੰਦਾ ਤੇ ਟੁੱਟ ਕੋਰੀ ਗਾਗਰ ਆਨਾ ਕਹਿੰਦਾ ਜਲਾਹਾ ਰੋਜ਼ ਕੋਰੀ ਜਲਾਹੇ ਨੂੰ ਕਹਿੰਦਾ ਕਹਿੰਦਾ ਜਲਾਹਾ ਰੋਜ਼ ਉੱਡਦਾ ਸੀ ਆਪਣੇ ਆਪ ਨੂੰ ਕਹਿ ਰਿਹਾ ਨਾ ਨੇ ਟੁੱਟ ਸਾਰੇ ਉੱਡਦਾ ਸੀ ਕੋਰੀ ਇਹ ਜਲਾਹਾ ਜੋ ਲਾਹਾ ਕਹਿੰਦਾ ਲਾਹਾ ਲੈਣ ਵਾਸਤੇ ਉੱਠਦਾ ਸੀ ਜਾਤ ਨੂੰ ਨਹੀਂ ਕਹਿ ਰਿਹਾ ਉਹ ਜਲਾਹਾ ਇਹ ਲਾਹੇ ਵਾਸਤੇ ਜਿਹੜਾ ਉੱਠਦਾ ਸੀ ਨਾ ਰੋਜ਼ ਲਾਹਾ ਲੈਣ ਵਾਸਤੇ ਜੋ ਲਾਹਾ ਗਾਗਰ ਹਨ ਕੋਰੀ ਗਾਗਰ ਹਨ ਲਿਪਤ ਜੀਓਗੇ ਐ ਲਿਪਦਾ ਸੀ ਧਰਤੀ ਨੂੰ ਗੰਗਾ ਤੋਂ ਪਾਣੀ ਲਿਆ ਕੇ ਐਨ ਪੂਰੀ ਰੀਜ ਨਾਲ ਉਹ ਹਿਰਦਾ ਹੀ ਸ਼ੁੱਧ ਕਰ ਰਿਹਾ ਸੀ ਹੋਰ ਨਹੀਂ ਕੁਝ ਕਰ ਰਿਹਾ ਸਾਫ ਹਿਰਦੇ ਨਾਲ ਕਰ ਰਿਹਾ ਸੀ ਉਹ ਹਿਰਦਾ ਸ਼ੁੱਧ ਕਰਨ ਦਾ ਲਿਪਣ ਲਾਤਾ ਧਰਤੀ ਧਰਤੀ ਕਦੇ ਸ਼ੁੱਧ ਹੋਈ ਹੈ ਧਰਤੀ ਸ਼ੁੱਧ ਕਰਨ ਲਾਤਾ ਇੱਥੇ ਬੈਠ ਕੇ ਕਰੀ ਉਹ ਕਰਨਾ ਸੀ ਹਿਰਦਾ ਸ਼ੁੱਧ ਵੀ ਇੱਥੇ ਬੈਠ ਕੇ ਨਾਮ ਜਪੀ ਬਾਹਰ ਕਰਤੀ ਧਰਤੀ ਧਰਤੀ ਦੇ ਕੀ ਬੈਠਿਆ ਸਰੀਰ ਸਰੀਰ ਦਾ ਗੰਦਗੀ ਨਹੀਂ ਬੋਟੜੀ ਹੈ ਸਰੀਰ ਤੇ ਤਾਂ ਸਾਰਾ ਗੰਦ ਹੈ ਇਹ ਗੰਦਗੀ ਬੋਲਣੀ ਤਾਂ ਉੱਥੇ ਰੱਖਦੀ ਲਿਆ ਕੇ ਤਾਂ ਧਰਤੀ ਸ਼ੁੱਧ ਕਰਕੇ ਫਿਰ ਸ਼ੁੱਧ ਕਿਵੇਂ ਉਹ ਤਾਂ ਸ਼ੁੱਧ ਵੀ ਅਸ਼ੁੱਧ ਹੋ ਜੂ ਇਹ ਧਰਮ ਦੇ ਵਿੱਚ ਇੱਥੇ ਹੀ ਸਾਰਾ ਭੇਦ ਹੈ ਕਰਨਾ ਕੀ ਸੀ ਕੀ ਕਰਨ ਲਾਤੇ ਸਾਡੇ ਵੀ ਉਹ ਰੋਜ਼ ਦੁੱਧ ਨਾਲ ਤਾਂ ਹੀ ਧੋਂਦੇ ਨੇ ਨਾ ਦੁੱਧ ਨਾਲ ਧੋਣ ਦਾ ਕੀ ਮਤਲਬ ਹੈ ਸਿੱਧੂ ਦੀ ਨਕਲ ਹੈ ਚਾਹੇ ਦੁੱਧ ਪਾ ਲਓ ਹੋਰ ਚਾਹ ਜੇ ਪਾ ਲੋ ਦੁੱਧ ਦੁੱਧ ਨਾਲ ਤਾਂ ਦੋਨੇ ਹੋ ਵੀ ਉੱਥੇ ਅਪਵਿੱਤਰ ਕਰਤਾ ਕਿਸ ਨੇ ਆ ਕੇ ਉਹ ਬਾਣੀ ਪੜੀ ਜਾਂਦੀ ਹੈ ਉਹਨੂੰ ਰੋਜ਼ ਤੁਸੀਂ ਦੁੱਧ ਨਾਲ ਪਵਿੱਤਰ ਕਰਦੇ ਹੋ ਉਹ ਪਵਿੱਤਰ ਹੈ ਇਹ ਸੰਗਤ ਉੱਥੇ ਚੋਰ ਆਉਂਦੇ ਨੇ ਜਿਹੜੇ ਪਵਿੱਤਰ ਕਰਕੇ ਤੁਸੀਂ ਆਪੇ ਚੋਰ ਹੋ ਸੇਵਾਦਾਰ ਕੀ ਕਿਸੇ ਨੇ ਸਵਾਲ ਕਰਤੇ ਹੈ ਜਵਾਬ ਕੀ ਜਵਾਬ ਸੋਚ ਲਈਦੇ ਹੁੰਦੇ ਨੇ ਪਹਿਲਾਂ ਜੋ ਅਸੀਂ ਕਰ ਰਹੇ ਹਾਂ ਉੱਤੇ ਜਿਹੜੇ ਸਵਾਲ ਉੱਠਣ ਉਹਦੇ ਜਵਾਬ ਪਹਿਲਾਂ ਸੋਚੀਦੇ ਹੁੰਦੇ ਨੇ ਜਿਹੜੇ ਲੋਕ ਇਹ ਨਹੀਂ ਸੋਚਦੇ ਮਰ ਜਾਂਦੇ ਹੁੰਦੇ ਨੇ ਉਹ ਤਰਮ ਖਤਮ ਹੋ ਜਾਂਦੇ ਹੁੰਦੇ ਨੇ ਜੋ ਮੈਂ ਕਰ ਰਿਹਾ ਮੇਰੇ ਤੇ ਜਿਹੜਾ ਸਵਾਲ ਉੱਠਣ ਜੇ ਮੈਨੂੰ ਜਵਾਬ ਉਹਦੇ ਕੋਲ ਮੈਨੂੰ ਪਹਿਲਾਂ ਨਹੀਂ ਜੇ ਮੈਂ ਉਹਦਾ ਬਣਾਇਆ ਹੋਇਆ ਮੈਂ ਮਰ ਜੂਗਾ ਅਗਲੇ ਨੇ ਜਿਹੜਾ ਹਥਿਆਰ ਬਣਾ ਲਿਆ ਪਹਿਲਾਂ ਜੇ ਸਾਡੇ ਕੋਲ ਦੀ ਰਕਾਵਟ ਨਹੀਂ ਮਰ ਜਾਣਾ ਸੀ ਫਿਰ ਨਹੀਂ ਬਸਲਦੇ ਸਕਦੇ ਉਹਨੇ ਗੋਲੀ ਚਲਾ ਦੇਣੀ ਸਾਡੇ ਹਲਕਣੀ ਉਹਦੀ ਰੁਕਾਵਟ ਪਹਿਲਾਂ ਬਣਨੀ ਚਾਹੀਦੀ ਹੈ ਜਿਹੜਾ ਦੂਏ ਦਾ ਤਰਕਾ ਹੈ ਧਰਮਾਂ ਦੇ ਉੱਤੇ ਤਰਕਾਂ ਦੇ ਤੀਰ ਨਾਸ ਕਰਕੇ ਰੱਖ ਦਿੰਦੇ ਨੇ ਧਰਮ ਦਾ ਲੀਰਾ ਲੀਰਾ ਕਰਕੇ ਰੱਖ ਦਿੰਦੇ ਨੇ ਗੁਰਬਾਣੀ ਪਹਿਲਾਂ ਅਸੀਂ ਤਰਕ ਮਾਰੇ ਨੇ ਲੋਕਾਂ ਨੂੰ ਅੱਜ ਤਰਕ ਪੈਣਗੇ ਸਾਨੂੰ ਜਵਾਬ ਇੱਕ ਨਹੀਂ ਸਾਡੇ ਕੋਲ ਕਬੀਰ ਕਹਿੰਦਾ ਜਦ ਦੇਖਾ ਬੇੜਾ ਜਰਜਰਾ ਤਾਂ ਉਹ ਉਤਰ ਪੜਿਓ ਫਰਕ ਜਦ ਮੈਂ ਦੇਖਿਆ ਤਾਂ ਸਾਰੇ ਕੇ ਛੇਕ ਹੋਏ ਨੇ ਕਬੀਰ ਬੇੜਾ ਜੱਜਰਾ ਫੂਟੇ ਛੇਕ ਹਜ਼ਾਰ ਹਜ਼ਾਰਾਂ ਛੇਕ ਨੇ ਜਿੱਥੇ ਤੀਰ ਮਾਰਦਾ ਕੋਈ ਉੱਥੇ 6 ਛੇਕ ਹੋ ਜਾਂਦਾ ਜਿੱਥੇ ਕੋਈ ਤਰਕ ਕਰਦਾ ਉੱਥੇ 6 ਛੇਕ ਹੋ ਜਾਂਦਾ ਅੱਜ ਸਾਡੇ 6 ਤੇ 6 ਹੋਏ ਪਏ ਨੇ ਕੁਛ ਨਹੀਂ ਹੈ ਸਾਡੇ ਕੋਲ ਹਾਂ ਕੋਈ ਲੜਨ ਦਾ ਮਾਰਿਆ ਵੀ ਇਹ ਪੈ ਜਾਣਗੇ ਨਾ ਕਹੇ ਉਹ ਗੱਲ ਰੰਗ ਕੋਈ ਇਹ ਭੂਤ ਨੇ ਸਾਰੇ ਪਾਗਲ ਨੇ ਸਦਾਈ ਨੇ ਸਿੱਖ ਇਹ ਗਲ ਪੈ ਜਾਂਦੇ ਨੇ ਜਿਹੜਾ ਗੱਲ ਪੈਂਦਾ ਆਦਮੀ ਤਰਕ ਤੇ ਉਹ ਧਰਮ ਹੁੰਦਾ ਹੀ ਨਹੀਂ ਜਿਹੜਾ ਆਦਮੀ ਧਰਮ ਦੀ ਗੱਲ ਪੈਂਦਾ ਗੱਲ ਹੁੰਦਾ ਗੱਲ ਪੈਂਦਾ ਨਾ ਧਰਮ ਦਾ ਸਵਾਲ ਕਰੇ ਤੇ ਪੁੱਛੇ ਤੇ ਗੱਲ ਪੈਂਦਾ ਉਹ ਧਰਮ ਕੇ ਨਹੀਂ ਹੁੰਦਾ ਉਹ ਧਰਮ ਤੋਂ ਵਿਰੁੱਧ ਹੁੰਦਾ ਸਿੱਧਾ ਨੂੰ ਤਰਕ ਮਾਰੇ ਨੇ ਗੁਰਬਾਣੀ ਕੋਈ ਲੜਿਆ ਨਹੀਂ ਮੁਸਲਮਾਨ ਨੂੰ ਤਰਕ ਮਾਰੇ ਨੇ ਕੋਈ ਲੜਿਆ ਨਹੀਂ ਜੋਗੀਆਂ ਨੂੰ ਸੰਨਿਆਸੀਆਂ ਨੂੰ ਤਰਕ ਦਿੱਤੇ ਨੇ ਬਾਹਮਣਾਂ ਨੂੰ ਤਰਕ ਦਿੱਤੇ ਨੇ ਕੋਈ ਲੜਿਆ ਨਹੀਂ ਪਰ ਇਹ ਗੱਲ ਪੈਂਦੇ ਨੇ ਸਭ ਤੋਂ ਪਾਗਲ ਸਿੱਖ ਜੀ ਸਭ ਤੋਂ ਨਾਸਕ ਸਿੱਖ ਹੈ ਅੱਜ ਸਭ ਤੋਂ ਮੂਰਖ ਸਿੱਖ ਹੈ ਅੱਜ ਧਾਰਮਿਕ ਆਦਮੀ ਕਰਨੀਆਂ ਹੈ ਖਾੜੇ ਤੋਂ ਡਰਦੇ ਹੋ ਜਿਹੜਾ ਪਰਵਾਨ ਖਾੜੇ ਤੋਂ ਡਰੇ ਪਰਵਾਨ ਦਾ ਧਾਰਮਿਕ ਆਦਮੀ ਧਾਰਮਿਕ ਚਰਚਾ ਤੋਂ ਡਰੇ ਪਰਵਾਨ ਖਾੜੇ ਤੋਂ ਡਰੇ ਪਰਵਾਨਾ ਹੋ ਧਾਰਮਿਕ ਆਦਮੀ ਧਾਰਮਿਕ ਚਰਚਾ ਤੋਂ ਡਰੇ ਨਾਮ ਚਰਚਾ ਕਰ ਰਹੇ ਧਰਮ ਬੰਦਾ ਕਹਿਲਾ ਕੌਣ ਹੈ ਉਹਨੂੰ ਉਹ ਤਾਂ ਧਰਮ ਦਾ ਵਿਰੋਧੀ ਹੈ ਚਰਚਾ ਤੋਂ ਤਾਂ ਧਰਮ ਪੈਦਾ ਹੁੰਦਾ ਹੁੰਦਾ ਚਰਚਾ ਕੀ ਹੁੰਦੀ ਹੈ ਸ਼ਬਦ ਵਿਚਾਰ ਚਰਚਾ ਸ਼ਬਦ ਵਿਚਾਰ ਇਹ ਹੁੰਦੀ ਹੈ ਗੁਰਮੁਖ ਬੈਠੋ ਸਭਾ ਵਿਚਾਈ ਉੱਥੇ ਕੀ ਕਰਨਾ ਸਭਾ ਵਿਚਾ ਕੇ ਬਹਿ ਕੇ ਵਿਚਾਰੇ ਤਾਂ ਨਹੀਂ ਵਿਚਾਰ ਚ ਵੀ ਕਰਕੇ ਹੁੰਦੇ ਨੇ ਬਿਨਾ ਆ ਗੱਲ ਹੀ ਐ ਹੋਵੇ ਕਿਵੇਂ ਉਹ ਵਿਚਾਰ ਜਦ ਕਰਨੀ ਹੈ ਉਹ ਰੜਕਣਾ ਕਿਸੇ ਚੀਜ਼ ਨੂੰ ਦੋਏ ਪਾਸੇ ਹੈ ਇੱਕ ਐ ਉਹ ਇੱਕ ਉਲਟਾਉ ਇਸ ਕਰਕੇ ਜਿਹੜਾ ਤਰਕ ਹੈ ਤਰਕ ਤੋਂ ਭੱਜ ਨਹੀਂ ਸਕਦਾ ਕੋਈ ਗੁਰਬਾਣੀ ਦੇ ਭਰੀ ਹੋਈ ਤਰਕਾ ਨਹੀਂ ਪਈ ਹੈ ਹਾਂਜੀ ਬਿਸਮਾਰ ਨਾਲ ਬਿਸਮਾਰ ਵੇਦ ਜਿਹੜਾ ਵੇਦ ਹੈ ਨਾਦ ਦਾ ਵੇਦ ਗਿਆਨ ਗੁਰਬਾਣੀ ਵਿੱਚ ਉਹ ਗਿਆਨ ਉਹ ਨਾਦ ਦਾ ਹੀ ਗਿਆਨ ਹੈ ਸਾਰਾ ਗੁਰਬਾਣੀ 'ਚ ਇਹ ਵੇਦ ਹੈ ਵੇਦ ਦਾ ਗਿਆਨ ਹੈ ਉਹ ਵੇਦ ਦੇ ਵਿੱਚੋਂ ਅਲੱਦੀ ਹੈ ਸਾਨੂੰ ਵੇਦ ਦਾ ਨੌਲੇਜ ਦਾ ਅਲੱਦੀ ਹੈ ਸਿੱਖਾਂ ਨੂੰ ਉਹਦੇ ਕਿਹਾ ਕਿਵੇਂ ਤੜਫਲਾ ਸੀ ਜਿਵੇਂ ਦਰਸੋ ਵੇਦ ਦਾ ਨੌਲੇਜ ਆ ਵੇਦ ਹੈ ਇਹਨੂੰ ਕੱਢ ਦਿਓ ਬਾਹਰ ਵੇਦ ਨੂੰ ਵੇਦ ਦਾ ਅਰਥ ਹੁੰਦਾ ਗਿਆਨ ਉਹ ਗਿਆਨ ਦੇ ਗ੍ਰੰਥ ਨੇ ਉਹਨੂੰ ਵੇਦ ਕਹਿਣ ਲੱਗੇ ਜਿਵੇਂ ਗੁਰੂ ਦੀ ਬਾਣੀ ਦਰਜ ਹੈ ਪੋਥੀ ਸਾਹਿਬ ਜੀ ਨੂੰ ਗੁਰੂ ਕਹਿਣ ਲੱਗੇ ਪੋਥੀ ਸਾਹਿਬ ਕੀ ਹੈ ਗੁਰੂ ਦੀ ਬਾਣੀ ਦਰਜ ਹੈ ਬਲਕਿ ਨਾਦ ਦਾ ਬੇਦ ਦਰਜ ਹੈ ਉਹ ਨਾਦ ਜਿਹੜਾ ਸੁਣਿਆ ਉਹਨਾਂ ਨੇ ਜਿਹੜਾ ਉਹਦੇ ਬਾਰੇ ਗਿਆਨ ਲਿਖਿਆ ਉਹ ਦਰਜ ਹੈ ਇਹਨੂੰ ਗੁਰੂ ਗ੍ਰੰਥ ਕਹਿਣ ਲੱਗੇ ਗੁਰੂ ਗ੍ਰੰਥ ਦਾ ਨਾਮ ਨਹੀਂ ਰੱਖਿਆ ਮਾਲਕ ਨੇ ਜਿਨ੍ਹਾਂ ਨੇ ਸੰਕਲਨ ਕੀਤਾ ਉਹਨੇ ਰੱਖਿਆ ਲੇਕਿਨ ਕਹਿਣ ਲੱਗੇ ਉਹ ਵੀ ਕਹਿਣ ਲੱਗੇ ਹਾਲਾਂਕਿ ਬਾਅਦ ਚ ਕਹਿਣ ਲੱਗੇ ਕਿਉਂ ਕਹਿਣ ਲੱਗੇ ਗੱਲ ਵੱਖਰੀ ਹੈ ਕੀ ਲੋੜ ਪਈ ਹੈ ਗੱਲ ਵੱਖਰੀ ਹੈ ਪੋਤੀ ਸਾਹਿਬ ਨੋ ਵੱਡਾ ਹੈ ਗੁਰੂ ਨੋ ਛੋਟਾ ਹੈ ਗੁਰੂ ਗ੍ਰੰਥ ਨਾਲੋਂ ਛੋਟਾ ਹੈ ਪੋਤੀ ਪਰਮੇਸ਼ਰ ਦਾ ਥਾਨ ਹੈ ਉਹ ਵੱਡਾ ਨੋ ਅਸੀਂ ਗੁਰਿਆਈ ਦੇ ਕੇ ਦੁਆ ਕੇ ਕਹਿ ਕੇ ਗੁਰੂ ਦਸਮ ਪਾਸ਼ਾ ਤੋਂ ਦਸਮ ਪਾਸ਼ਾ ਦਾ ਪਰਮੇਸ਼ਰ ਦੇ ਪੁਜਾਰੀ ਨੇ ਪਰਮੇਸ਼ਰ ਦੇ ਉਪਾਸਕ ਨੇ ਉਪਾਸਕ ਉਪਾਸਕ ਜਿਹੜਾ ਆਦਮੀ ਹੁੰਦਾ ਛੋਟਾ ਹੁੰਦਾ ਜਿਹਦੀ ਉਪਾਸਨਾ ਕਰਦਾ ਵੱਡਾ ਹੁੰਦਾ ਉਹ ਤਾਂ ਪੋਥੀ ਦੇ ਉਪਾਸਕ ਨੇ ਆਪ ਉਹ ਆਪਣੀ ਸੀਟ ਪੋਥੀ ਤੋਂ ਵੱਡੇ ਨਹੀਂ ਹਨ ਉਹ ਛੋਟੇ ਨੇ ਪਹਿਲਾਂ ਹੀ ਗਿਆਨ ਕਰਕੇ ਵੀ ਛੋਟੇ ਨੇ ਪਹਿਲਾਂ ਹੀ ਨਾਲੇ ਕਹਿੰਦੇ ਨੇ ਵੀ ਜਿਹੜਾ ਉਹਨਾਂ ਨੇ ਗਿਆਨ ਲਿਖਿਆ ਜੋ ਉਹਨਾਂ ਨੇ ਗ੍ਰੰਥ ਲਿਖੇ ਨੇ ਉਹ ਗੁਰੂ ਗ੍ਰੰਥ ਦੇ ਗਿਆਨ ਨਾਲੋਂ ਘੱਟ ਹੈ ਉਹਨਾਂ ਨੇ ਵਿੱਚ ਲਿਖਿਆ ਨਹੀਂ ਆਪਣਾ ਪਾਇਆ ਨਹੀਂ ਤੇ ਉਹ ਹੋਰੇ ਕਿਵੇਂ ਦੇਤੀ ਉਹਨਾਂ ਨੇ ਆਪਣੀ ਉਹ ਤਾਂ ਘਟਿਆ ਮੰਨਦੇ ਨੇ ਗਿਆਨ ਨੂੰ ਤਾਂ ਸਭ ਬਾਸ਼ਾ ਦੇ ਫਿਰ ਗੁਰਿਆ ਹੀ ਉਦੋਂ ਗਾਉਂਦੇ ਨੇ ਉਹਦੇ ਵਾਲੀ ਉਹਦੇ ਵਾਲਾ ਤਾਂ ਫਿਰ ਘਟਿਆ ਇਹ ਕਿੱਥੇ ਕਿੱਥੇ ਫਸੇ ਨੇ ਬਾਅਦ ਪਤਾ ਲੱਗੂਗਾ ਇਹਨਾਂ ਕੋਈ ਜਵਾਬ ਹੀ ਨਹੀਂ ਕਿਸੇ ਗੱਲ ਦਾ ਮੂਰਖ ਆਦਮੀ ਦਾ ਕੀ ਅੰਨੇ ਦਾ ਕੀ ਹੈ ਕਿਤੇ ਫਜਤ ਇਹ ਗੁਰੂ ਗੁਰੂ ਗੁਰੂ ਦਾ ਗਿਆਨ ਹੈ ਘਟਿਆ ਹੈ ਤਾਂ ਫਿਰ ਉਹ ਗੁਰੂ ਗ੍ਰੰਥ ਨੂੰ ਗ੍ਰਿਆ ਹੀ ਕਿਵੇਂ ਦੇ ਸਕਦੇ ਉਹ ਤਾਂ ਘਟਿਆ ਤਾਂ ਆਪ ਘਟਿਆ ਕਿੱਥੇ ਕਿੱਥੇ ਇਹਨਾਂ ਨੇ ਫਸਣਾ ਨਾ ਇਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਬਥੇਰਾ ਜਿਹੜੇ ਆਦਮੀ ਡਕੈਤੀਆਂ ਕਰਦੇ ਨੇ ਨਾ ਮਰਡਰ ਕਰਦੇ ਨੇ ਉਹ ਬਥੇਰਾ ਸਾਵਧਾਨੀ ਨਾਲ ਕਰਦੇ ਨੇ ਪਰ ਫੜੇ ਫੇਰ ਜਾਂਦੇ ਨੇ ਫੜਨੇ ਵਾਲੇ ਸਿਆਣੇ ਹੁੰਦੇ ਨੇ ਉਹਨਾਂ ਨੂੰ ਜੋ ਮਰਜ਼ੀ ਕਰੀ ਜਾਣ ਸਭ ਫਸੇ ਫਸਾਏ ਹੋਏ ਨੇ ਇਹਨਾਂ ਨੂੰ ਕਿਤੇ ਗਿਆਨ ਹੈ ਕਿਸੇ ਦਾ ਜੋ ਮਰਜ਼ੀ ਕਰੀ ਜਾਣ ਕੋਈ ਵਜਨ ਨੂੰ ਥੋ ਨਹੀਂ ਨਾ ਕੋਈ ਪਖੰਡਵਾਦ ਕੋ ਵਜਨ ਨੂੰ ਕੀ ਥਾਂ ਹੁੰਦਾ ਅਗਿਆਨੀ ਕੋ ਕੀ ਥਾਂ ਹੁੰਦਾ ਵਜਨ ਨੂੰ ਉਹਨੇ ਬੋਲੇ ਨੇ ਹਾਂਜੀ ਵਿਸਮਾਦ ਜੀ ਬਿਸਮਾਦ ਭੇਦ ਬਿਸਮਾਤ ਜੀ ਜਿਹੜੇ ਜੀ ਬਣਾਇਆ ਹੁਕਮ ਨੇ ਪੈਦਾ ਕੀਤਾ ਜੀ ਜੀ ਹੁਕਮ ਨਾਲ ਪੈਦਾ ਹੋਇਆ ਹੈ ਜੀ ਕੀ ਹੈ ਜੀ ਉਹ ਇਹਦਾ ਸ਼ਰੀਰ ਚੜਿਆ ਹੈ ਨਾਨਕ ਜੀ ਉਪਾਏ ਕੇ ਲਿਖ ਨਾਮੇ ਧਰਮ ਬਹਾਲਿਆ ਜੀ ਤਾਂ ਪੈਦਾ ਕੀਤੀ ਹੋਈ ਚੀਜ਼ ਹੈ ਸਰੀਰ ਵਿੱਚ ਜੀ ਹੈ ਇਹ ਜੀ ਸ਼ਰੀਰੋਂ ਲੈ ਸ਼ਰੀਰ ਜੀ ਨੂੰ ਬਾਹਰ ਕੱਢ ਲੈ ਆਤਮਾ ਜਿਹੜੀ ਹੈਗੀ ਆ ਉਹਦਾ ਬੂੜ ਕੁਝ ਹੋਰ ਹੈ ਜਿਵੇਂ ਕਿ ਦਰਖਤ ਹੁੰਦਾ ਉਹ ਟਾਣੀ ਫੁੱਟਦੀ ਹੈ ਦਰਖਤ ਜੇ ਟਾਣੀ ਫੁੱਟੀ ਹੈ ਨਾ ਐਂ ਇਹ ਤਾਂ ਸਾਖ ਨਿਕਲੀ ਹੋਈ ਹੈ ਜਲ ਬਿਨ ਸਾਖ ਕੋ ਮਲਾਵਤੀ ਕਹਿ ਸ਼ਾਖ ਹੈ ਕਿਸੇ ਪੇੜ ਦੀ ਵਿੱਚੋਂ ਪੈਦਾ ਹੋਈ ਹੋਈ ਹੈ ਪਰ ਇਹ ਪੇੜ ਹੈ ਜੇ ਸ਼ਾਖ ਵਾਪਸ ਵੀ ਚਲੀ ਜਾਂਦੀ ਇਹਦੇ ਵਿੱਚ ਜਿਵੇਂ ਟਾਰਚ ਵਿੱਚੋਂ ਲਾਈਟ ਨਿਕਲਦੀ ਹੈ ਵਾਪਸ ਵੀ ਚਲੀ ਜਾਂਦੀ ਨਹੀਂ ਨਿਕਲਦੀ ਵਾਪਸ ਤਾਂ ਕਰਦੀ ਜਾਂਦੀ ਨਹੀਂ ਨਿਕਲਦੀ ਹਾਂ ਲਹਿਰ ਹੈ ਉੱਠਦੀ ਹੈ ਵਾਪਸ ਚਲੀ ਜਾਂਦੀ ਹੈ ਹੋਰ ਕੋਈ ਸਾਡੇ ਕੋਲ ਮਿਸਾਲ ਨਹੀਂ ਲਹਿਰ ਹੈ ਪਾਣੀ ਜੋ ਪੈਦਾ ਹੋਈ ਥੱਲੇ ਚਲੀ ਗਈ ਇਹ ਤੱਕ ਲਹਿਰੇ ਹੈ ਇਹ ਮਨ ਲਹਿਰੀ ਕੱਢਦੀ ਹੈ ਇਹ ਮਨ ਲਹਿਰ ਦਾ ਹੀ ਮਨ ਹੈ ਜਿੰਨਾ ਜੇ ਲਹਿਰ ਉੜਦੀ ਉਹਨਾਂ ਜਰ ਮਨ ਹੈਗਾ ਲਹਿਰ ਬੰਦ ਹੋ ਗਈ ਸਭ ਤੋਖੀ ਹੋ ਗਿਆ ਲਹਿਰ ਖਤਮ ਹੋ ਗਈ ਲੋਭ ਜਿੰਨਾ ਜਰ ਹੈ ਤਾਂ ਲਹਿਰ ਚੱਲਦੀ ਹੈ ਲੋਭ ਨਹੀਂ ਰਿਹਾ ਤਾਂ ਲਹਿਰ ਨਹੀਂ ਰਹੀ ਲੋਭ ਦਾ ਚੱਕਰ ਚੱਲਦਾ ਅੰਦਰ ਲਹਿਰਾਂ ਪੈਦਾ ਹੁੰਦੀਆਂ ਨੇ ਜਿਹੜਾ ਜੀ ਹੈ ਜੇ ਇਹਨੂੰ ਦੇਖੀਏ ਇਹਦੀ ਚੀਰ ਫਾੜ ਕਰੀਏ ਇਹਨੂੰ ਸਮਝੀਏ ਬਿਸਮਾਰ ਹੈ ਕੁਝ ਵੀ ਨਹੀਂ ਹੈ ਜੀਵ ਜੀਵ ਹੈ ਨਹੀਂ ਕੁਝ ਹੈ ਵੀ ਸਭ ਕੁਝ ਹੈ ਵੀ ਕੁਝ ਨਹੀਂ ਜੋ ਚੀਜ਼ ਹੋਵੇ ਵੀ ਹੋਵੇ ਬਣਾ ਮੈਂ ਨਹੀਂ ਕੁਝ ਹੋ ਨਹੀਂ ਕੁਝ ਆਇਆ ਨਾ ਹੋਰਾ ਮੈਂ ਨਹੀਂ ਮੈਂ ਕੁਝ ਵੀ ਨਹੀਂ ਕੁਝ ਹੋ ਨਹੀਂ ਮੈਂ ਕੁਝ ਵੀ ਨਹੀਂ ਹਾਂ ਮੈਂ ਤਾਂ ਐਵੇਂ ਭਲੇਖਾ ਸੀ ਇੱਕ ਮੋਤੀ ਹੈ ਹੀਰਾ ਹੈ ਆ ਲਾਲ ਰੱਖਿਆ ਹੋਇਆ ਉਹ ਚੋਂ ਲਾਈਟ ਪੈਦਾ ਹੋ ਰਹੀ ਹੈ ਲਾਈਟ ਇੱਥੇ ਪਈ ਹੈ ਦੀਦੀ ਹੈ ਹੀਰਾ ਚੱਕ ਕੇ ਲੈ ਕੇ ਲੈਣ ਨਾਲੇ ਚਲੀ ਗਈ ਉਹ ਕੀ ਸੀ ਕੀ ਸੀ ਲਾਈਟ ਜੇ ਸੀ ਕੁਝ ਇੱਧਰ ਰੁਕ ਜਾਂਦੀ ਲਾਈਟ ਹੀਰੇ ਨੂੰ ਜਾਣ ਦਿੰਦੀ ਸੂਰਜ ਦੀ ਧੁੱਪ ਜਦੋਂ ਸੂਰਜ ਜਾਂਦਾ ਨਾਲੇ ਚਲੀ ਜਾਂਦੀ ਹੈ ਜੇ ਆਪਣਾ ਵਜੂਦ ਹੁੰਦਾ ਉੱਥੇ ਰਹਿ ਜਾਂਦੀ ਧੁੱਪ ਹੈ ਵੀ ਹੈ ਵੀ ਕੁਝ ਦੇਖਣ ਨੂੰ ਹੈਗੇ ਤਾਂ ਕੀ ਹੈ ਕੁਝ ਨਹੀਂ ਉਹ ਜੋ ਪੈਦਾ ਹੋਈ ਹੋਈ ਹੈ ਜਦੋਂ ਰਸੂਲ ਜਾਉ ਨਾਲੇ ਚਲੀ ਜਾਂਦੀ ਧੁੱਪ ਨੂੰ ਨਹੀਂ ਕਹਿੰਦੇ ਕਿਹਾ ਵੀ ਨਾਲ ਚੱਲ ਮੇਰੇ ਬਿਛਰੇਗੀ ਰਹੇਗੀ ਇਹ ਗਾਹਾਂ ਚਲੀ ਗਈ ਸੂਰਜ ਉੱਥੇ ਖੜ ਗਿਆ ਧੁੱਪ ਗਾਹਾਂ ਚਲੀ ਗਈ ਇਹ ਜੋ ਗੱਲ ਹੈ ਇਹ ਜੋਤ ਹੈ ਉਹਦੀ ਉਹ ਤੋਂ ਪੈਦਾ ਹੋਇਆ ਹੋਇਆ ਚਾਨਣ ਹੈ ਜਿਵੇਂ ਸੂਰਜ ਤੋਂ ਪੈਦਾ ਹੋਇਆ ਚਾਨਣ ਹੈ ਅਸਲ ਜੋ ਤਾਂ ਆਪ ਦਾ ਸਾਇ ਲੈ ਰਿਹਾ ਹੈ ਉਹਦੀ ਜੋਤ ਦੇ ਸਰੀਰ 'ਚ ਕੰਮ ਕਰ ਰਹੀ ਹੈ ਜੋਤ ਕੀ ਹੁੰਦੀ ਹੈ ਇੱਛਾ ਹੀ ਕੰਮ ਕਰ ਰਹੀ ਹੈ ਸਰੀਰ 'ਚ ਉਹ ਅੰਦਰਲੇ ਦੀ ਇੱਛਾ ਹੈ ਚਾਰੋਂ ਦੋ ਨਹੀਂ ਹਨ ਸਿਰ ਜੋਤ ਨਹੀਂ ਬੈਠੇ ਜਦੋਂ ਇੱਥੇ ਪਹੁੰਚ ਜਾਣਾ ਨਾ ਉਹ ਇੱਕੋ ਹੀ ਹੈ ਇੱਛਾ ਮੈਂ ਔਰ ਮੇਰੀ ਇੱਛਾ ਦੋ ਨਹੀਂ ਹੈਗੇ ਦੋ ਹੈਗੇ ਫਿਰ ਕਹਿਣ ਸੁਣਨ ਕੋ ਦੂਜਾ ਰਹਿ ਗਿਆ ਹੁਣ ਦੂਜਾ ਹੈ ਹੀ ਨਹੀਂ ਕੋਈ ਕੁਝ ਨਹੀਂ ਦੂਜਾ ਹੈ ਸਭ ਕਹਿਣ ਸੁਣਨ ਕੋ ਦੂਜਾ ਕਿਉਂਕਿ ਸਰੀਰ ਤੁਰਿਆ ਫਿਰਦਾ ਇੱਕ ਮਨ ਇਹ ਚਾਹੁੰਦਾ ਇੱਕ ਸਿੱਕਾ ਪਾਸੇ ਦੋ ਨੇ ਇੱਕ ਮਨ ਇਹ ਚਾਹੁੰਦਾ ਹੈ ਵੀ ਇਧਰ ਨੂੰ ਜਾਣਾ ਦੂਜਾ ਕਹਿੰਦਾ ਇਧਰ ਨੂੰ ਇਧਰ ਨੂੰ ਜਾਣਾ ਉਹੀ ਸਲਾਹ ਕਰਦਾ ਇਧਰ ਨੂੰ ਜਾਣਾ ਉਹੀ ਕਹਿੰਦਾ ਇਧਰ ਨੂੰ ਇਧਰ ਨੂੰ ਚਲੀਏ ਕਿਉਂਕਿ ਦੋ ਤਰ੍ਹਾਂ ਦਾ ਗਿਆਨ ਹੈ ਉਹਦੇ ਕੋਲ ਇੱਕ ਧਰਮ ਦਾ ਗਿਆਨ ਹੈ ਇੱਕ ਸੰਸਾਰ ਦਾ ਗਿਆਨ ਹੈ ਸੰਸਾਰੀ ਲੋਕ ਸੰਸਾਰ ਵੱਲ ਨੂੰ ਕਹਿੰਦੇ ਨੇ ਧਰਮ ਰਾਜ ਅੰਦਰ ਨੂੰ ਕਹਿੰਦਾ ਦੁਨੀਆ ਬਾਹਰ ਨੂੰ ਕਹਿੰਦੀ ਹੈ ਅੱਖਾਂ ਬਾਹਰ ਨੂੰ ਕਹਿੰਦੀਆਂ ਨੇ ਕੰਨ ਬਾਹਰ ਨੂੰ ਕਹਿੰਦੇ ਨੇ ਨੱਕ ਬਾਹਰ ਨੂੰ ਕਹਿੰਦਾ ਸੰਸਾਰ ਦੇ ਰਾਜ ਜਿਹੜੇ ਖਾਂਦੇ ਬਾਹਰ ਨੂੰ ਕਹਿੰਦੇ ਨੇ ਚਮੜੀ ਦਾ ਸਪਰਸ਼ ਬਾਹਰ ਨੂੰ ਕਹਿੰਦਾ ਬਾਹਰ ਜੁੜਿਆ ਹੋਇਆ ਸਰੀਰ ਕੋਲ ਮਿਲਾ ਕੇ ਬਾਹਰ ਨੂੰ ਖਿੱਚਦਾ ਬਾਹਰੋਂ ਪੈਦਾ ਹੋਇਆ ਨਾ ਸਰੀਰ ਸਰੀਰ ਬਾਹਰਲਾ ਬਾਹਰ ਨੂੰ ਖਿੱਚਦਾ ਅੰਦਰਲਾ ਸਰੀਰ ਅੰਦਰ ਨੂੰ ਖਿੱਚਦਾ ਇੱਥੇ ਝੋਟਿਆ ਟੱਡੇ ਦੀ ਪਿਛਾਲੀ ਫਸੀ ਹੈ ਬੜੇ ਟੁੱਟੇ ਕਿਵੇਂ ਟੁੱਟੇ ਕਿਵੇਂ ਟੁੱਟਣੀ ਹੋ ਪੈਣੀ ਹੈ ਜਿਆਦੇ ਨੇ ਇਹਨੂੰ ਸਮਝ ਆ ਨੇ ਫਿਰ ਤੋੜ ਦੇਣੀ ਕੋਹਾੜੀ ਚ ਬਾਹਾਂ ਪਾ ਦਿੰਦੇ ਆ ਬਾਹਾਂ ਜਨਾ ਚਰੇਗਾ ਵੜਦਾ ਰਹਿੰਦਾ ਜੇ ਅੱਗ ਚ ਪਾ ਦਿਓ ਕੋਹਾੜੀ ਨੂੰ ਬਾਹਾਂ ਕਿੱਥੇ ਜਾਂਦਾ ਕੋਹਾੜੀ ਦਾ ਨਹੀਂ ਕੋਈ ਕਰਦਾ ਬਾਹਾਂ ਹੋਰ ਪਾ ਲਓ ਇੱਕ ਜਨਮ ਵਾਸਤੇ ਸਰੀਰ ਹੈ ਅੱਗ ਚ ਪਾਇਆ ਗਿਆ ਉਹ ਬੁੱਧੀ ਵੀ ਗਈ ਸਭੇ ਬੁੱਧੀ ਜਾਲੀਆਂ ਨੇ ਕਰਾਇਆ ਤਤ ਕੁਹਾੜੀ ਅੱਗੇ ਸਿੱਟਦੀ ਬਾਹ ਕਿੱਥੇ ਗਿਆ ਬਾਹਰ ਤਾਂ ਰਿਹਾ ਨਹੀਂ ਬਾਹਰ ਹੋਰ ਪਾ ਲੋ ਕੁਹਾੜੀ ਦੀ ਜਲਦੀ ਬਾਹਰ ਜਲਦਾ ਹੈ ਕੂੜ ਦਾ ਛੁਰਾ ਹੈ ਕੂੜ ਛੁਰਾ ਮੁੱਠਾ ਆ ਸਰੀਰ ਤਾਂ ਮੁੱਠਾ ਹੈ ਛੁਰਾ ਦੀ ਹੈ ਕੂੜ ਮਨ ਛੁਰਾ ਆਪ ਸਾਡੀ ਮਰਜ਼ੀ ਛੁਰਾ ਹੈ ਸਾਡੀ ਮਰਜ਼ੀ ਜਿਹੜੀ ਮੇਰੀ ਮਰਜ਼ੀ ਹੈ ਸ਼ਰਾ ਕੂੜ ਸ਼ਰਾ ਉੱਠਾ ਬੰਦਾ ਅਸਲੀ ਉੱਠਾ ਉਹਨਾਂ ਜੇ ਜੇ ਉੱਠਾ ਨਹੀਂ ਹੈ ਸ਼ਰਾਬ ਨਹੀਂ ਚੱਲਦਾ ਚਾਕੂ ਬਣਾਉਣਾ ਬਲੇਡ ਰੱਖੀ ਜਾਂਦੇ ਨੇ ਜਿਹਨੇ ਜੇ ਹੱਥਾਂ ਨਹੀਂ ਲੱਗਦਾ ਚੱਲਦਾ ਨਹੀਂ ਹੈ ਚਾਕੂ ਮਾਰ ਮਾਰਕੀਟ ਚ ਉਹਦਾ ਜਾਂਦਾ ਹੱਥ ਦਸਾ ਲੱਗ ਕੇ ਜਾਂਦਾ ਮਾਰਕੀਟ ਦਾ ਵੀ ਦਸਾ ਲੱਗ ਕੇ ਜਾਂਦਾ ਹੱਥਾਂ ਪੁੱਠਾ ਲੱਗ ਕੇ ਜਾਂਦਾ ਵਰਤਨ ਦੇ ਕਾਲ ਜਿਹੜੇ ਹੁੰਦੇ ਆ ਮੁੱਠਾ ਪਾ ਕੇ ਬਾਹਰ ਆਉਂਦਾ ਮਾਰਕੀਟ ਚ ਸਰੀਰ ਦਾ ਰਸਤਾ ਪੈ ਗਈ ਬਾਹਰ ਆਉਂਦਾ ਨਹੀਂ ਇਹ ਕੁਝ ਨਹੀਂ ਕਰ ਸਕਦਾ ਕੀ ਕਰੂਗਾ ਵਿਚਾਰਾ ਸਮਾਜ ਜੀ ਸਮਾਜ ਭੇਦ ਵਿਸਮਾਦ ਜੀ ਵਿਸਮਾਦ ਜਾਂ ਜੀ ਦਾ ਭੇਦ ਪਾਉਂਦਾ ਨਾ ਆਪਣਾ ਆਤਮ ਦਰਸ਼ਨ ਕਰਦਾ ਵਿਸਮਾਦ ਹੈ ਓਏ ਹੈ ਵੀ ਕੁਝ ਹੈ ਵੀ ਨਹੀਂ ਕੁਝ ਹੈ ਵੀ ਔਰ ਹੈ ਵੀ ਪਰ ਵਿਸਮਾਦ ਹੈ ਵਿਸਮਾਦ ਭੇਦ ਜੀ ਦਾ ਭੇਦ ਜੀ ਦਾ ਭੇਦ ਭੇਦ ਜੇ ਜੀ ਦਾ ਭੇਦ ਹੈ ਤਾਂ ਹੀ ਵਿਸਵਾਦ ਹੈ ਵਿਸਵਾਦ ਜੀ ਵੀ ਵਿਸਵਾਦ ਹੈ ਅਦੇਹੀ ਚੱਕੀ ਫਿਰਦਾ ਦੀਦਾ ਹੈ ਨਹੀਂ ਚੀਰ ਬਾੜ ਗੱਲੋਂ ਲੱਭਦਾ ਨਹੀਂ ਵਿੱਚੋਂ ਕੋਈ ਦੁਨੀਆ ਦੀ ਐਸੀ ਸ਼ਕਤੀ ਨਹੀਂ ਸਾਡੇ ਕੋਲ ਇਨਸਟਰੂਮੈਂਟ ਨਹੀਂ ਜਿਹਨਾਂ ਅਸੀਂ ਜੀ ਪਛਾਣ ਲਈਏ ਆਤਮਾ ਸਰੀਰ ਤੋਂ ਪਛਾਣ ਲਈਏ ਤੇ ਵਿਸਵਾਰਿਆ ਨਾ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਵਿਸਵਾਦ ਉਹ ਗੱਲ ਹੈ ਹੋਰ ਕੀ ਹੈ ਨੱਚਦਾ ਹੀ ਨਹੀਂ ਕਹਿੰਦੇ ਦੇਖਦਾ ਵੀ ਹੈ ਸੁਣਦਾ ਵੀ ਹੈ ਦੌੜਿਆ ਫਿਰਦਾ ਤੇ ਦੌੜਿਆ ਵੀ ਫਿਰਦਾ ਵਿਸਮਾਦ ਹੀ ਦੌੜ ਕੀ ਵਿਸਮਾਦ ਰੂਪ ਵਿਸਮਾਦ ਰੰਗ ਜਦੋਂ ਇਹਦੀ ਸਮਝ ਆਉਂਦੀ ਹੈ ਜੀ ਕੀ ਹੈ ਫਿਰ ਵੀ ਵਿਸਮਾਦ ਹੈ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਰੂਪ ਬਿਸਮਾਦ ਰੰਗ ਜਿਹੜਾ ਰੰਗ ਹੈ ਨਾਮ ਦਾ ਉਹ ਵੀ ਬਿਸਮਾਦ ਕਰਨ ਵਾਲਾ ਹੈ ਰੰਗ ਹੈ ਅਸੀਂ ਕਹਿੰਦੇ ਰਾਗ ਨਾ ਰੰਗ ਨਾ ਰੂਪ ਨਾ ਰੇਖਣ ਪਰ ਇਹ ਕਹਿੰਦੇ ਰੰਗ ਹੈਗਾ ਹਰ ਆਪੇ ਹੀ ਇੱਕ ਰੰਗ ਹੈ ਆਪੇ ਆਪੇ ਗੋਰੰਗੀ ਰੰਗ ਹੈ ਉਹ ਗਿਆਨ ਜਿਹੜਾ ਹੈ ਉਹ ਰੰਗ ਅੱਖਾਂ ਨੂੰ ਦੇਖਣ ਵਾਲਾ ਰੰਗ ਨਹੀਂ ਹੁੰਦਾ ਇਹ ਬੁੱਧੀ ਦੀ ਅਕਲ ਦੀ ਪਕੜ ਜਾਉਣ ਵਾਲਾ ਰੰਗ ਹੈ ਗਿਆਨ ਤਾਂ ਅਕਲ ਦੱਸੂਗੀ ਨਾ ਗਿਆਨ ਦੀ ਵੈਰਾਈਟੀ ਅਕਲ ਦੱਸਦੀ ਹੈ ਤੇ ਵੈਰਾਈਟੀਆਂ ਹੁੰਦੀਆਂ ਨੇ ਰੰਗ ਰੰਗ ਵੈਰਾਈਟੀ ਪੈਦਾ ਕਰਦਾ ਇੱਕੋ ਕਪੜਾ ਨੂੰ ਕਈ ਰੰਗ ਦਿੱਤੇ ਬਿਸਮਾਦ ਰੰਗ ਰੰਗ ਹੈ ਹਰ ਗਿਆਨ ਰੰਗ ਹੈ ਜੇ ਰੰਗ ਨਾ ਹੋਵੇ ਉਹ ਕੋਈ ਵਸਤੂ ਨਹੀਂ ਹੈ ਜੇ ਵਸਤੂ ਹੈ ਕੋਈ ਉਹਦਾ ਰੂਪ ਵੀ ਹੈ ਜੇ ਵਸਤੂ ਹੈ ਉਹਦਾ ਕੋਈ ਰੰਗ ਵੀ ਹੈ ਜੇ ਵਸਤੂ ਹੈ ਕੋਈ ਉਹਦਾ ਆਕਾਰ ਵੀ ਹੈ ਜੇ ਵਸਤੂ ਹੈ ਕੋਈ ਵਜੂਦ ਵੀ ਹੈ ਹੈ ਤਾਂ ਸਹੀ ਲਖੇ ਜ ਕੋਈ ਸਭ ਕੁਝ ਹੈ ਜੇ ਕੋਈ ਦੇਖ ਲਵੇ ਜੇ ਕੋਈ ਜਾਣ ਲਵੇ ਸਭ ਕੁਝ ਹੈ ਤੇ ਅਸੀਂ ਕਹਿੰਦੇ ਆ ਸੰਸਾਰ ਨੂੰ ਜਦ ਦੇਖਦੇ ਆ ਸੰਸਾਰੀ ਭਾਸ਼ਾ 'ਚ ਕਹਿੰਦੇ ਆ ਵੀ ਜਿਹੇ ਜੇ ਸੰਸਾਰ ਦੇ ਅੱਖਾਂ ਨੂੰ ਦੇਖਣਾ ਰੰਗ ਨੇ ਹਜ਼ਾਰ ਰੰਗ ਹੈ ਜੀ ਇਹਦਾ ਮਤਲਬ ਇਹ ਹੈ ਰਾਗ ਨੂੰ ਰਾਗ ਦਾ ਮਤਲਬ ਉਹਦੀ ਕੋਈ ਇੱਛਾ ਨਹੀਂ ਹੈ ਜੇ ਅਸੀਂ ਸਾਡੀ ਇੱਛਾ ਨਾਲ ਰੋਜ਼ ਅਰਦਾਸਾਂ ਕਰਦੇ ਹਾਂ ਉਹ ਰਾਗ ਹੈ ਜਿਹੜੀ ਅਰਦਾਸ ਹੁੰਦੀ ਉਹ ਰਾਗ ਹੈ ਆਪਣਾ ਪਰ ਰਾਗ ਲਾਪਦੇ ਨੇ ਮੈਨੂੰ ਆ ਚਾਹੀਦਾ ਮੈਨੂੰ ਉਹ ਚਾਹੀਦਾ ਸੰਗਤ ਨੂੰ ਉਹ ਚਾਹੀਦਾ ਰਾਗ ਹੈ ਇਹ ਤੋਂ ਬਰਾਗ ਹੋਣਾ ਇਸ ਰਾਗ ਨੂੰ ਛੱਡਣਾ ਸੀ ਬਰਾਗੀ ਹੋਣਾ ਸੀ ਉੱਥੇ ਤਾਂ ਰਾਗ ਦੀ ਉਹ ਆਪਣਾ ਸਾਰੀ ਸਾਰਾ ਦਿਨ ਰਾਗ ਹੀ ਹੁੰਦਾ ਉੱਥੇ ਜਿਹੜਾ ਬੈਰਾਗ ਦਾ ਘਰ ਸੀ ਉੱਥੇ ਰਾਗ ਹੈ ਸਾਰਾ ਦਿਨ ਉੱਥੇ ਤਾਂ ਬੈਰਾਗੀ ਚਾਹੀਦੇ ਤੇ ਬੰਦੇ ਉਹਦੇ ਰਾਗੀ ਜੇ ਰਹਿੰਦੇ ਉਹਨਾਂ ਦਾ ਬਰਾਗੀ ਜਿਵੇਂ ਬਣ ਜੂ ਜਿੱਤੇ ਕਬਜ਼ਾ ਹੀ ਰਾਗੀਆਂ ਦਾ ਸਾਰਾ ਹੀ ਦਿਨ ਰਾਗੀਆਂ ਦਾ ਜਿੱਥੇ ਕਬਜ਼ਾ ਤੇ ਬੈਰਾਗੀ ਉਸ ਪੈਦਾ ਕਿਵੇਂ ਹੋ ਜੂ ਬੈਰਾਗ ਕਿਵੇਂ ਪੈਦਾ ਹੋ ਜੂ ਤੂੰ ਉੱਥੇ ਬੈਰਾਗ ਪੈਦਾ ਹੋਣਾ ਸੀ ਉੱਥੇ ਰਾਗ ਨੇ ਕਬਜ਼ਾ ਕਰ ਲਿਆ ਜਿੱਤੇ ਗੁਰੂ ਦਾ ਕਬਜ਼ਾ ਹੋਣਾ ਸੀ ਉੱਥੇ ਗੋਲਕ ਨੇ ਕਬਜ਼ਾ ਕਰ ਲਿਆ ਮਾਇਆ ਨੇ ਕਬਜ਼ਾ ਕਰ ਲਿਆ ਜਿੱਤੇ ਸੱਚ ਦਾ ਕਬਜ਼ਾ ਹੋਣਾ ਸੀ ਉੱਥੇ ਝੂਠ ਦਾ ਇਤਿਹਾਸ ਦਾ ਕਬਜ਼ਾ ਹੋ ਗਿਆ ਮਿਥਿਆਸ ਦਾ ਕਬਜ਼ਾ ਹੋ ਗਿਆ ਸਭ ਕੁਝ ਉਲਟ ਹੋਇਆ ਹੈ ਉਹ ਬੇਰੀ ਦੀ ਪੂਜਾ ਕਿਉਂ ਹੁੰਦੀ ਹੈ ਨਿਸ਼ਾਨੀਆਂ ਤੇ ਕੀ ਲਿਖੀ ਲੈਣਾ ਸੱਚ ਦੀ ਲੋੜ ਨਹੀਂ ਨਾ ਹਾਂਜੀ ਬਿਸਮਾਦ ਨੰਗੇ ਫਿਰੇ ਜੰਤ ਬਿਸਮਾਦ ਨਾਗੇ ਫਿਰੇ ਜੰਤ ਬਿਸਮਾਦ ਹੈ ਜੰਤ ਹੈਗੇ ਨੇ ਸਰੀਰ ਹੈਗਾ ਨਹੀਂ ਸਰੀਰ ਹੈਗਾ ਨਹੀਂ ਤੇ ਨੰਗੇ ਨੇ ਨੰਗਾ ਦੋਜਕ ਚਾਲਿਆ ਤਾਂ ਦੱਸੇ ਖਰਾ ਰਾਵਣ ਰਾਵਣ ਪਛੋ ਸਰੀਰ ਤੇ ਬਿਨਾ ਜਿਹੜੇ ਜਲਤ ਫਿਰਦੇ ਨੇ ਜੀ ਫਿਰਦੇ ਨੇ ਉਹ ਜਿਹੜਾ ਉਹ ਦੇਖਦਾ ਤਾਂ ਵਿਸਮਾਨ ਹੁੰਦਾ ਵੀ ਇਹ ਜਿਹੇ ਵੀ ਹੁੰਦੇ ਨੇ ਕੈਮਰੇ ਜਾਉਂਦੇ ਨਹੀਂ ਸਾਡੇ ਸਾਡੇ ਤਾਂ ਕਿਸੇ ਹੋਰ ਚ ਨਹੀਂ ਹੁੰਦੇ ਪਰ ਉਹ ਕਹਿੰਦੇ ਨੇ ਹੁੰਦੇ ਨੇ ਹੁੰਦੇ ਹੀ ਹੋਣਗੇ ਜੇ ਕਿਹਾ ਗੁਰਬਾਣੀ ਜੋ ਹੈ ਜੇ ਗੁਰਬਾਣੀ 'ਚ ਲਿਖਿਆ ਹੈ ਤਾਂ ਹੋਣਗੇ ਜ਼ਰੂਰ ਪਰ ਜਿਹੜਾ ਦੇਖੂ ਤਾਂ ਬਿਸਮਾਰ ਤਾਂ ਫਿਰ ਹੋਵੇ ਹੋਊ ਜਿਹਦੀ ਪਕੜ ਜਾ ਜਾਣਗੇ ਬਿਸਮਾਰ ਵਾਲੀ ਗੱਲ ਤਾਂ ਇੱਕ ਚੀਜ਼ ਇੱਕ ਆਦਮੀ ਨੂੰ ਦੀਦੀ ਦੁਨੀਆ ਨੂੰ ਦੀਦੀ ਨਹੀਂ ਤੇ ਬਿਸਮਾਰ ਦੀ ਤਾਂ ਹੋਰ ਕੀ ਹੈ ਇੱਕ ਆਦਮੀ ਦੇਖ ਰਿਹਾ ਹੋਰ ਕੋਈ ਦੇਖ ਨਹੀਂ ਰਿਹਾ ਬਿਸਮਾਰ ਦੀ ਉਹ ਗੱਲ ਹੈ ਫਿਰ ਹੋਰ ਕੀ ਹੈ ਹਾਂਜੀ ਵਿਸਮਾਦ ਪਾਉਣ ਵਿਸਮਾਦ ਪਾਣੀ ਪਾਉਣ ਕੀ ਹੈ ਦੀ ਬੈਕਗ੍ਰਾਉਂਡ ਦੇਖੀਏ ਕਿਵੇਂ ਪੈਦਾ ਹੋਈ ਕਿੱਥੇ ਰਹਿੰਦੀ ਹੈ ਇਹ ਜਿਹੜਾ ਰੂਪ ਕਿਵੇਂ ਪਹਿਲਾ ਰੂਪ ਇਹਦਾ ਕੀ ਹੈ ਸਭ ਵਿਸਮਾਦ ਹੈ ਪਾਉਣ ਵਿਸਮਾਦ ਪਾਣੀ ਪਾਣੀ ਵੀ ਵਿਸਮਾਦ ਹੈ ਪਾਣੀ ਅਸਲ ਪਾਣੀ ਦੀ ਪਾਣੀ ਅੱਗ ਹੈ ਪਰ ਅਗਲੇ ਬਾਰੀ ਇਹ ਬਜਾ ਦਿੰਦਾ ਇਹ ਪਾਪ ਸਾਗਰ ਅਗਨ ਸਾਗਰ ਹੈ ਬਿਸਮਾਤ ਪਾਉਣ ਬਿਸਮਾਤ ਪਾਣੀ ਬਿਸਮਾਤ ਅਗਨੀ ਅਗਨੀ ਖੇਡੇ ਵਿਡਾਣੀ ਖੇਡੇ ਵਿਡਾਣੀ ਇਹ ਅਗਨੀ ਨਾਲ ਖੇਡਦਾ ਬਹੁਤ ਵੱਡੀ ਖੇਡ ਖੇਡੇ ਖੇਡਾਂ ਖੇਡਾਂ ਵਿਡਾਣੀ ਵਿਡਾਣੀ ਵੱਡੀ ਖੇਡ ਖੇਡਿਆ ਅਗਨੀ ਨਾਲ ਅਗਨੀ ਨਾਲ ਖੇਡਣਾ ਬਹੁਤ ਵੱਡੀ ਖੇਡ ਹੈ ਸਰੀਰ ਦੇ ਲੈ ਕੇ ਸਰੀਰ 'ਚ ਆ ਕੇ ਧਾਰ ਕਰਕੇ ਜਿਹੜਾ ਰਹੇ ਨਾ ਅਸੀਂ ਖੇਡਦੇ ਜਿਹੜੀ ਖੇਡ ਇਹ ਤੋਂ ਵੱਡੀ ਕੋਈ ਖੇਡ ਨਹੀਂ ਇਹ ਅਗਰ ਦੀ ਖੇਡ ਆ ਕਿ ਸਾਗਰ ਦੀ ਖੇਡ ਹੋਰ ਕੋਈ ਐਡੀ ਵੱਡੀ ਖੇਡ ਨਹੀਂ ਆਖਰੀ ਖੇਡ ਹੈ ਬਾਕੀ ਜੀਵ ਖੇਡ ਨਹੀਂ ਖੇਡਦੇ ਉਹ ਜੋ ਖੇਡਣ ਆ ਰਹੇ ਨੇ ਰਾਜ ਇਹਨੇ ਜੋ ਇੱਕ ਤਾਂ ਖੇਡ ਰਿਹਾ ਹੈ ਇੱਕ ਜੋ ਆ ਰਿਹਾ ਹੈ ਇੱਕ ਕੱਪੜੇ ਪਾ ਰਿਹਾ ਤਿਆਰ ਹੋ ਰਿਹਾ ਇੱਕ ਦਾ ਜੋ ਪਰਸੋਂ ਨੂੰ ਮੈਚ ਹੈ ਆ ਜਿਹੜੇ ਖੇਡ ਰਹੇ ਨੇ ਖੇਡ ਰਹੇ ਨੇ ਜਿਹੜੇ ਨਹੀਂ ਖੇਡ ਰਹੇ ਉਹ ਜੋ ਪਿੱਛੇ ਬਲੈਂਚ ਲੱਗੇ ਨੇ ਬਾਕੀ ਜੁਨਾ ਸਭ ਲਾਈਨ 'ਚ ਲੱਗੀਆਂ ਹੋਈਆਂ ਨੇ ਖੇਡਣ ਵਾਸਤੇ ਜਿਨ੍ਹਾਂ ਕੋਲ ਰੁੱਖਾ ਜਨਮ ਹੈ ਉਹ ਖੇਡ ਰਹੇ ਨੇ ਵਡਾਣੀ ਖੇਡ ਖੇਡ ਰਹੇ ਨੇ ਇੱਥੇ ਆ ਕੇ ਖੇਡ ਖੇਡੀ ਜਾਂਦੀ ਹੈ ਇਸ ਪੌੜੀ ਤੇ ਖੇਡ ਖੇਡੀ ਜਾਂਦੀ ਹੈ ਅਗਨੀ ਦੀ ਖੇਡ ਇਸੇ ਨੂੰ ਦੱਸਿਆ ਅਗਨੀ ਦੀ ਖੇਡ ਹੈ ਅੱਗ ਨਾਲ ਖੇਡਣਾ ਬਹੁਤ ਖਤਰਨਾਕ ਖੇਡ ਹੈ ਸਾੜ ਵੀ ਦਿੰਦੀ ਹੈ ਸਭ ਕੁਝ ਭਸਮ ਵੀ ਕਰ ਦਿੰਦੀ ਹੈ ਮੂਲ ਗਵਾ ਵੀ ਦਿੰਦੀ ਹੈ ਸਾਰਾ ਹੀ ਪਰ ਦੇਖੋ ਅਗਨੀ ਦੇ ਵਿੱਚ ਦਾ ਸੋਨਾ ਪੈਂਦਾ ਸ਼ੁੱਧ ਵੀ ਹੋ ਜਾਂਦਾ ਹੈ ਅਜੇ ਜੇ ਖੋੜ ਹੋਵੇ ਸਾਰੀ ਸੜ ਵੀ ਜਾਂਦੀ ਹੈ ਇਹ ਸ਼ੁੱਧ ਨਾ ਆਪਣੇ ਆਪ ਨੂੰ ਕਰੇ ਜੇ ਅੱਗ ਅੱਗ ਦੀ ਖੇਡ ਨਾਲ ਜਿਹੜੇ ਖੇਡਦੇ ਨੇ ਸਾਇੰਸਦਾਨ ਵੀ ਖੇਡਦੇ ਨੇ ਅੱਗ ਦੀ ਖੇਡ ਹੈ ਸਾਰੀ ਸੰਸਾਰ ਅੱਗ ਦੀ ਖੇਡ ਹੈ ਸਾਰੇ ਬੰਬ ਅੱਗ ਦੀ ਖੇਡ ਹੈ ਆਖਰ ਮਾਇਆ ਦਾ ਐਂਡ ਕੀ ਹੈ ਆਖਰ ਮਾਇਆ ਕੀ ਹੈ ਬਿਸਮਾਦ ਆ ਗਿਆ ਨਾ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਬਣਾਉਣੀ ਆਖਰ ਜਿਹੜਾ ਮਾਇਆ ਹੈ ਇਹ ਆਪਣੇ ਕੋਲ ਹਵਾ ਤੋਂ ਹੀ ਪੈਦਾ ਹੋਈ ਹੈ ਨਾ ਸੱਚੇ ਤੇ ਪਵਨੋਂ ਪਿਆ ਪਵਨ ਤੇ ਜਲ ਹੋਈ ਇੱਕ ਐਟਮ ਨੂੰ ਤੋੜ ਲਈਏ ਕੀ ਹੁੰਦਾ ਸ਼ਕਤੀ ਰਹਿ ਜਾਂਦੀ ਹੈ ਐਟਮ ਨੂੰ ਜਾਂ ਕੱਢ ਦਈਏ ਸ਼ਕਤੀ ਹੋ ਰਹਿ ਜਾਂਦੀ ਹੈ ਸਾਰੀ ਮਾਇਆ ਸ਼ਕਤੀ ਹੋਏਗਾ ਬਸ ਇੱਥੇ ਹੀ ਆਪਾਂ ਨੇੜੇ ਹੀ ਮੁਕਾ ਦੇਣੀ ਹੈ ਗੱਲ ਮਾਇਆ ਦਾ ਐਂਡ ਕੀ ਹੈ ਸ਼ਕਤੀ ਜੀਵ ਕੀ ਹੈ ਵੀ ਸ਼ਕਤੀ ਦੋ ਸ਼ਕਤੀਆਂ ਨੇ ਇੱਕ ਜੜ ਸ਼ਕਤੀ ਹੈ ਇੱਕ ਚੇਤਨ ਸ਼ਕਤੀ ਹੈ ਦੋ ਸ਼ਕਤੀਆਂ ਨੇ ਸਿਰਫ ਪਰ ਜੜ ਸ਼ਕਤੀ ਚੇਤਨ ਸ਼ਕਤੀ ਦੇ ਅਧੀਨ ਹੁੰਦੀ ਹੈ ਕੰਟਰੋਲ ਹੁੰਦੀ ਹੈ ਹੋਰ ਕੁਝ ਨਹੀਂ ਬਾਕੀ ਸਭ ਇਹਨਾਂ ਦਿਖਾਵਾ ਬਾਕੀ ਪਰਪੰਚ ਹੈ ਬਾਕੀ ਪਰਪੰਚ ਹੈ ਐਂਡ ਕੀ ਹੈ ਦੋ ਸ਼ਕਤੀਆਂ ਨੇ ਇੱਛਾ ਸ਼ਕਤੀ ਆਦਮੀ ਦੀ ਜੀਵ ਆਤਮਾ ਦੀ ਇੱਛਾ ਸ਼ਕਤੀ ਉਹਦੀ ਇੱਛਾ ਹੀ ਸ਼ਕਤੀ ਹੈ ਜਿੰਨਾ ਜਦ ਉਹਦੀ ਇੱਛਾ ਮਾਇਆ ਹੈ ਉਹਦੀ ਇੱਛਾ ਸਮਾਪਤ ਹੋਣੀ ਹੈ ਮਾਇਆ ਨੂੰ ਐਟਮ ਤੋੜ ਕੇ ਸ਼ਕਤੀ ਰੂਪ ਬਣਾ ਦੇਣਾ ਬਸ ਅਗਾਏ ਜਿਹੜੀ ਸ਼ਕਤੀ ਹੁੰਦੀ ਹੈ ਬਿਜਲੀ ਦੇ ਆਕਾਸ਼ ਗੁੰਮ ਜਾਂਦੀ ਹੈ ਜਾ ਕੇ ਗੁੰਮ ਨਹੀਂ ਹੁੰਦੀ ਆਕਾਸ਼ ਪਰ ਸ਼ਕਤੀ ਉਹਦੇ ਵਿੱਚ ਹੀ ਸਮਾ ਜਾਣੀ ਹੈ ਇਹ ਸ਼ਕਤੀ ਆਤਮਾ ਨੂੰ ਕੁਝ ਨਹੀਂ ਕਹਿੰਦੀ ਇਹਦੀ ਹੀਟ ਆਤਮਾ ਨੂੰ ਕੁਝ ਨਹੀਂ ਕਹਿੰਦੀ ਸਰੀਰ ਨੂੰ ਸਾੜਦੀ ਹੈ ਨਾ ਆਤਮਾ ਨੂੰ ਪਾਹੇ ਨਾ ਸਕਾ ਜਾਂਦਾ ਹੈ ਜਿੱਦੀ ਮਰਜ਼ੀ ਏਡ ਹੋਵੇ ਆਤਮ ਨੂੰ ਕੁਝ ਨਹੀਂ ਕਰਦੀ ਆਤਮ ਨੂੰ ਕੀ ਕਹਿਣਾ ਬਸ ਸਰੀਰ ਨੂੰ ਕਹਿੰਦੀ ਹੈ ਨਾ ਸਰੀਰ ਉਹ ਹੋਣਾ ਹੀ ਨਹੀਂ ਉੱਥੇ ਜਾ ਕੇ ਦੇ ਰਹਿ ਗਿਆ ਫਿਰ ਕੁਝ ਵੀ ਨਹੀਂ ਰਿਹਾ ਕੁਝ ਵੀ ਨਹੀਂ ਐਟਮ ਬੰਬ ਜਿਹਨਾਂ ਜੋ ਪਏ ਨੇ ਪਏ ਨੇ ਜਾਂ ਚੱਲ ਕੇ ਫਿਰ ਕੀ ਹੋਊਗਾ ਕਿੱਥੇ ਗਏ ਕੀ ਬਣ ਗਿਆ ਵਿਸਮਾਨ ਕੀ ਬਣ ਗਿਆ ਉਹਨਾਂ ਦਾ ਲੋੜ ਨਹੀਂ ਸਾਨੂੰ ਕੋਈ ਕਰਨ ਦੀ ਉਹਨੂੰ ਅਸੀਂ ਕਹਿੰਦੇ ਵਿਸਮਾਦ ਹਾਂਜੀ ਵਿਸਮਾਦ ਧਰਤੀ ਵਿਸਮਾਦ ਖਾਣੀ ਧਰਤੀ ਹੈ ਚਾਰ ਖਾੜੀਆਂ ਵੀ ਨੇ ਸਾਰੀਆਂ ਖਾੜੀਆਂ ਜਿੰਨੀਆਂ ਵੀ ਖਾੜੀਆਂ ਨੇ ਧਰਤੀ ਬਣੀ ਹੈ ਕੀ ਹੈ ਵਿਸਮਾਦ ਹੈ ਦੇਖੋ ਧਰਤੀ ਹੈ ਇੱਕ ਬਰਾਬਰ ਖੇਤ ਪਿਆ ਇੱਕ ਬਰਾਬਰ ਖਾਲੀ ਪਿਆ ਉਸੇ ਖੇਤ ਚ ਤੁਸੀਂ ਅੱਧਾ ਬੀਜੋ ਅੱਧਾ ਨਾ ਬੀਜੋ 20 ਸਾਲ ਬੀਜੀ ਜਾਓ ਅੱਧਾ 20 ਸਾਲ ਅੱਧਾ ਨਾ ਬੀਜੋ 20 ਸਾਲ ਦੀ ਫਸਲ ਉੱਥੇ ਵੱਢ ਕੇ ਉਹ ਖੇਤ ਦੀ ਪੱਲੇ ਪਾਸੇ ਰੱਖ ਲਓ ਉਹ ਜਿਹੜੀ ਮਿੱਟੀ ਹੋਊਗੀ 50 ਸਾਲ ਦੀ ਮਿੱਟੀ ਇਕੱਠੀ ਕਰ ਲਿਓ ਘੱਟੋ ਘੱਟ ਖੇਤ ਦੇ ਵਿੱਚ ਅੱਧਾ ਅੱਧਾ ਇੱਥੇ ਚੜ ਜੂਗੀ ਤੈਨੂੰ ਦੂਆ ਖੇਤ ਉੱਡਾਈਏ ਖੇਤ ਉਹ ਬਰਾਬਰ ਹੈ ਮਿੱਟੀ ਗਈ ਨਹੀਂ ਕਿਤੇ ਖੇਚੋ ਘਟਦੀ ਨਹੀਂ ਹੈ ਨਿਕਲ ਗਈ ਵਿੱਚੋਂ ਦੁਆ ਬਰਾਬਰ ਉਚਾਰੀ ਹੋਇਆ ਨਾਲ ਉਚਾਰੀ ਹੋਇਆ ਕੀ ਹੈ ਜਿਵੇਂ ਦੀ ਸ਼ਕਤੀ ਕਿੱਥੋਂ ਪੈਦਾ ਹੁੰਦੀ ਹੈ ਅੰਦਰ ਉਪਜਾਊ ਸ਼ਕਤੀ ਆ ਰਹੀ ਹੈ ਉਪਜਾਊ ਸ਼ਕਤੀ ਕੀ ਹੈ ਉਪਜਾਊ ਸ਼ਕਤੀ ਉਪਜਾਊ ਸ਼ਕਤੀ ਕੀ ਚੀਜ਼ ਹੈ ਬਸ ਸਭ ਮਾਰੇ ਹੈ ਸਾਨੂੰ ਤਾਂ ਪਤਾ ਲੱਗਿਆ ਉਪਜਾਊ ਸ਼ਕਤੀ ਹੈ ਪਾਈ ਕਿਹਨੇ ਸ਼ਕਤੀ ਉਹ ਕਿਵੇਂ ਪਈ ਹੈ ਕਿੱਥੋਂ ਆ ਉਹ ਬਾਬੇ ਸਮਾ ਹੈ ਸਭ ਕੁਝ ਜਿਹੜੀ ਜ਼ਮੀਨ ਜਿਉਂਦੀ ਹੈ ਉੱਥੇ ਕੁਝ ਪੈਦਾ ਹੁੰਦਾ ਹੈ ਜਿਹੜੀ ਜ਼ਮੀਨ ਡੈਡ ਹੋ ਜਾਂਦੀ ਹੈ ਪੱਠੇ ਵਾਲੀ ਜ਼ਮੀਨ ਕੁਝ ਵੀ ਦੋ ਕੋਈ ਨਹੀਂ ਪੈਦਾ ਮਿੱਟੀ ਵੀ ਡੈਡ ਹੈ ਨਾ ਬਸ ਇਹ ਜੀ ਕੁਝ ਉਹ ਮਿੱਟੀ 'ਚ ਪ੍ਰਾਣ ਹੈ ਨਹੀਂ ਚੇਤਨਾ ਹੈ ਨਹੀਂ ਇਹ ਜਿਹੜੀ ਜੜ ਸ਼ਕਤੀ ਜੜ ਵਸਤੂ ਹੈ ਇਹਦੇ ਵਿੱਚ ਵੀ ਇੱਕ ਡੈਡ ਇਹ ਡੈਂਡ ਆ ਚੇਤਨ ਇਹ ਵੀ ਹੁੰਦੀ ਹੈ ਜਿਹੜੀ ਚੇਤਨ ਮਿੱਟੀ ਹੈ ਮਾਇਆ ਉਹਦੇ ਚ ਜਾਲਾ ਪੈਦਾ ਹੁੰਦਾ ਪਾਣੀ ਦਾ ਉਹ ਵੀ ਪਾਣੀ ਦਾ ਦੂਜੀ ਪੈਦਾ ਨਹੀਂ ਹੁੰਦਾ ਜਿਹੜੀ ਸੜੀ ਹੋਈ ਹੈ ਉਹ ਪੈਦਾ ਨਹੀਂ ਹੁੰਦਾ ਉਹਦੇ ਤੱਤ ਛੱਡ ਗਏ ਹਾਂਜੀ ਚਲੋ ਬਹੁਤਾ ਕਾਨੂੰਨ ਨੂੰ ਡਿਸਕਸ ਕਰਦੇ ਇਹ ਹੋਰ ਪਾਸੇ ਨੂੰ ਜਾਂਦੀ ਹੈ ਮਾਇਆ ਦੀ ਗੱਲ ਹੈ ਨਾ ਹੈ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਆ ਜਿਹੜੇ ਇਹ ਵੀ ਵਿਸਵਾਦ ਦੀ ਗੱਲ ਹੈ ਪ੍ਰਾਣੀ ਜਿਹੜੇ ਨੇ ਸੰਸਾਰ ਦੇ ਜਿਹੜੇ ਟੇਸਟ ਦੇ ਸਾਧ ਨੇ ਸੰਸਾਰੀ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਪ੍ਰਾਣੀ ਪੈ ਜੂਏ ਇਹ ਵੀ ਅਜੀਬ ਗੱਲ ਹੈ ਤੂੰ ਸਰੀਰ ਹੈ ਸਰੀਰ ਦਾ ਸਾਥ ਹੈ ਆਪਣੇ ਸਾਥ ਮੰਨ ਲੈ ਇਹਦਾ ਮੰਨਣਾ ਵੀ ਵਿਸਮਾਦ ਹੈ ਆਪਣੇ ਆਪ ਨੂੰ ਭੁੱਲ ਕੇ ਸਰੀਰ ਦੇ ਟੇਸਟਾਂ ਨੂੰ ਆਪਣੇ ਟੇਸਟ ਮੰਨ ਲੈਣਾ ਵੀ ਵਿਸਮਾਦ ਦੀ ਗੱਲ ਹੈ ਉਹ ਟੇਰਾ ਪੈ ਗਿਆ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਸੰਜੋਗ ਇਹਦਾ ਜਿਹੜਾ ਹੈਗਾ ਜਦੋਂ ਹੁੰਦਾ ਹੈ ਏਕਤਾ ਹੁੰਦੀ ਹੈ ਚਿੱਤਰ ਮਨ ਦੀ ਆਪਣੇ ਮੂਲ ਨਾਲ ਜਦ ਸੰਜੋਗ ਇੱਕ ਹੋ ਜਾਂਦਾ ਉਹ ਵੀ ਇੱਕ ਬਿਸਮਾਦ ਦੀ ਗੱਲ ਹੈ ਕਿਵੇਂ ਇੱਕ ਹੈ ਵੀ ਗੁਣ ਵੀ ਇੱਕ ਹੀ ਹੈ ਹੁਣ ਕਿਹੜਾ ਦੋ ਨੇ ਪਰ ਬਸ ਇਹੀ ਹੈ ਕਿ ਲਾਈਟ ਸੈੱਲ ਚੋਂ ਬਾਹਰ ਹੁੰਦੀ ਹੈ ਤਾਂ ਦੋ ਨੇ ਜੇ ਲਾਈਟ ਬੰਦ ਹੋ ਗਈ ਬਾਹਰ ਜਾਣ ਤੇ ਅੰਦਰਲੀ ਲਾਈਟ ਅੰਦਰ ਹੀ ਹੈ ਫਿਰ ਇੱਕ ਜੇ ਅੱਖਾਂ ਦੇ ਆਤਮਾ ਇੱਛਾਵਾਂ ਪੈਦਾ ਹੀ ਨਹੀਂ ਹੁੰਦੀ ਬਾਹਰ ਜਾਂਦੀ ਉਹਦੀ ਲਾਈਟ ਦੇਖਦਾ ਹੀ ਨਹੀਂ ਜਿੰਨਾ ਜਰ ਦੇਖਦਾ ਸੁਣਦਾ ਨਾ ਇਹ ਬਾਹਰ ਮਾਇਆ 'ਚ ਉਹਨਾਂ ਜਰ ਜਿਹੜੀ ਤੀਸਰੀ ਅੱਖ ਉਹ ਨਹੀਂ ਖੁੱਲਦੀ ਦੂਸਰੀ ਅੱਖ ਤੀਸਰਾ ਨੇਤਰ ਕਹਿੰਦੇ ਦੂਸਰੀ ਅੱਖ ਹੈ ਤੀਸਰੀ ਨਹੀਂ ਬੰਦੀ ਕੋਈ ਤੀਸਰੀ ਉਹ ਤਾਂ ਇਹ ਜੀ ਹੋਊ ਜਾਈ ਅੱਖਾਂ ਤੇ ਜੇ ਤੀਸਰੀ ਕਹਦੀ ਤਾਂ ਉਹ ਅੱਖ ਇਹ ਜੀ ਹੋਊਗੀ ਜਾਈਆਂ ਦੋ ਨੇ ਤੇ ਦੂਈ ਰਹਿਣਾ ਦੂਸਰੀ ਅੱਖ ਹੋਰ ਕਿਸਮ ਦੀ ਅੱਖ ਉਹ ਅਕਲ ਰੂਪੀ ਅੱਖ ਹੈ ਬੁੱਧੀ ਰੂਪੀ ਅੱਖ ਉਹਦੀ ਬੁੱਧੀ ਨਹੀਂ ਖੁੱਲਦੀ ਬੁੱਧੀ ਬੰਦ ਹੈ ਸ਼ਟਰ ਲੱਗਿਆ ਹੈ ਬੁੱਧੀ ਦਾ ਬੁੱਧੀ ਵਾਲੀ ਜਿਹੜੀ ਦੁਕਾਨ ਦਾ ਸ਼ਟਰ ਬੰਦ ਹੈ ਹੁਣ ਖੋਲਣਾ ਨਾ ਜਾ ਕੇ ਆਪਣੇ ਸਾਰੇ ਇੱਥੇ ਖੋਲ ਲਿਆ ਕਰੋ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਸੰਯੋਗ ਔਰ ਵਿਜੋਗ ਹੈ ਜਿਹੜਾ ਕੁਝ ਹੈ ਨਹੀਂ ਵੈਸੇ ਕੋਈ ਗੱਲ ਨਹੀਂ ਖਾਸ ਹੈ ਕੱਲ ਕੁਝ ਵੀ ਨਹੀਂ ਹੈ ਬੜੀ ਬਈ ਬਹੁਤ ਵੱਡੀ ਹੈ ਕੱਲ ਕੁਝ ਵੀ ਨਹੀਂ ਹੈਗੀ ਬਹੁਤ ਵੱਡੀ ਬਣੀ ਪਈ ਹੈ ਬਸ ਆ ਚੋਟ ਆ ਖੜੀ ਹੈ ਚੋਟੀ ਹਮਾਰੀਆ ਦੀ ਇੱਥੇ ਡਿੱਗਣ ਵਾਲੀ ਬੂੰਦ ਹਵਾ ਚੱਲ ਗਈ ਇਧਰ ਡਿੱਪੀ ਤਾਂ ਹੋਰ ਪਾਸੇ ਚਲੀ ਗਈ ਇਧਰ ਡਿੱਪੀ ਹੋਰ ਪਾਸੇ ਚਲੀ ਗਈ ਮੈਨੂੰ ਹੀ ਫਰਕ ਹੈ ਹਵਾ ਕਿੱਧਰ ਲਈ ਆ ਜਾਣੀ ਹੈ ਦਸ ਹਵਾ ਦੀ ਗੱਲ ਹੈ ਜੇ ਤਾਂ ਹਵਾ ਆ ਗਈ ਗੁਰਬਾਣੀ ਵਾਲੀ ਚਲਦੀ ਰਹੇਗੀ ਜਦੋਂ ਇਹ ਛੱਡੂਗਾ ਸਰੀਰ ਮਾਇਆ ਜੇ ਤਾਂ ਗੁਰਬਾਣੀ ਨਾਲ ਜੁੜਿਆ ਹੋਇਆ ਹਵਾ ਦੂਈ ਹੈ ਫਿਰ ਤਾਂ ਟਿਕਿਆ ਰਹੂਗਾ ਫਿਰ ਤਾਂ ਆਪਣੇ ਘਰ ਚਲਿਆ ਜਾਊ ਜੇ ਹਵਾ ਪੁੱਠੀ ਚੱਲ ਗਈ ਫਿਰ ਘਰੋਂ ਦੂਏ ਪਾਸੇ ਲੈ ਜੂ ਮਾਇਆ ਚ ਲੈ ਜੂ ਬਸ ਉਸ ਵੇਲੇ ਦੀ ਗੱਲ ਹੈ ਉਹ ਇੱਕ ਜਿਹੜਾ ਆਖਰੀ ਛਿਣ ਹੈ ਜਿਹੜਾ ਛਿਣ ਉਹ ਛਿੜਦੀ ਉਹ ਗੱਲ ਇੱਕ ਛਿੜ ਜੇ ਇੱਕ ਚਿੱਤ ਤੇ ਆਇਓ ਕਾਲ ਫਾਸ ਕੇ ਸੱਚ ਬਿਸਮਾਦ ਦੀ ਦਾ ਸੁਰ ਕੀ ਹੈ ਗੱਲ ਪਿਛੜਦੀ ਹੈ ਸਾਰੀ ਉਹ ਛਿੜ ਜੇ ਨਾ ਕੀ ਹੋਣਾ ਕੀ ਨਹੀਂ ਹੋਣਾ ਫੈਸਲਾ ਉਦੋਂ ਹੀ ਹੋਣਾ ਹੁਣ ਤਾਂ ਇਹਨੂੰ ਤਿਆਰੀ ਕਰ ਰਹੇ ਨੇ ਇਹਦੀ ਉਹ ਛਿੜ ਵਾਸਤੇ ਤਿਆਰੀ ਹੈ ਸਾਰੀ ਉਮਰ ਤਿਆਰੀ ਕਰਦਾ ਭਲਵਾਨ ਤੇ ਕੁਸ਼ਤੀ ਦਾ 10-12 ਮਿੰਟ ਦੀ ਹੋਈ ਹੈ ਸਾਰੀ ਉਮਰ ਤਿਆਰੀ ਕਰਦਾ ਉਹ ਵੇਲਾ ਦਾ 5-7 ਮਿੰਟ ਦਾ ਹੀ ਹੈ ਬਸ ਉਹ ਵੇਲੇ ਦੀ ਗੱਲ ਹੈ ਉਹ ਵੇੜਾ ਨਾ ਬੁਝੀਏ ਜਦ ਆਏ ਪੜੇ ਜਾਵਲ ਉਹ ਵੇਲੇ ਦਾ ਨਹੀਂ ਪਤਾ ਕਾਦਾ ਜਾਣਾ ਹੈ ਉਹ ਵੇਲੇ ਦਾ ਪਤਾ ਨਹੀਂ ਇਸ ਕਰਕੇ ਤਿਆਰੀ ਰੱਖਣੀ ਚਾਹੀਦੀ ਹੈ ਉਹਦਾ ਵੇਲਾ ਪਤਾ ਨਹੀਂ ਕੋਈ ਚੀਜ਼ ਦਾ ਆਪਣੇ ਹਿਸਾਬ ਨਾਲ ਬੰਨ ਨੂੰ ਇਹ ਵੇਲੇ ਦਾ ਪਤਾ ਨਹੀਂ ਹੈ ਤਿਆਰੀ ਹੈ ਕਰਾ ਰਹੀ ਗੁਰਬਾਣੀ ਹੋਰ ਕੁਝ ਨਹੀਂ ਹੈ ਗੁਰਬਾਣੀ ਉਸ ਵੇਲੇ ਦੀ ਤਿਆਰੀ ਕਰਵਾ ਰਹੀ ਹੈ ਹਰ ਵਕਤ ਤਿਆਰ ਰਹਿਣਾ ਤਾਂ ਕਹਿੰਦਾ ਖਾਲਸਾ ਤਿਆਰ ਪਰ ਤਿਆਰ ਤਿਆਰ ਪਰ ਤਿਆਰ ਲੋਕਾਂ ਨਾਲ ਲੜਨ ਵਾਸਤੇ ਨਹੀਂ ਲੜਨ ਵਾਸਤੇ ਕਾਲ ਨਾਲ ਲੜਨ ਵਾਸਤੇ ਜਮ ਨਾਲ ਲੜਨ ਵਾਸਤੇ ਭਰਮ ਨਾਲ ਲੜਨ ਵਾਸਤੇ ਇਹਨਾਂ ਨੇ ਤਿਆਰ ਪ੍ਰਤਿਆਰ ਦਾ ਅਰਥ ਕੀ ਲਾ ਲਿਆ ਵੀ ਵਰਸ਼ਾ ਹਰ ਵਕਤ ਰੱਖੇ ਸਿੱਧਾ ਜਦ ਕੋ ਸਿੰਘਣ ਕੀ ਦੰਦਾ ਪਾਗਲ ਬਣਾਤੇ ਬਣ ਗਏ ਪਾਗਲ ਸੁਣ ਗਏ ਤਾਂ ਸਮਝ ਆ ਜੂਗੀ ਸੁਣ ਕੇ ਤਾਂ ਸਮਝ ਆ ਜੂਗੀ ਕਿ ਆ ਕੀ ਸੀ ਕਰਦੇ ਕੀ ਕਿਸੇ ਨੂੰ ਉਲਟੇ ਰਾਹ ਜਾਂਦੇ ਨੂੰ ਉਹਨਾਂ ਨੂੰ ਜੇ ਦੱਸ ਦਈਏ ਨਾ ਸੜਕ ਤੇ ਪਾ ਰਹੀ ਉਹਨੂੰ ਲਿਜਾ ਕੇ ਇਹਨਾਂ ਨੂੰ ਤੇ ਪਤਾ ਤਾਂ ਉਹਨੂੰ ਲੱਗ ਜਾਂਦਾ ਜਾਂ ਤੁਰਦਾ ਵੀ ਇੱਧਰ ਇੱਟਾਂ ਬੱਟੇ ਸੀ ਇੱਧਰ ਮੌਜ ਨਾ ਜਾਂਦੇ ਹੁਣ ਸੜਕ ਤੇ ਰਾਹ ਤਾਂ ਸਾਫ਼ ਹੈ ਇਹ ਜੇ ਰਾਹ ਬਦਲ ਲੂ ਉਹਨੂੰ ਪਤਾ ਲੱਗ ਜੂਗਾ ਵੀ ਇਹ ਰਾਹ ਸਾਫ਼ ਹੈ ਸਿੱਧੇ ਇੱਟੇ ਵੱਡਾ ਇੱਟਾਂ ਬੱਟੇ ਨੇ ਉੱਚਾ ਨੀਵਾ ਥਾਂ ਕੱਢੇ ਨੇ ਸਭ ਕੁਝ ਹੈ 12 ਚਿੱਕੜ ਹੈ ਦਰ ਹੈ ਜਿਹਨੂੰ ਉਧਰੇ ਤੁਰਦੇ ਵੀ ਸੁਖ ਹੈ ਦਰ ਹੈ ਕੀ ਫਰਕ ਪੈਂਦਾ ਦੁਨੀਆ ਹੀ ਤੁਰ ਰਹੀ ਹੈ ਵਿਸਮਾਦ ਭੁੱਖ ਵਿਸਮਾਦ ਭੋਗ ਭੁੱਖ ਕੀ ਹੈ ਭੁੱਖ ਸਰੀਰ ਦੀ ਭੁੱਖ ਨਹੀਂ ਹੈ ਆਤਮਾ ਦੀ ਭੁੱਖ ਇਹ ਆਇਆ ਦੀ ਭੁੱਖ ਤ੍ਰਿਸ਼ਨਾ ਦੇਵ ਛੁੜਕੀ ਲੱਗੀ ਕ੍ਰਿਸ਼ਨ ਵੀ ਵਿਸਵਾ ਦੇ ਸਭ ਕੁਝ ਜਾਣਦਾ ਹੈ ਫਿਰ ਵੀ ਭੁੱਖ ਨਹੀਂ ਹਟਦੀ ਸਭ ਕੁਝ ਦੇਖਦਾ ਸਮਝਦਾ ਹੈ ਫਿਰ ਵੀ ਭੁੱਖ ਨਹੀਂ ਹਟਦੀ ਕੀ ਵਿਸਵਾਦ ਨਹੀਂ ਹੈ ਨਾਮ ਦੀ ਭੁੱਖ ਹੈ ਜਦੋਂ ਭੁੱਖ ਬਦਲ ਜਾਂਦੀ ਹੈ ਨਾ ਅਸਲ ਫਿਰ ਵਿਸਵਾਦ ਦਾ ਪਤਾ ਲੱਗਦਾ ਹੈ ਨਾਮ ਦੀ ਭੁੱਖ ਸ਼ੁਰੂ ਹੋਈ ਤੇ ਵਿਸਵਾਦ ਹੋਣਾ ਵਰਨਾ ਵਿਸਵਾਦ ਨਹੀਂ ਹੁੰਦਾ ਵੀ ਦੀ ਅਵਸਥਾ ਕੀ ਹੈ ਨਾਮ ਦੀ ਭੁੱਖ ਸੱਚੇ ਨਾਮ ਕੀ ਲੱਗਾ ਭੁੱਖ ਉਤ ਭੁੱਖਾ ਖਾਏ ਚੱਲੀਏ ਦੁੱਖ ਚਲੇ ਗਏ ਤਾਂ ਬਿਸਮਾਦ ਹੋਣਾ ਦੁੱਖੇ ਖਾ ਗਈ ਸਾਰੇ ਭੁੱਖ ਹੋਇਓ ਅਜੋ ਭੁੱਖੇ ਪੈਦਾ ਹੋਈਆ ਨਾ ਮਿਲਿਆ ਨਹੀਂ ਮਿਲਿਆ ਨਹੀਂ ਨਾਮ ਅਜੋ ਭੁੱਖੇ ਪੈਦਾ ਹੋਈ ਹੈ ਦੁੱਖ ਪਹਿਲਾਂ ਹੀ ਖਾ ਗਈ ਜਾਂ ਮਿਲੂ ਫੇਰ ਕੀ ਹੋਊ ਫਿਰ ਕੀ ਉਹ ਫਿਰ ਉਹ ਪਰਮ ਸੁਖ ਸੁਖ ਨਹੀਂ ਹੋਇਆ ਦੁੱਖ ਖਾਦੇ ਨੇ ਹਲੇ ਦੁੱਖ ਖਾਣਾ ਹੋਰ ਗੱਲ ਹੈ ਸੁਖ ਹੋਣਾ ਹੋਰ ਗੱਲ ਹੈ ਇਹ ਕਰਾਹੇ ਜ ਆਦਮੀ ਬੈਠਾ ਥੱਲੇ ਅੱਗ ਜਲਦੀ ਹੈ ਪਾਣੀ ਗਰਮ ਹੋ ਗਿਆ ਵਿੱਚ ਬਹਿ ਨਹੀਂ ਹੁੰਦਾ ਔਖਾ ਲੱਕੜਾਂ ਕੱਢ ਦਿੱਤੀਆਂ ਸ਼ਾਂਤੀ ਹੋ ਗਈ ਉਹਨੂੰ ਲੱਕੜਾਂ ਕੱਢਣ ਵਾਲੇ ਸ਼ਾਂਤੀ ਹੋ ਗਈ ਨਾ ਪਾਣੀ ਠੰਡਾ ਹੁੰਦਾ ਹੁੰਦਾ ਠੰਡਾ ਹੋ ਗਿਆ ਸ਼ਾਂਤੀ ਹੋ ਗਈ ਸੁੱਖ ਤਾਂ ਜ਼ਿਆਦਾ ਜੋ ਕੜਾਇਆ ਜੋ ਬਾਹਰ ਕੱਢ ਕੇ ਉਹਨੂੰ ਏਸੀ 'ਚ ਬਿਠਾ ਲਿਆ ਸੁਖ ਪਰਮ ਸੁਖ ਨਹੀਂ ਹੋਇਆ ਜੇ ਸਿਰਫ ਨਾਮ ਦੀ ਭੁੱਖ ਜਾਂ ਭੁੱਖ ਬਦਲੀ ਦੁੱਖ ਜਦ ਹੀ ਖਤਮ ਹੋ ਗਏ ਦੁੱਖਾਂ ਨਾਲ ਆਜ ਕੀ ਹੈ ਸਿਰਫ ਭੁੱਖ ਦਾ ਪੈਦਾ ਹੋ ਜਾਣਾ ਨਾਮ ਦੀ ਪ੍ਰਾਪਤੀ ਅਗੇ ਗਾਹਾਂ ਤਾਂ ਬਹੁਤ ਬੜੀ ਗੱਲ ਹੈ ਫਿਰ ਨਾਮ ਦੀ ਪ੍ਰਾਪਤੀ ਨਹੀਂ ਹੈ ਨਾਮ ਦੀ ਪ੍ਰਾਪਤੀ ਤਾਂ ਪਰਮ ਸੁਖ ਹੈ ਪਰਮ ਆਨੰਦ ਹੈ ਫਿਰ ਪਰਮ ਆਨੰਦ ਪਰਮੇਸ਼ਰ ਦਾ ਨਾਮ ਹੈ ਪਰਮਾਨੰਦਾ ਜਦ ਪਰਮਾਨੰਦਾ ਹੋ ਜਾਂਦਾ ਹੈ ਸਾਚੇ ਨਾਮ ਕੀ ਲਾਗਾ ਤੂੰ ਭੁੱਖਾ ਖਾਏ ਚੱਲੀਏ ਤਾਂ ਹੀ ਸੋਕੇ ਬਿਸਰੇ ਮੇਰੀ ਮਾਏ ਫਿਰ ਕਿਉਂ ਬਿਸਰਦਾ ਜਿਹੜੀ ਦੁੱਖ ਸਾਰੇ ਦੁੱਖ ਖਾਣ ਵਾਲੀ ਹੈ ਤੂੰ ਉਹ ਭੁੱਖੇ ਪੈਦਾ ਕਰ ਲੈ ਦੁੱਖਾਂ ਦਾ ਇਲਾਜ ਨਾ ਕਰ ਦੁੱਖਾਂ ਦਾ ਇਲਾਜ ਕਰਨ ਦੀ ਕੋਈ ਲੋੜ ਨਹੀਂ ਭੁੱਖ ਪੈਦਾ ਕਰਨ ਦੀ ਲੋੜ ਹੈ ਭੁੱਖ ਪੈਦਾ ਨਹੀਂ ਕਰ ਰਹੇ ਦੁੱਖਾਂ ਦਾ ਇਲਾਜ ਕਰ ਰਹੇ ਨੇ ਅਰਦਾਸਾਂ 'ਚ ਕੀ ਮੰਗਿਆ ਇਹਨੇ ਦੁੱਖਾਂ ਦਾ ਰਾਜ ਉਹ ਭੁੱਖ ਪੈਦਾ ਕਰ ਲੋ ਰਾਜ ਅਰਦਾਸ ਦੀ ਲੋੜੇ ਨਾ ਰਹੇ ਨਾਮ ਦੀ ਭੁੱਖ ਪੈਦਾ ਕਰ ਲੋ ਇਲਾਜ ਦੁੱਖਾਂ ਦਾ ਹੋ ਜਾਊਗਾ ਕੋਈ ਲੋੜ ਹੀ ਨਹੀਂ ਅਰਦਾਸ ਕਰਨ ਦੀ ਸਿੱਧਾ ਕੰਮ ਕੀਤਾ ਨਹੀਂ ਪੁੱਠਾ ਕਰ ਲਿਆ ਸ਼ੁਰੂ ਦੁੱਖ ਫੇਰ ਨਹੀਂ ਦੂਰ ਹੋ ਰਿਹਾ ਕਿਸੇ ਦੇ ਅਸਲ ਦੇ ਵਿੱਚ ਕਿਉਂ ਨਹੀਂ ਹੋ ਰਿਹਾ ਦੂਰ ਅਰਦਾਸ ਸੁਣਦਾ ਹੀ ਨਹੀਂ ਇਹਨਾਂ ਦੀ ਉਹ ਕਿਸੇ ਦੀ ਅਰਦਾਸ ਸੁਣਦਾ ਹੀ ਨਹੀਂ ਹੋ ਕਰੀ ਜਾਣ ਅਰਦਾਸਾਂ ਕਿਸੇ ਤੇ ਕਰਾਈ ਜਾਣ ਕੁਛ ਨਹੀਂ ਸੁਣ ਰਹੇ ਗੁਰਬਾਣੀ 'ਚ ਲਿਖਿਆ ਹੋਇਆ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਤ ਬਾਹਰ ਤਾਂ ਸੁਣ ਸਤ ਪਾਸ ਸਤ ਸੰਤੋਖ ਦੀ ਅਰਦਾਸ ਤਾਂ ਹੈ ਨਹੀਂ ਉਹ ਸੁਣਦਾ ਹੀ ਨਹੀਂ ਇਦੋਂ ਘੱਟ ਵਾਲੀ ਅਰਦਾਸ ਸੁਣਦਾ ਹੀ ਨਹੀਂ ਉਦੋਂ ਤੇ ਪਾਗਲ ਜਿਹੜੇ ਕਰਦੇ ਨੇ ਕਰਾਉਣ ਵਾਲੇ ਪਾਗਲ ਕਰਨ ਵਾਲੇ ਪਾਗਲ ਪਾਗਲ ਤਾਂ ਇਕੱਠੇ ਹੋਏ ਨੇ ਹੈਡ ਆਫਿਸ ਦੇ ਵਿੱਚ ਤੇ ਉਹ ਤੋਂ ਫਰਮਾਨ ਵੀ ਹੋ ਜਾਈ ਯਾਰੀ ਉਹਨਾਂ ਨੇ ਐਡਾ ਉਸ ਤੋਂ ਮਨਮੁਖ ਦਾ ਇਕੱਠੇ ਹੋਏ ਨੇ ਹੈਡ ਆਫਿਸ ਦੇ ਵਿੱਚ ਤੇ ਪ੍ਰਚਾਰ ਮਨਮੁਖ ਦਾ ਹੀ ਹੋਣਾ ਫਿਰ ਗੁਰਮੁਖਤਾ ਦਾ ਪ੍ਰਚਾਰ ਕਿਵੇਂ ਹੋ ਜੂਗਾ ਜਾਂ ਹੈਡ ਆਫਿਸ ਦੇ ਵਿੱਚ ਮਨਮੁਖ ਇਕੱਠੇ ਹੋਏ ਹੋਏ ਨੇ ਗੁਰਮਤ ਤੋਂ ਵਿਰੋਧ ਗੱਲ ਕਰ ਰਹੇ ਨੇ ਗੁਰਮਤ ਅਨੁਸਾਰ ਉਹਨਾਂ ਦਾ ਕੋਈ ਹੀ ਨਹੀਂ ਹੈ ਤੋ ਤੋ ਗੁਰਮਤ ਦਾ ਪ੍ਰਸਾਰ ਕਿਵੇਂ ਹੋ ਜੂਗਾ ਜੋ ਸੋਚਦੇ ਨੇ ਉਹ ਸੋਚਦੇ ਵੀ ਨਹੀਂ ਹਨ ਅਸਲ ਉਹਨਾਂ ਲੋੜ ਨਹੀਂ ਗੁਰਮਤੀ ਉਹਨਾਂ ਨੂੰ ਬੰਦੇ ਨਾਲ ਜੋੜ ਕੇ ਰੱਖਣ ਦੀ ਲੋੜ ਹੈ ਵੋਟਾਂ ਵਾਸਤੇ ਜਾਂ ਮੁਲਕ ਵਾਸਤੇ ਇਹ ਤੋਂ ਜ਼ਿਆਦਾ ਕੁਝ ਜੇ ਕੋਈ ਹੋਰ ਤੋੜ ਲੈਂਦਾ ਬੰਦੇ ਸਰਸੇ ਵਾਲਾ ਤੋੜ ਲਵੇ ਚਾਹੇ ਕੋਈ ਹੋਰ ਤੋੜ ਫਿਰ ਉਹ ਤਕਲੀਫ ਹੁੰਦੀ ਬੰਦੇ ਟੁੱਟਦੇ ਨੇ ਗੋਲ ਘਟਦੀ ਹੈ ਔਰ ਵੋਟਾਂ ਘਟਦੀਆਂ ਇਹ ਤਾਂ ਸਵਾ ਹੋਰ ਕੁਝ ਨਹੀਂ ਜੇ ਜੇ ਸਿੱਖ ਗੁਰਬਾਣੀ ਬਣਾਉਂਦੀ ਉਹ ਤਾਂ ਆਪ ਵੀ ਬਣਨ ਤਿਆਰ ਨਹੀਂ ਹੋਏ ਤਾਂ ਜੇ ਜੇ ਸਿੱਖ ਗੁਰਬਾਣੀ ਚਾਹੁੰਦੀ ਹੈ ਬੰਦਾ ਘੜਨਾ ਉਹ ਤਾਂ ਆਪ ਨਹੀਂ ਚਾਹੁੰਦੇ ਬਣਨ ਜੇ ਕੋਈ ਬਣ ਗਿਆ ਤਾਂ ਖਤਰਾ ਉਹਨਾਂ ਨੂੰ ਜੇ ਹੋਰ ਕੋਈ ਬਣ ਗਿਆ ਫਿਰ ਉਹਨਾਂ ਨੂੰ ਖਤਰਾ ਹੈ ਇਹਨਾਂ ਦੇ ਖਿਲਾਫ ਪ੍ਰਚਾਰ ਸ਼ੁਰੂ ਹੋ ਜੂ ਭਗਤਾਂ ਨੇ ਵਿਫਤਾ ਪਾਤੀ ਸੀ ਅੱਗੇ ਸਾਰਿਆਂ ਬਜਾਰੀਆਂ ਨੂੰ ਇਹਨਾਂ ਨੂੰ ਵਿਫਤਾ ਪੈਦਾ ਹੋ ਜੂਗੀ ਜੇ ਪ੍ਰਚਾਰ ਗੁਰਮਤ ਦਾ ਸ਼ੁਰੂ ਹੋ ਗਿਆ ਸਾਰੇ ਲੀਡਰਾਂ ਨੂੰ ਆ ਸਾਰੇ ਜਿਹੜੇ ਬੈਠੇ ਨੇ ਪੁਜਾਰੀ ਵਿਵਸਥਾ ਪੈਦਾ ਹੋ ਜੂ ਇਹਨਾਂ ਨੇ ਸੁਧਰਨਾ ਨਹੀਂ ਆਪ ਸੁਧਰਨ ਕਿਸੇ ਨੂੰ ਦੇਣਾ ਨਹੀਂ ਜੇ ਸੁਧਾਰ ਆ ਗਿਆ ਫਿਰ ਤਾਂ ਵਰ ਗਏ ਇਹ ਤਾਂ ਗਏ ਇਹਨਾਂ ਦੀ ਸਰਦਾਰੀ ਕਿਵੇਂ ਬਣੀ ਰਹੇ ਇਹਨਾਂ ਨੂੰ ਇਸ ਚੀਜ਼ ਦੀ ਚਿੰਤਾ ਇਹਨਾਂ ਨੇ ਕੀ ਲੈਣਾ ਗੁਰੂ ਤੋਂ ਅਰ ਗੁਰਬਾਣੀ ਤੋਂ ਇਹਦਾ ਸਭ ਪਖੰਡ ਹੈ ਪਖੰਡੀ ਇਹ ਮੈਂ ਕਰਦੇ ਹੁੰਦੇ ਨੇ ਵਿਸਮਾਦ ਭੋਗ ਵਿਸਮਾਦ ਭੁੱਖ ਵਿਸਮਾਦ ਭੋਗ ਭੁੱਖ ਹੈ ਔਰ ਭੋਗ ਹੈ ਉਹ ਭੁੱਖ ਮਟਾਉਣ ਵਾਲੀ ਚੀਜ਼ ਜਿਹੜੀ ਭੁੱਖ ਮਟਾਉਣ ਵਾਲੀ ਚੀਜ਼ ਆ ਉਹਦੇ ਨਾਲ ਭੁੱਖ ਵੱਧਦੀ ਹੈ ਸਰੀਰ ਰੂਪ ਦੇ ਵਿੱਚ ਜੋ ਅਸੀਂ ਖਾਂਦੇ ਹਾਂ ਟੈਂਪਰੇਰੀ ਤੌਰ ਤੇ ਖਾ ਲੈਂਦੇ ਆ ਟੈਂਪਰੇਰੀ ਤੌਰ ਤੇ ਭੁੱਖ ਮਿਟ ਜਾਂਦੀ ਹੈ ਫਿਰ ਸ਼ੁਰੂ ਹੋ ਜਾਂਦੀ ਸਮਾਇਆ ਦੀ ਗੱਲ ਹੈ ਭੁੱਖਾ ਅਸਲ ਦੇ ਵਿੱਚ ਸਰੀਰ ਨੂੰ ਨਹੀਂ ਹੁੰਦੀ ਸਰੀਰ ਨੂੰ ਹੁੰਦੀ ਹੈ ਲੋੜ ਅੱਗੇ ਵੀ ਕਈ ਵਾਰ ਕਿ ਸਰੀਰ ਦੀ ਭੁੱਖ ਨਹੀਂ ਹੁੰਦੀ ਭੁੱਖ ਤਾਂ ਆਤਮਾ ਦੀ ਹੈ ਭੁੱਖ ਤਾਂ ਮਨ ਨੂੰ ਭੁੱਖਿਆ ਭੁੱਖ ਨਾਲ ਉਤਰਿਆ ਜੇ ਬੰਦਾ ਬੁਰੀਆਂ ਭਾਰ ਭੁੱਖ ਦਾ ਸੰਬੰਧ ਹੈ ਮਨ ਦੇ ਨਾਲ ਆਦਮੀ ਨਾਲ ਆਤਮਾ ਨਾਲ ਆਤਮਾ ਦੀ ਭੁੱਖ ਮਾਇਆ ਦੀ ਹੈ ਵਿਸਮਾਰ ਦੀ ਗੱਲ ਹੈ ਨਾ ਮਾਇਆ ਕੀ ਕਰਦੀ ਪੁੱਛਿਆ ਜਦ ਤੂੰ ਜੰਮਿਆ ਸੀ ਮਾਇਆ ਨਾਲ ਲੈ ਕੇ ਆਇਆ ਸੀ ਤੇ ਜਾਣੇ ਫੇਰ ਨਹੀਂ ਜਾਣੀ ਫੇਰ ਵੀ ਤੂੰ ਭੁੱਖ ਪੈਦਾ ਕਰੀ ਬੈਠਾ ਹੈ ਫੇਰ ਵੀ ਤੇਰੀ ਅਟੈਚਮੈਂਟ ਇੰਨੀ ਤਕੜੀ ਹੋ ਗਈ ਮਾਇਆ ਨਾਲ ਇਹ ਬਿਸਮਾ ਦੇ ਹਨ ਕਿਉਂ ਹੋ ਗਈ ਸਾਡੀ ਸਮਝ ਤੋਂ ਬਾਹਰ ਹੈ ਤੇ ਸਮਝ ਤੋਂ ਬਾਹਰ ਹੈ ਕਿਉਂ ਹੋ ਗਈ ਬਿਸਮਾ ਤੋਂ ਲੜੀ ਸਮਝ ਤੋਂ ਪਰੇ ਹੋ ਗਈ ਭੋਗ ਗਈ ਹੈ ਬਿਸਮਾ ਫਿਰ ਜਿੰਨੀ ਖਾਂਦਾ ਉਨੀ ਭੁੱਖ ਵਧੀ ਜਾਂਦੀ ਹੈ ਜੇ ਭੁੱਖ ਕਾਤਰ ਖਾਂਦਾ ਤਾਂ ਉਹ ਵੱਜ ਜਾਂਦੀ ਹੈ ਸਿਆਪਾ ਇਹ ਹੈ ਭੁੱਖ ਵੀ ਐਸਾ ਇਹਦਾ ਸਹਿਜ ਘਟੇ ਲੱਖ ਉੱਠਦਾ ਵਾ ਉਹ ਖਾਣ ਨਾਲ ਭੁੱਖ ਮਿਟਣੀ ਚਾਹੀਦੀ ਹੈ ਭੁੱਖ ਵਧੀ ਜਾਂਦੀ ਹੈ ਇਹ ਅਜੀਬ ਹੋਰ ਗੱਲ ਹੋਈ ਹੋਈ ਹੈ ਇਹ ਬਿਸਮਾਦ ਹੈ ਭੁੱਖਰ ਭੋਗ ਸਿਰਫ ਗੱਲ ਹੈ ਨਾ ਭੋਗ ਨਹੀਂ ਹੁੰਦਾ ਨਾਮ ਗਿਆਨ ਭੋਗ ਹੁੰਦਾ ਭੁਗਤ ਗਿਆਨ ਹੈ ਜੇ ਗਿਆਨ ਨੂੰ ਖਾਵੇ ਗਿਆਨ ਭੁਗਤ ਗਿਆਨ ਨੂੰ ਭੋਗ ਬਣਾਵੇ ਭੁਗਤ ਗਿਆਨ ਦਿਆ ਪੜਾਲਣ ਫਿਰ ਗਿਆਨ ਦਾ ਇਹਨੂੰ ਭੋਜਨ ਚਾਹੀਦਾ ਸੀ ਬਣਾਈ ਬੈਠਾ ਹੈ ਸਰੀਰ ਵਾਲਾ ਭੋਜਨ ਭੁੱਖ ਉਹਦੀ ਉਹਦੀ ਵੀ ਭੁੱਖ ਪੈਦਾ ਕਰਦੀ ਇਹਦਾ ਕੋਈ ਸੰਬੰਧ ਨਹੀਂ ਹੈ ਭੋਜਨ ਨਾਲ ਔਰ ਇਹ ਇਹਨੂੰ ਬਾਵਜੂਦ ਇਹਦੇ ਕਿ ਮਨ ਦੀ ਭੁੱਖ ਵਧੀ ਜਾਂਦੀ ਹੈ ਜਦੋਂ ਖਾਂਦਾ ਹੈ ਪ੍ਰਾਪਤ ਕਰਦਾ ਹੈ ਭੋਜਨ ਫਿਰ ਨਹੀਂ ਸਮਝਦਾ ਫਿਰ ਨਹੀਂ ਛੱਡਦਾ ਇਹ ਮੇਰਾ ਭੋਗ ਤਾਂ ਹੈ ਨਹੀਂ ਮੇਰੀ ਭੁੱਖ ਤਾਂ ਹੋਰ ਵਧੀ ਹੈ ਜਿਵੇਂ ਖਾਂਦਾ ਭੁੱਖ ਵਧਦੀ ਹੈ ਡਿਪਰੈਸ਼ਨ ਵੱਧਦਾ ਹੈ ਪੀਸ ਆਫ ਮਾਈਂਡ ਘਟਦਾ ਹੈ ਫਿਰ ਨਹੀਂ ਹਟਦਾ ਸੰਸਾਰ ਜਿੱਦੀ ਦਵਾਈ ਖਾਂਦਾ ਬਿਮਾਰੀ ਵੱਧਦੀ ਹੈ ਫਿਰ ਨਹੀਂ ਹਟਦਾ ਸੰਸਾਰ ਅਜੀਬ ਗੱਲ ਹੈ ਇਹ ਵੀ ਵਿਸਮਾਦ ਹੈ ਕਿ ਜਿੰਨਾ ਦੁਖੀ ਹੁੰਦਾ ਦੁਖੀ ਵੀ ਹੋ ਜਾਂਦਾ ਚੀਕਾ ਵੀ ਮਾਰੀ ਜਾਂਦਾ ਵੇਰਣਾ ਜਦ ਗਾਂ ਵੀ ਦੇਈ ਜਾਂਦਾ ਵੇਰਣਾ ਵੀ ਆਪ ਗੇੜਦਾ ਵੇਰਣਾ ਗੇੜ ਕੇ ਉਮਰ ਦਿੱਤੀ ਹੋਈ ਹੈ ਜਿੰਨੀ ਜਾ ਹੋਰ ਗੇੜੀ ਜਾਂਦਾ ਉਮਰ ਜਿੰਨਾ ਤਕਲੀਫ ਹੋਈ ਜਾਂਦੀ ਹੈ ਵੇਰਣਾ ਆਪਣੇ ਹੱਥਾਂ ਨਾਲ ਗੇੜਦਾ ਤਕਲੀਫ ਵੀ ਆਪ ਨੂੰ ਹੁੰਦੀ ਹੈ ਭੁੱਖ ਵੀ ਆਪ ਵਧਾਉਂਦਾ ਦੁਖੀ ਵੀ ਆਪ ਹੁੰਦਾ ਕਿਉਂ ਕਰਦਾ ਇਹ ਪੁੱਠੀ ਮਤ ਹੋਈ ਹੋਈ ਹੈ ਕਿਉਂ ਹੋਈ ਹੋਈ ਹੈ ਸਮਝ ਤੇ ਪਰੇ ਇਹ ਸਮਝ ਤੇ ਪਰੇ ਚਲ ਬਸ ਵਿਸਮਾਦ ਸਿਫਤ ਵਿਸਮਾਦ ਸਲਾਹ ਸਿਫਤ ਔਰ ਸਲਾਹ ਜੇ ਕਰੀਏ ਇਹ ਵੀ ਵਿਸਮਾਦ ਹੈ ਦੂਏ ਪਾਸੇ ਸਿਫਤ ਹੁੰਦੀ ਹੈ ਕਿਸੇ ਦੇ ਗੁਣ ਸਲਾਹ ਹੁੰਦੀ ਹੈ ਗੁਣਾ ਦਾ ਸਲਾਹ ਦੂਜਾ ਕਰਦਾ ਉਹਦੀ ਸ਼ਲਾਘਾ ਦਾ ਦੂਜਾ ਕਰਦਾ ਸਿਫਤ ਉਹਦੇ ਵਿੱਚ ਹੁੰਦੀ ਹੈ ਜਿਹਦੇ ਵਿੱਚ ਸਿਫਤ ਹੁੰਦੀ ਹੈ ਉਹਦੀ ਸ਼ਲਾਘਾ ਕਰੇਦੀ ਜਿਹਦੇ ਵਿੱਚ ਸਿਫਤੇ ਕੋਈ ਨਾ ਹੋਵੇ ਉਹਦੀ ਸ਼ਲਾਘਾ ਕੀ ਹੈ ਕਰਨ ਦੀ ਲੋੜ ਲੋਕ ਸੰਸਾਰ ਦੇ ਜੀਵਨ ਦੀ ਸ਼ਲਾਘਾ ਕਰਦੇ ਨੇ ਅਸੀਂ ਨਿਰਗੁਣ ਆ ਰਹੇ ਹਾਂ ਸਾਰੇ ਜੇ ਨਿਰਗੁਣ ਆ ਰਹੇ ਹਾਂ ਤਾਂ ਨਿਰਗੁਣ ਵਾਲੇ ਦੀ ਸ਼ਲਾਘਾ ਨਹੀਂ ਹੋ ਸਕਦੀ ਸ਼ਲਾਘਾ ਗੁਣ ਵਾਲੇ ਦੀ ਹੁੰਦੀ ਤੂੰ ਸਾਹਿਬ ਗੁਣੀ ਜਿਹਦੇ ਵਿੱਚ ਸ਼ਬਦ ਕੋਈ ਨਹੀਂ ਹੁੰਦੀ ਸਲਾਹਨਾ ਨਹੀਂ ਕੀਤੀ ਜਾ ਸਕਦੀ ਸਿਫਤ ਗੁਣਾਂ ਵਾਲੇ ਦੀ ਕੀਤੀ ਜਾ ਸਕਦੀ ਪਰ ਸੰਸਾਰ ਕਰਦੇ ਨੇ ਸਿਫਤ ਹੈ ਇਹਨੇ ਆਪਣੇ ਆਪ ਨੂੰ ਪਛਾੜਿਆ ਹੀ ਨਹੀਂ ਸਿਫਤ ਹੈ ਅੰਦਰਲੇ ਸਿਫਤ ਹੈ ਲੈ ਸਿਫਤ ਕੋਈ ਨਹੀਂ ਅੰਦਰਲੇ ਦੀ ਸਿਫਤ ਨੇ ਪਛਾਣੀ ਦੀ ਅੰਦਰਲੇ ਨੂੰ ਆਪਣਾ ਆਪਾ ਨਹੀਂ ਪਛਾਣਿਆ ਜਿੱਦਣ ਆਪਣਾ ਆਪਾ ਪਛਾਣ ਲਿਆ ਨੇ ਇਹ ਆਪੇ ਆਪ ਨਿਰੰਜਣ ਹੋਇਆ ਫਿਰ ਇਹਨੂੰ ਕੁਛ ਨਹੀਂ ਚਾਹੀਦਾ ਬਾਹਰੋਂ ਆਪਣੀ ਸਿਫਤ ਵੀ ਪਛਾਣ ਲਈ ਨੇ ਆਪ ਅੰਤਰ ਆਤਮਾ ਦੇ ਨਾਲ ਅੰਤਰ ਆਤਮਾ ਸਿਫਤ ਹੈ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣਾ ਵੱਡੀ ਸਿਫਤ ਹੈ ਸੱਚ ਨੂੰ ਸੱਚ ਮੰਨਣਾ ਝੂਠ ਨੂੰ ਝੂਠ ਮੰਨਣਾ ਵੱਡੀ ਸਿਫਤ ਹੈ ਪਰ ਇਹ ਝੂਠ ਨੂੰ ਸੱਚ ਸੱਚ ਨੂੰ ਝੂਠ ਬੋਲਦਾ ਸੱਚ ਨੂੰ ਤਾਂ ਸੁਣਦਾ ਹੀ ਨਹੀਂ ਝੂਠ ਨੂੰ ਸੱਚ ਮੰਨੀ ਬੈਠਾ ਸੱਚ ਸੁਣਨਾ ਛੱਡਿਆ ਹੋਇਆ ਸਿਫਤ ਵੀ ਹੈ ਇਹਦੇ ਵਿੱਚ ਬਹੁਤ ਬੜੀ ਜੇ ਭਗਤ ਬਣ ਜਾਵੇ ਇਹਦੇ ਵਰਗੀ ਸਿਫਤ ਨਹੀਂ ਕਿਸੇ ਦੀ ਫਿਰ ਇਹਦੀ ਸ਼ਲਾਘਾ ਵੀ ਉਹੀ ਹੈ ਜਿਹੇ ਜੀ ਸੱਚਖੰਡ ਦੀ ਸ਼ਲਾਘਾ ਹੋਈ ਜੀ ਭਗਤ ਦੀ ਸ਼ਲਾਘਾ ਇਹਦੀ ਸਿਫਤ ਵੀ ਵਿਸਮਾਨ ਕਰ ਦੇਣ ਵਾਲੀ ਹੈ ਜੇ ਸਿਫਤ ਇਹ ਜੀਵ ਦੀ ਜਿਹੜੀ ਸਿਫਤ ਹੈ ਨਾ ਜੇ ਹੋ ਜਵੇ ਇਹ ਸ਼ੁੱਧ ਫਿਰ ਇਹਦੀ ਸਿਫਤ ਆ ਉਹਦੀ ਸਿਫਤ ਇੱਕੋ ਹੀ ਹੈ ਫਿਰ ਇਹਦੀ ਬਰ ਕੋਈ ਜਿਹੜਾ ਇੱਕ ਜਾਦੇ ਨੇ ਇੱਕ ਹੋ ਜਾਣਾ ਇਹ ਕਹੋ ਕੇ ਨਿਰੰਕਾਰ ਹੈ ਫਿਰ ਆਪੇ ਸਾਰੇ ਨਿਰਾਕਾਰ ਦੀ ਸਿਫਤ ਇੱਕੋ ਹੀ ਹੋਗੀ ਬਰਾਬਰ ਹੋਗੀ ਬਸਮਾਲ ਹੈ ਸਿਫਤ ਸਲਾਹ ਜਿਹੜੀ ਆ ਗੁਰਬਾਣੀ ਕਰ ਰਹੀ ਹੈ ਇਹ ਵੀ ਬਿਸਮਾਤ ਦੇ ਕਰਨ ਵਾਲੀ ਹੈ ਸਿਫਤ ਬਿਸਮਾਤ ਸਲਾਹ ਬਿਸਵਾਦ ਉਜੜ ਬਿਸਵਾਦ ਰਾਹ ਉਜੜ ਪਏ ਹੋਏ ਨੇ ਲੋਕ ਫੁੱਟੇ ਪਾਸੇ ਨੇ ਕਿਉਂ ਪੈ ਗਏ ਕਿਵੇਂ ਪੈ ਗਏ ਜਿਹਨੂੰ ਸਮਝ ਆਉਂਦੀ ਹੈ ਉਹਦੇ ਵਾਸਤੇ ਬਿਸਮਾਤ ਹੈ ਸਭ ਕੁਝ ਲਿਖਿਆ ਹੋਇਆ ਹੈ ਗੁਰਦੁਆਰੇ ਫੇਰ ਜਾਣ ਕੇ ਉੱਜੜ ਪਏ ਹਨ ਜਾਣ ਬੂਝ ਕੇ ਬਾਵਰੇ ਕਾਜ ਵਗੜਿਓ ਉਹਨਾਂ ਨੇ ਜਾਣ ਬੁੱਝ ਕੇ ਕਾਜ ਵਗੜਿਆ ਹੋਇਆ ਹੈ ਕਮਲ ਕਮਲ ਜਿਹੜੇ ਉੱਤੇ ਬੈਠੇ ਨੇ ਉੱਚੀਆਂ ਪੋਸਟਾਂ ਤੇ ਅਕਾਲ ਤਖਤ ਦੇ ਜਹੇਦਾਰ ਹਰਮੰਦਰ ਸਾਹਿਬ ਜੀ ਨੂੰ ਸਭ ਪਤਾ ਹੈ ਉਹ ਸੰਗਤ ਦੇ ਮਤਲਬ ਦਾ ਉਪਦੇਸ਼ ਕਰਦੇ ਨੇ ਗੁਰੂ ਦੇ ਮਤਲਬ ਦਾ ਨਿਕਲ ਇਹ ਆ ਫਿਰ ਜਿਹੜੇ ਲੀਡਰ ਨੇ ਉਹਨਾਂ ਉਹਨਾਂ ਤੇ ਖਰਾਬ ਜਾਣ ਵਾਲੀ ਗੱਲ ਉਹ ਹੰਕਾਰੀ ਦੇ ਸ਼ਬਦ ਹੋ ਜਾਣ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਉਹ ਦਵਾ ਜਾ ਕੇ ਕੁਝ ਕਰ ਰਹੇ ਗੁਰੂ ਦਾ ਦਵਾ ਨਹੀਂ ਬਣੇ ਹੋਏ ਗੁਰੂ ਤੋਂ ਬੇਵਕੂਫ ਹੋ ਗਏ ਆਦਮੀ ਦਾ ਦਵਾ ਮੰਨ ਲਿਆ ਝੂਠ ਦਾ ਦਵਾ ਮੰਨ ਲਿਆ ਸੱਚ ਦਾ ਦਵਾ ਨਹੀਂ ਬਣੇ ਹੁਕਮ ਤੋਂ ਬਾਗੀ ਹੋ ਗਏ ਪਰਮੇਸ਼ਰ ਦੇ ਹੁਕਮ ਤੋਂ ਬਾਗੀ ਨੇ ਤੇ ਬਾਗੀ ਨੂੰ ਸਜ਼ਾ ਤੇ ਮਿਲੂਗੀ ਬਗਾਵਤ ਵਾਲੇ ਦੀ ਸਜ਼ਾ ਤਾਂ ਹੁੰਦੀ ਹੋਈ ਹੈ ਜਿੰਨਾ ਉੱਚੀ ਪੋਸਟ ਤੇ ਬੈਠਾ ਹੁੰਦਾ ਹੈ ਉਹਨੇ ਅਪਰਾਧ ਜ਼ਿਆਦਾ ਮੰਨੇ ਜਾਂਦੇ ਨੇ ਉੱਚੀ ਪੋਸਟ ਤੇ ਹੁੰਦਾ ਬੈਠਾ ਕਿਸੇ ਸੰਤ ਦਾ ਅਪਰਾਧ ਵੱਡਾ ਹੈ ਕਿਸੇ ਬੰਦੇ ਵਿਅਕਤੀ ਦਾ ਜਿਹੜਾ ਸੁਣ ਕੇ ਸੰਤ ਤੋਂ ਕੁਠੇਰਾ ਪੈ ਗਿਆ ਉਹਦਾ ਅਪਰਾਧ ਘੱਟ ਹੈ ਉਹ ਵੀ ਸਾਧ ਹੈ ਪੜਿਆ ਹੋਇਆ ਗੁਨਾਹਗਰ ਜਿਹੜਾ ਪ੍ਰਚਾਰ ਕਰ ਰਿਹਾ ਹੈ ਹੈਡ ਗ੍ਰੰਥੀ ਹੋ ਗਏ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਦਾ ਉਹ ਜਾਣ ਕੇ ਪ੍ਰਚਾਰ ਕਰ ਰਿਹਾ ਉਹਦਾ ਵੱਡਾ ਅਪਰਾਧ ਕੋਈ ਨਹੀਂ ਦੂਆ ਅਕਾਲ ਤਖਤ ਦਾ ਜਹਦਾਰ ਹੈ ਜੇ ਉਹ ਕੁਝ ਕਰ ਰਿਹਾ ਹੈ ਉਹ ਠੀਕ ਨਹੀਂ ਕਰ ਰਿਹਾ ਉਹ ਵੀ ਵੱਡਾ ਅਪਰਾਧੀ ਹੈ ਇਹਨਾਂ ਦੀ ਬਖਸ਼ਿਸ਼ ਕਿਤੇ ਨਹੀਂ ਹੋਣੀ ਪੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਰ ਅੱਜ ਲੋਕ ਉਹਨਾਂ ਦੀ ਗੱਲ ਮੰਨਦੇ ਨੇ ਇਹ ਅਕਾਲ ਤਖਤ ਦਾ ਜਹਦਾਰ ਹੈ ਆਮ ਲੋਕ ਗੱਲ ਮੰਨਦੇ ਨੇ ਵੀ ਇਹ ਹੈਡ ਗ੍ਰੰਥੀ ਹੈ ਉਹਨਾਂ ਦੀ ਗੱਲ ਨੂੰ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਆਮ ਲੋਕਾਂ 'ਚ ਅਪਰਾਧ ਵੀ ਫਿਰ ਉਹਨਾਂ ਤੇ ਜੋ ਉਲਟਾ ਪ੍ਰਚਾਰ ਹੋਇਆ ਅੰਤਕਾਲ ਕਾਤੀ ਉਹ ਬਾਸ ਨਰਕ ਬੋਲੀ ਇਹ ਉਹਨਾਂ ਤੇ ਲਾਗੂ ਹੈ ਚਾਹੇ ਉਹ ਗੁੱਸਾ ਕਰਨ ਕਰਦੇ ਰਹਿਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੱਚ ਕਹਿਤਾ ਗੁੱਸਾ ਕਰਕੇ ਕਿਸੇ ਨੇ ਕਿਸੇ ਭਗਤ ਦੀ ਟੱਕ ਨਹੀਂ ਤੋੜਤੀ ਕਰਦੇ ਰਹਿਣ ਗੁੱਸਾ ਸੱਚ ਸੱਚ ਬੋਲਿਆ ਜਾਂਦਾ ਇਹ ਉਹ ਦੱਸਣਾ ਇਹ ਹੈ ਨਹੀਂ ਗੁਰਬਾਣੀ ਲਿਖਦੀ ਹੈ ਕਹਿੰਦੀ ਹੈ ਕਿਹਦੇ ਵਾਸਤੇ ਕਹਿੰਦੀ ਹੈ ਪੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀ ਨਾ ਅੰਤਕਾਲ ਕਾਟੀ ਘਟਿਓ ਬਾਸ ਮੋ ਨਹੀਂ ਕਿਹਦੇ ਵਾਸਤੇ ਹੈ ਉਹ ਦੱਸ ਦੇਣ ਜੇ ਵਿਆਖਿਆ ਉਲਟਾ ਉਦੋਂ ਜਿਹੜੇ ਛੋਟੇ ਨੇ ਉਹਨਾਂ ਤੇ ਵੀ ਲਾਗੂ ਹੈ ਸੰਤਾਂ ਤੇ ਪਰ ਸਭ ਤੋਂ ਵੱਡੇ ਜਿਹੜੇ ਨੇ ਉਹਨਾਂ ਤੇ ਲਾਗੂ ਹੈ ਛੋਟੇ ਦਾ ਕਹਿੰਦੇ ਵੱਡੇ ਕਹਿੰਦੇ ਨੇ ਅਸੀਂ ਤਾਂ ਕਹਿੰਦੇ ਜੋ ਪ੍ਰਾਈਮ ਮਿਨਿਸਟਰ ਬੋਲਦਾ ਹੈ ਛੋਟਾ ਮਿਨਿਸਟਰ ਜਿਹੜਾ ਮਿਨਿਸਟਰ ਬੋਲ ਦੂਗਾ ਉਹ ਤਾਂ ਪ੍ਰਾਈਮ ਮਿਨਿਸਟਰ ਦੀ ਗੱਲੇ ਕਹਿ ਰਿਹਾ ਹੈ ਉਹ ਤਾਂ ਪਾਲਿਸੀ ਦੱਸ ਰਿਹਾ ਵੀ ਇਹ ਪਾਲਿਸੀ ਹੈ ਭਾਈ ਮੈਂ ਤਾਂ ਹੁਣ ਛੋਟਾ ਮਿਨਿਸਟਰ ਮੈਂ ਲੱਗਣਾ ਹੀ ਵੱਡਾ ਜਿਹੜਾ ਕਹਿ ਰਿਹਾ ਉਹ ਕਿਹਨੂੰ ਕਹੂਗਾ ਮੈਂ ਕਿਹਦਾ ਕਹਿ ਕਹਿ ਰਿਹਾ ਉਹ ਕਿਹਨੂੰ ਕਹੂਗਾ ਮੈਂ ਫਲਾਣੇ ਦਾ ਕਿਹਾ ਕਹਾਇਆ ਨੂੰ ਉਹ ਕਿੱਥੇ ਨੂੰ ਨਹੀਂ ਕਹਿ ਸਕਦਾ ਲੋਭ ਦਾ ਕਹਾਇਆ ਕਹਿ ਰਿਹਾ ਉਸ ਨੂੰ ਲੋਭ ਦਾ ਕਹਾਇਆ ਕਹਿ ਰਹੇ ਨੇ ਹੋ ਸਕਦਾ ਹੰਕਾਰ ਦਾ ਕਹਾਇਆ ਕਹਿਣਾ ਹੋ ਸਕਦਾ ਭਰਮ ਦਾ ਕਹਾਇਆ ਕਹਿਣਾ ਹੋ ਸਕਦਾ ਪਰ ਭਰਮ ਤਾਂ ਹੈ ਨਹੀਂ ਭਰਮ ਦਾ ਚੱਕ ਤਾਂ ਗੁਰਬਾਣੀ ਦੇ ਭਰਮ ਤਾਂ ਗੁਰਬਾਣੀ ਚੱਕਦੀ ਹੈ ਕੋਈ ਛੂਟ ਨਹੀਂ ਇਹਦੇ ਵਾਸਤੇ ਵਿਸਮਾਦ ਉਜੜ ਵਿਸਮਾਦ ਰਾਹ ਉਜੜ ਉਹ ਤੁਸੀਂ ਇੱਥੇ ਬੈਠ ਕੇ ਉਜੜ ਪਏ ਹੋਏ ਹੋ ਵਿਸਮਾਦ ਤਾਂ ਹੋਣਾ ਹੀ ਹੈ ਸਾਨੂੰ ਵਿਸਮਾਦ ਹੈ ਤੁਸੀਂ ਸਭ ਕੁਝ ਜਾਣਦੇ ਹੋ ਫਿਰ ਉਜੜ ਪਏ ਹੋਏ ਹੋ ਵਿਸਵਾਦ ਨਹੀਂ ਇਹ ਅਜੀਬ ਗੱਲ ਹੈ ਜਗਾਤਾ ਗੁਰਬਾਣੀ ਨੇ ਤੁਸੀਂ ਅੱਗੇ ਦੀ ਕਿ ਤੁਸੀਂ ਜਾ ਕੇ ਜਾਓਗੇ ਕਿਨੂੰ ਫਿਰ ਤੁਸੀਂ ਜੇ ਉਤਲੇ ਦੀ ਜਾਗੇ ਤਾਂ ਥੱਲੇ ਵਾਲੇ ਕਿਵੇਂ ਜਾਗਣਗੇ ਉਜੜ ਦਾ ਉਤਲੇ ਪਏ ਹੋਏ ਨੇ ਜਾਣ ਕੇ ਪਏ ਹੋਏ ਨੇ ਉਜੜ ਨੂੰ ਰਾਹ ਲੱਭਿਆ ਨਾ ਉਹ ਵਿਸਵਾਦ ਉਹ ਅਲੱਗ ਕਿਸਮ ਦਾ ਵਿਸਵਾਦ ਹੈ ਜਿਹਨੂੰ ਰਾਹ ਲੱਭਿਆ ਕਬੀਰ ਨੂੰ ਜਾਂ ਰਾਹ ਲੱਭਿਆ ਉਹਦੇ ਵਿਸਵਾਸ ਉਹਨੂੰ ਹੋਇਆ ਵੀ ਉਹ ਗੱਲ ਤਾਂ ਹੈ ਫਿਰ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ ਸ਼ਿਵਪੁਰੀ ਆਣਾ ਨੇ ਜਨਮ ਗਵਾਇਆ ਸੀ ਇਹ ਦੁਨੀਆ ਦਾ ਜਨਮ ਗਵਾ ਰਹੇ ਨੇ ਸਿੱਖੀ ਦਾ ਸਿੱਖਾਂ ਦਾ ਜਨਮ ਗਵਾ ਰਹੇ ਨੇ ਉਲਟਾ ਉਪਦੇਸ਼ ਕਰਕੇ ਪ੍ਰਚਾਰ ਜੇ ਨਾ ਰੁਕੇ ਇਹਨਾਂ ਦਾ ਵੀ ਜਨਮ ਗਵਾਇਆ ਇਹਨਾਂ ਦਾ ਆਪਣਾ ਦਾ ਗਵਾਇਆ ਹੋਇਆ ਗਿਆ ਇਹਨਾਂ ਦਾ ਆਪਣਾ ਤਾਂ ਕੋਈ ਰੌਲਾ ਨਹੀਂ ਆਪਣਾ ਤਾਂ ਕੋਈ ਆਇਆ ਹੋਇਆ ਹੈ ਵਿਸਮਾਦ ਨੇੜਾ ਹੈ ਵਿਸਮਾਦ ਦੂਰ ਵਿਸਮਾਦ ਨੇੜਾ ਹੈ ਵਿਸਮਾਦ ਦੂਰ ਜੇ ਕੋਈ ਨੇੜੇ ਮੰਨੇ ਤੇ ਸਰਬਵਿਆਪੀ ਹੈ ਜਿਹੜੀ ਜੀ ਸਰਬਵਿਆਪੀ ਹੈ ਨੇੜੇ ਹੀ ਹੈ ਫਿਰ ਦੂਰ ਕਿੱਥੇ ਜਿਹੜਾ ਨੇੜੇ ਮੰਨ ਲਵੇ ਉਹ ਵੀ ਵਿਸਮਾਦ ਹੈ ਦੂਰ ਬਤਾਵਤ ਪਾਇਆ ਢੀਰਾ ਢੇੜਿਓਂ ਪਾ ਲਿਆ ਜਿਹਨੂੰ ਦੂਰ ਦੱਸਦੇ ਸੀ ਜਿਹੜਾ ਦੂਰ ਮੰਨਦਾ ਉਹ ਵੀ ਬਿਸਮਾਦ ਉਹਨੂੰ ਲੱਭਣਾ ਹੀ ਹੈ ਨਹੀਂ ਦੂਰ ਜੇ ਮੰਨੀਏ ਇੰਨਾ ਦੂਰ ਹੋ ਜਾਂਦਾ ਹੈ ਕਿ ਬਿਸਮਾਦ ਹੈ ਲੱਭਦਾ ਹੀ ਨਹੀਂ ਹੈ ਬਾਹਰੋਂ ਢੋਲੋ ਲੱਭਣਾ ਹੀ ਹੈ ਨਹੀਂ ਤੇ ਲੱਭਣਾ ਹੈ ਨਹੀਂ ਉਹਨੂੰ ਬਿਸਮਾਦ ਹੋ ਜਾਣਾ ਜਿਹੜਾ ਬਾਹਰੋਂ ਲੱਭਦਾ ਉਹ ਵੀ ਹੈਰਾਨ ਹੈ ਜਿਹੜਾ ਅੰਦਰ ਨੂੰ ਲੱਭ ਗਿਆ ਉਹ ਵੀ ਹੈਰਾਨ ਹੈ ਉਹ ਦੋਏ ਬਿਸਮਾਦ ਚ ਨੇ ਦੂਰ ਕਿੰਨਾ ਹੈ ਜੇ ਦੂਰ ਬਣੀਏ ਉਹ ਵੀ ਬਿਸਮਾਦ ਵਾਲੀ ਗੱਲ ਹੈ ਡੇੜੇ ਕਿੰਨਾ ਹੈ ਜੇ ਡੇੜੇ ਬਣੀਏ ਕੋ ਕਬੀਰ ਹੱਥ ਪੇ ਡੇੜੇ ਉਂਗਲ ਕਰ ਸਕਦੇ ਵੀ ਆ ਖੜਾ ਆਰ ਪਾਰ ਹੈ ਉਤ ਹੈ ਜਿਹੜਾ ਸਾਰੇ ਵਿਆਪੀ ਹੈ ਉਤ ਪੋਤ ਪ੍ਰਭ ਸੋਈ ਸਾਰੇ ਜੋਤ ਬੋਧਾ ਦਾ ਬਿਸਮਾਦ ਦੇਖਿਆ ਹਾਜ਼ਰਾ ਹਜੂਰ ਬਿਸਮਾਲ ਜਦ ਹੁੰਦਾ ਹੈ ਜਦ ਹਾਜ਼ਰਾ ਹਜੂਰ ਦੇਖਦਾ ਖੜਾ ਆਪਣੇ ਅੰਦਰੇ ਦੇਖਦਾ ਬੋਲਦੇ ਨੂੰ ਜਦ ਪ੍ਰਗਟ ਹੋ ਜਾਂਦਾ ਖੜਾ ਅੰਦਰ ਤੇ ਫਿਰ ਤਾਂ ਬਿਸਮਾਲ ਹੋਣਾ ਹਾਜ਼ਰਾ ਹਜੂਰ ਅੰਦਰੋਂ ਹੋਇਆ ਤੇ ਬਾਹਰੋਂ ਤਾਂ ਕਿਸੇ ਨੂੰ ਲੱਭਿਆ ਨਹੀਂ ਕਹਾਣੀਆਂ ਸਭ ਹਾਲੀਆਂ ਬਣਾਈਆਂ ਹੋਈਆਂ ਨੇ ਸਾਖੀਆਂ ਸਭ ਬਾਹਰੋਂ ਦਰਸ਼ਨ ਦੀਆਂ ਨੇ ਬਾਹਰੋਂ ਦਾ ਕਿਸੇ ਵਿਅਕਤੀ ਦੇ ਦਰਸ਼ਨ ਹੋਣੇ ਨੇ ਉਹ ਸਾਖੀ ਨਾਨਕ ਸਰੀਆਂ ਨੇ ਨਾਨਕ ਨਾਲ ਵੀ ਜੋੜ ਲਈ ਨਾਨਕ ਨੇ ਪਰਮੇਸ਼ਰ ਬਣਾਤਾ ਕਿੱਡੇ ਫਰੌਡੀ ਆਦਮੀ ਨੇ ਗੁਰਮਤਿ ਦੇ ਖਿਲਾਫ ਆ ਸਾਰੀ ਗੱਲ ਦੁਬਾਰਾ ਸਸਣਾ ਦੇ ਨੂੰ ਪੈਸੇ ਦੇਣੇ ਹੀ ਨੇ ਪ੍ਰਚਾਰ ਦੇ ਪ੍ਰਚਾਰ ਦੇ ਪੈਸੇ ਸੰਗਤ ਨਹੀਂ ਲੈਂਦੇ ਸੰਗਤ 2-2 ਰੁਪਏ ਚਾਰ ਚੜ੍ਹ ਲਾਉ ਉਹ ਕਰੋਨਾ ਰੁਪਏ ਇਕੱਠੇ ਲੈਂਦੇ ਨੇ ਉਹ ਜਿੱਥੇ ਕਰੋੜ ਕਰੋੜ ਰੁਪਇਆ ਇਕੱਠਾ ਮਿਲ ਜਾਂਦਾ ਹੋਵੇ ਦਵਾਈਆਂ ਜਵਾਨੀਆਂ ਨੇ ਜ਼ਰੂਰ ਲੈਣੀਆਂ ਲੋਕਾਂ ਤੋਂ ਕੀ ਲੋੜ ਹੈ ਦਵਾਈਆਂ ਜਵਾਨੀਆਂ ਲੈਣ ਦੀ ਲੋਕ ਤਾਂ ਮਗਰ ਲਾਈਦੇ ਹੁੰਦੇ ਨੇ ਕਹਿ ਕੇ ਵੀ ਅਸੀਂ ਪੈਸੇ ਨਹੀਂ ਲੈਂਦੇ ਪੈਸੇ ਇਕੱਠੇ ਮਿਲ ਜਾਂਦੇ ਨੇ ਉਹਨਾਂ ਨੂੰ ਬਥੇਰੇ ਵੇਖ ਵਿਡਾਨ ਰਹਾ ਵਿਸਮਾਦ ਵੇਖ ਵਿਡਾਨ ਰਹਾ ਵਿਸਮਾਦ ਮੈਂ ਆਪਣੀ ਗੱਲ ਕਰਦਾ ਮੈਂ ਤੇਰਾ ਬੜਪਣ ਦੇਖ ਕੇ ਹਰ ਭਗਤੋ ਬੜਪਣ ਹੈ ਤੇਰਾ ਹਰ ਭਗਤੋ ਤੇਰਾ ਬੜਪਣ ਹਰ ਭਗਤੋ ਤੂੰ ਵੱਡਾ ਮੈਂ ਖੁਦ ਬਿਸਮਾਦ ਹੋਇਆ ਹਾਂ ਤੇਰਾ ਵੱਡਾਪਣ ਦੇਖ ਕੇ ਮੈਂ ਬਿਸਮਾਦ ਹਾਂ ਐਡਾ ਵੱਡਾ ਹੁੰਦਾ ਹੋਇਆ ਵੀ ਐਡੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ ਵੀ ਜਿਹੜੇ ਲੋਕ ਦਾਅਵੇ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਤੂੰ ਕੌਣ ਉਹਨਾਂ ਦਾਵਾ ਕਰਨ ਵਾਲਾ ਕਦੇ ਨਹੀਂ ਕਹਿੰਦੇ ਇੱਥੇ ਦਾਅਵੇ ਕਰਦੇ ਆ ਲੋਕ ਗੁਰੂ ਬਣਦੇ ਨੇ ਨਕਲੀ ਉਹਨਾਂ ਨੂੰ ਆ ਕੇ ਕਰਨੀ ਨਹੀਂ ਬਣਾਉਂਦਾ ਉਹਨੂੰ ਕਹਿੰਦਾ ਕੋਈ ਨਹੀਂ ਕਰੀ ਜਾਣਦੇ ਨਾਨਕ ਬੁੱਝਣ ਪੂਰੇ ਭਾਗ ਨਾਨਕ ਕਹਿੰਦਾ ਬੁੱਝਣ ਜਿਹੜਾ ਬੁੱਝਣਾ ਹੈ ਬੁੱਝਣ ਵਾਲਾ ਜਿਹੜਾ ਹੈ ਪੂਰੇ ਭਾਗ ਬੁੱਝਦੇ ਨੇ ਪੂਰੇ ਭਾਗ ਜਦੋਂ ਹੋ ਜਾਂਦੇ ਨੇ ਉਹ ਲੋਕ ਬੁੱਝਦੇ ਨੇ ਜਿਨ੍ਹਾਂ ਦੇ ਪੂਰੇ ਭਾਗ ਹੋ ਜਾਂਦੇ ਨੇ ਬੁੱਝਣ ਵਾਲੇ ਪੂਰੇ ਭਾਗ ਕਰਦੇ ਉਹਨਾਂ ਦੇ ਭਾਗ ਭਾਗ ਪੂਰਾ ਕੀ ਹੁੰਦਾ ਜਿਹਦੇ ਕਿਸੇ ਜਿਹਦਾ ਘੜਾ ਸਾਰਾ ਭਰ ਜਵੇ ਨਾ ਭਰ ਕੇ ਵੀ ਡੁੱਲਣ ਲੱਗ ਜਵੇ ਜਿਹਦਾ ਹਿਰਦਾ ਉਹਨਾਂ ਨਾ ਹੋਵੇ ਗਿਆਨ ਤੋਂ ਜਿਹਦੇ ਅੰਦਰ ਭਰਮ ਨਾ ਹੋਵੇ ਉਹਦੇ ਪੂਰੇ ਭਾਗ ਹੁੰਦੇ ਪੂਰੇ ਭਾਗ ਦੀ ਰੋਸ਼ਨੀ ਹੋਵੇ ਨਾਨਕ ਬੁੱਝਣ ਇਹ ਸਾਰਾ ਵਿਸਵਾਦ ਨੂੰ ਬੁੱਝਣ ਵਾਲੀ ਜਿਹੜੀ ਕਹਾਣੀ ਹੈ ਇਹ ਵਿਸਵਾਦ ਬੁੱਝਣ ਵਾਲੀ ਕਹਾਣੀ ਹੈ ਸਾਰੀ ਸਮਝਣ ਵਾਲੀ ਕਹਾਣੀ ਨਹੀਂ ਹੈ ਗੁਰਬਾਣੀ ਸਮਝਣ ਵਾਲੀ ਚੀਜ਼ ਨਹੀਂ ਹੈ ਕਿਸੇ ਹੱਦ ਤੱਕ ਸਮਝਣ ਵਾਲੀ ਹੈ ਨਿਰਾਕਾਰ ਜਿੱਥੇ ਆ ਜਾਂਦਾ ਨਾ ਪਿਓਰ ਗੱਲ ਨਿਰਾਕਾਰ ਉਹ ਬੁਝਣ ਵਾਲੀ ਹੋ ਸਾਰੀ ਹੋਰ ਹੋਰ ਗੱਲਾਂ ਜਿਹੜੀਆਂ ਪਰਮਾਨ ਨੇ ਸੰਸਾਰੀ ਉਹ ਸਮਝਣ ਵਾਲੇ ਨੇ ਅਸਲ ਗੱਲ ਜਿਹੜੀ ਬੁਝਣ ਵਾਲੀ ਹੈ ਰਾਜਾ ਰਾਮ ਦੀ ਕਹਾਣੀ ਬੁਝਣ ਵਾਲੀ ਹੈ ਸਾਰੀ ਜਾਣੀ ਜਾਣੀ ਨੇ ਰਾਜਾ ਰਾਮ ਦੀ ਕਹਾਣੀ